ਭਾਰਤੀ ਦਰਸ਼ਨ ਤੇ ਮੁਕਤੀ ਦਾ ਸਵਾਲ ਮੁਕਤੀ ਯਾਨੀ ਮੋਕਸ਼ ਦਾ ਸਵਾਲ ਹਾਂਜੀ ਬਲਜਿੰਦਰ ਜੀ ਅਸੀਂ ਆਪਣੇ ਇਸ ਵਿਸ਼ੇ ਤੇ ਆ ਰਹੇ ਹਾਂ ਭਾਰਤੀ ਦਰਸ਼ਨ ਤੇ ਮੁਕਤੀ ਦਾ ਸਵਾਲ ਔਰ ਭਾਰਤੀ ਦਰਸ਼ਨ ਦੀ ਮੋਟੀ ਜੀ ਇਹ ਅੱਜ ਦੇ ਲੈਕਚਰ 'ਚ ਵੀ ਸਿਰਫ ਉਹਦਾ ਨਾ ਆਊਟਲਾਈਨ ਜੀ ਖਿੱਚਾਂਗੇ ਤਾਂ ਕਿ ਆਪਣੇ ਇੱਕੇ ਵਾਰ ਇਕੱਠਾ ਆਪਣੇ ਦਿਮਾਗ 'ਚ ਇੱਕ ਨਕਸ਼ਾ ਆ ਸਕੇ ਕਿ ਭਾਰਤ 'ਚ ਦਰਸ਼ਨ ਦੀ ਸਥਿਤੀ ਕੀ ਸੀ ਉਹਦੀ ਵਿਆਖਿਆ ਵੱਖ-ਵੱਖ ਪਹਿਲੂਆਂ ਦੀ ਬਹੁਤ ਲੰਮੀ ਗੱਲ ਹੋ ਜਾਏਗੀ ਉਹ ਨਹੀਂ ਇੱਥੇ ਹੋ ਸਕਦੀ ਪਰ ਉਹਦੇ ਬਹੁਤੇ ਪਹਿਲੂਆਂ ਦੀ ਆਪਾਂ ਪਿਛਲੇ ਲੈਕਚਰਾਂ 'ਚ ਵਿਆਖਿਆ ਕਰ ਚੁੱਕੇ ਹਾਂ ਉਹਦੇ ਕੁਝ ਮਤਲਬ ਉਹਨੂੰ ਇਕੱਠੇ ਇੱਕ ਮਤਲਬ ਜਿਵੇਂ ਸਮਰੀ ਜੀ ਉਹਦੀ ਜਿਹੜੀ ਹੈਗੀ ਉਹ ਪੇਸ਼ ਕਰਾਂਗੇ ਔਰ ਮੁਕਤੀ ਦਾ ਸਵਾਲ ਕਿਉਂਕਿ ਭਾਰਤ ਵਿੱਚ ਬਹੁਤ ਮਹੱਤਵਪੂਰਨ ਰਿਹਾ ਹੈ ਤੇ ਅੱਜ ਅਸੀਂ ਜਿਸ ਮਨੁੱਖ ਦੀ ਮੁਕਤੀ ਦੀ ਗੱਲ ਕਰਦੇ ਹਾਂ ਆਪਣੇ ਲਈ ਵੀ ਉਹ ਬਹੁਤ ਮਹੱਤਵਪੂਰਨ ਰਿਹਾ ਪਰ ਇਹ ਕਿਹੜੀ ਮੁਕਤੀ ਸੀ ਕਿਹੜਾ ਮੋਕਸ਼ ਸੀ ਜਿਹਦੀ ਭਾਰਤੀ ਫਲਸਫੇ 'ਚ ਇੰਨਾ ਜ਼ਿਆਦਾ ਜ਼ਿਕਰ ਰਿਹਾ ਔਰ ਜਿਹਦੇ ਬਾਰੇ ਬੜੀ ਚਰਚਾ ਹਰ ਦਰਸ਼ਨ ਧਰਮ ਹਰ ਜਗ੍ਹਾ ਹੈ ਪਿਛਲੇ 10 ਲੈਕਚਰਾਂ ਵਿੱਚ ਅਸੀਂ ਭਾਰਤੀ ਦਰਸ਼ਨ ਦੇ ਵੱਖ-ਵੱਖ ਪਹਿਲੂਆਂ ਸੰਬੰਧੀ ਗੱਲ ਕਰ ਚੁੱਕੇ ਹਾਂ ਖਾਸ ਕਰਕੇ ਪ੍ਰਾਚੀਨ ਦਵੰਦਵਾਦ ਤੇ ਭਾਰਤੀ ਦਰਸ਼ਨ ਵਿੱਚ ਵਿਚਾਰਵਾਦ ਨੂੰ ਸਖਤ ਚੁਣੌਤੀ ਦਿੰਦੇ ਹੋਏ ਵਿਚਾਰ ਦਿੰਦਾ ਹੋਇਆ ਵਿਚਾਰਵਾਦ ਦਾ ਪ੍ਰਤੀਪੱਖ ਯਾਨੀ ਕਿ ਭੌਤਿਕਵਾਦ ਇਹਦੇ ਬਾਰੇ ਗੱਲ ਸਾਫ਼ ਕਰਦੇ ਅਸੀਂ ਕੁਝ ਇਸ ਤਰ੍ਹਾਂ ਦੇ ਸ਼ਬਦ ਲਗਾਤਾਰ ਵਰਤਦੇ ਭਾਰਤੀ ਦਰਸ਼ਨ ਦੀ ਇੱਕ ਪਰੰਪਰਾ ਰਹੀ ਆ ਭਾਰਤੀ ਦਰਸ਼ਨ ਵਿੱਚ ਹਰੇਕ ਦਰਸ਼ਨ ਦੀ ਧਾਰਾ ਹਰੇਕ ਫਲਸਫੀ ਦੀ ਧਾਰਾ ਆਪਣੀ ਗੱਲ ਕਰਨ ਲਈ ਆਪਣਾ ਪ੍ਰਤੀਪੱਖ ਤੈਅ ਕਰਦੀ ਉਹ ਆਪਣੇ ਪ੍ਰਤੀਪੱਖ ਦੀ ਵੀ ਪੂਰੀ ਵਿਆਖਿਆ ਕਰਕੇ ਉਹਦੇ ਇੱਕ ਇੱਕ ਜਿਹੜੀ ਹੈਗੀ ਉਹਦੀ ਧਾਰਨਾ ਨੂੰ ਰੱਦ ਕਰਕੇ ਆਪਣੀ ਧਾਰਨਾ ਦੀ ਪੁਸ਼ਟੀ ਕਰਦੀ ਹੈ ਪੱਖ ਪ੍ਰਤੀਪੱਖ ਦਾ ਜਿਹੜਾ ਸਿਧਾਂਤ ਹੈ ਭਾਰਤੀ ਦਰਸ਼ਨ ਦੀ ਆਪਣੀ ਇੱਕ ਮੌਲਕ ਵਿਸ਼ੇਸ਼ਤਾ ਹੈ ਇਸੇ ਤਰ੍ਹਾਂ ਜਦੋਂ ਵਿਚਾਰਵਾਦ ਦੀ ਗੱਲ ਕਰਦੇ ਹਾਂ ਜਿਹਦੇ ਬਾਰੇ ਆਪਾਂ ਪਿਛਲੇ ਲੰਮੇ ਲੈਕਚਰ ਦੇ ਚੁੱਕੇ ਹਾਂ ਵਿਚਾਰਵਾਦ ਤੇ ਜਦੋਂ ਵਿਚਾਰਵਾਦ ਦੇ ਪ੍ਰਤੀਪੱਖ ਦੀ ਗੱਲ ਕਰਦੇ ਹਾਂ ਤੇ ਉਹਦਾ ਮਤਲਬ ਭੌਤਿਕਵਾਦੀ ਦਰਸ਼ਨ ਹੈ ਤੇ ਉਹਨੂੰ ਅਸੀਂ ਸਿੱਧਾ ਭੌਤਿਕਵਾਦੀ ਦਰਸ਼ਨ ਦੀ ਬਜਾਏ ਵਿਚਾਰ ਪ੍ਰਤੀਪੱਖ ਕਿਉਂ ਵਿਚਾਰਵਾਦ ਦਾ ਕਈ ਵਾਰ ਆਨੇ ਆ ਜਾਂ ਵਿਚਾਰਵਾਦ ਨੂੰ ਭੌਤਿਕਵਾਦ ਦਾ ਪ੍ਰਤੀਪੱਖ ਕਿਉਂ ਆਨੇ ਆ ਕਿਉਂਕਿ ਉਹਨਾਂ ਦਾਰਸ਼ਨਿਕਾਂ ਨੇ ਪ੍ਰਤੀਪੱਖ ਦੇ ਤੌਰ ਤੇ ਉਹਨਾਂ ਨੂੰ ਬਕਾਇਦਾ ਮਤਲਬ ਜਿਹੜਾ ਹੈਗਾ ਸਾਹਮਣੇ ਲਿਆ ਕੇ ਉਹਦੀ ਇੱਕ ਇੱਕ ਧਾਰਨਾ ਦਾ ਖੰਡਨ ਕੀਤਾ ਜਿਹੜੇ ਸਾਡੇ ਭੌਤਿਕਵਾਦੀ ਦਾਰਸ਼ਨਿਕ ਨੇ ਉਹ ਵਿਚਾਰਵਾਦੀ ਧਾਰਨਾਵਾਂ ਨੂੰ ਆਪਣੇ ਪ੍ਰਤੀਪੱਖ ਦੇ ਤੌਰ ਤੇ ਤੈਅ ਕਰਕੇ ਉਹਨਾਂ ਦੀ ਇੱਕ ਇੱਕ ਧਾਰਨਾ ਦਾ ਖੰਡਨ ਕਰਦੇ ਇਸੇ ਤਰ੍ਹਾਂ ਜਿਹੜੇ ਭੌਤਿਕਵਾਦੀ ਦਰਸ਼ਨ ਦਰਸ਼ਨ ਵਾਲੇ ਜਿਹੜੇ ਹੈਗੇ ਉਹ ਵਿਚਾਰਵਾਦ ਦਾ ਖੰਡਨ ਕਰਦੇ ਔਰ ਵਿਚਾਰਵਾਦੀ ਦਰਸ਼ਨ ਸ਼ਾਸਤਰੀ ਉਹ ਭੌਤਿਕਵਾਦੀ ਪੋਜੀਸ਼ਨਾਂ ਦੀ ਨੂੰ ਬਕਾਇਦਾ ਮਤਲਬ ਜਿਹੜਾ ਹੈਗਾ ਸਾਹਮਣੇ ਪੇਸ਼ ਕਰਕੇ ਉਹਦੀ ਇੱਕ ਇੱਕ ਪਹਿਲੂ ਦਾ ਖੰਡਨ ਕਰਦੇ ਇਸ ਤਰ੍ਹਾਂ ਦਾ ਅਸੀਂ ਭੌਤਿਕਵਾਦ ਤੇ ਵਿਚਾਰਵਾਦ ਵਿੱਚ ਸੰਘਰਸ਼ ਵੇਨੇ ਸਾਰੇ ਭਾਰਤੀ ਦਾਰਸ਼ਨਿਕ ਜਿਹੜਾ ਹੈਗਾ ਦੌਰ ਆ ਦਰਸ਼ਨ ਸ਼ਾਸਤਰ ਦੀ ਜਿਹੜੀ ਹੈਗੀ ਇਤਿਹਾਸ ਹੈ ਉਹਦੇ ਵਿੱਚ ਔਰ ਇਸ ਵਾਸਤੇ ਇਹ ਅਸੀਂ ਕਹਿ ਰਹੇ ਕਿ ਪ੍ਰਾਚੀਨ ਦਵੰਦਵਾਦ ਦੇ ਬਾਰੇ ਵੀ ਅਸੀਂ ਲੈਕਚਰ ਦੇ ਚੁੱਕੇ ਹਾਂ ਪ੍ਰਾਚੀਨ ਭੌਤਿਕਵਾਦ ਬਾਰੇ ਵੀ ਔਰ ਖਾਸ ਕਰਕੇ ਜਿਹੜਾ ਹੈਗਾ ਵਿਚਾਰਵਾਦ ਦੇ ਪ੍ਰਤੀਪੱਖ ਦੇ ਤੌਰ ਤੇ ਭੌਤਿਕਵਾਦ ਦੀ ਬੜੀ ਸ਼ਾਨਦਾਰ ਪਰੰਪਰਾ ਸਾਡੇ ਭਾਰਤ ਵਿੱਚ ਮੌਜੂਦ ਆ ਕਿਉਂਕਿ ਇਹ ਕਿਉਂ ਕਹਿਣਾ ਪੈ ਰਿਹਾ ਬਹੁਤ ਸਾਰੇ ਧਾਰਨਾ ਪਾਈ ਜਾਂਦੀ ਹੈ ਕਿ ਭਾਰਤ ਅਧਿਆਤਮਵਾਦੀ ਦੇਸ਼ ਆ ਭਾਰਤ ਵਿਚਾਰਵਾਦੀ ਦੇਸ਼ ਆ ਕੁਝ ਗਲਤਫਹਿਮੀਆਂ ਰਾਧਾ ਕ੍ਰਿਸ਼ਨ ਜੀ ਨੇ ਪੈਦਾ ਕੀਤੀਆਂ ਬਹੁਤ ਸਾਰੇ ਵਿਦਵਾਨ ਤੇ ਵੀ ਭਾਰਤ ਵਿੱਚ ਜਿਹੜਾ ਹੈਗਾ ਸ਼ਾਇਦ ਕੋਈ ਇਸ ਤਰ੍ਹਾਂ ਦਾ ਦੇਸ਼ ਹੈ ਜਿਹਦੇ ਵਿੱਚ ਹਮੇਸ਼ਾ ਹੀ ਇੰਨਾ ਮੁੱਲਾਂ ਦੀ ਵਿਚਾਰਵਾਦ ਦੀ ਆਤਮਾ ਪਰਮਾਤਮਾ ਅਧਿਆਤਮ ਇਹਦੀ ਗੱਲ ਹੀ ਹੁੰਦੀ ਰਹੀ ਆ ਪਰ ਉਹ ਉਹਦੀ ਜਦੋਂ ਅਸੀਂ ਸਾਰੀ ਰੂਪ ਰੇਖਾ ਵੇਖਨੇ ਆ ਪਿੱਛੇ ਤੁਹਾਨੂੰ ਪੜਾਉਂਦੇ ਰਹੇ ਤੇ ਅਸਲੀਅਤ ਜਿਹੜੀ ਹੈਗੀ ਉਹ ਇਹ ਨਹੀਂ ਨਿਕਲਦੀ ਉਹ ਹੋ ਰਿਹਾ ਇਸ ਵਾਸਤੇ ਭਾਰਤ ਤੋਂ ਬਾਹਰ ਜਿਹੜਾ ਹੈਗਾ ਭਾਰਤ ਤੋਂ ਬਾਹਰ ਪ੍ਰਾਚੀਨ ਦਾਰਸ਼ਨਿਕ ਸਰਗਰਮੀਆਂ ਦੇ ਦੂਜੇ ਵੱਡੇ ਵੱਡੇ ਕੇਂਦਰ ਜਨਾਨੀ ਦਰਸ਼ਨ ਬਾਰੇ ਵੀ ਆਪਾਂ ਥੋੜੀ ਗੱਲ ਕੀਤੀ ਇੱਕ ਲੈਕਚਰ 'ਚ ਕਿਉਂਕਿ ਦਰਸ਼ਨ ਦੇ ਇਤਿਹਾਸ ਵਿੱਚ ਅਸੀਂ ਵੇਖਦੇ ਹਾਂ ਕਿ ਧਰਮ ਦੇ ਸੰਕੀਰਨ ਚਰਿੱਤਰ ਦੇ ਮੁਕਾਬਲੇ ਦਰਸ਼ਨ ਵਿੱਚ ਸ਼ੁਰੂ ਤੋਂ ਹੀ ਕਮਾਂਤਰੀ ਰੁਝਾਨ ਮੌਜੂਦ ਹੈ ਦਰਸ਼ਨ ਦੇ ਜਿੰਨੀਆਂ ਵੀ ਧਾਰਨਾਵਾਂ ਨੇ ਚਾਹੇ ਯੂਨਾਨੀ ਦਰਸ਼ਨ ਆ ਭਾਰਤੀ ਦਰਸ਼ਨ ਆ ਹੋਰ ਵੀ ਇਸਲਾਮਿਕ ਦਰਸ਼ਨ ਆ ਔਰ ਨਾਲ ਹੀ ਸਾਡੇ ਚਾਈਨੀਜ਼ ਦਰਸ਼ਨ ਸੀ ਤੇ ਇਹ ਸਾਰੇ ਜਿਹੜੇ ਇੱਕ ਦੂਜੇ ਤੇ ਲਗਾਤਾਰ ਹਰ ਪੀੜ ਦੌਰ ਵਿੱਚ ਇੱਕ ਦੂਜੇ ਤੇ ਅਸਰ ਪਾ ਰਹੇ ਨੇ ਇੱਕ ਦੂਜੇ ਦੀਆਂ ਧਾਰਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਆਦਾਨ ਪ੍ਰਦਾਨ ਹੁੰਦਾ ਉਹ ਅਸੀਂ ਪਿਛਲੇ ਇਤਿਹਾਸ ਤੁਹਾਨੂੰ ਪੜਾਉਂਦੇ ਰਹੇ ਉਹਦੇ ਚ ਅਸੀਂ ਵੇਖਿਆ ਔਰ ਵਿਸ਼ਵ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਹੋ ਰਹੀਆਂ ਦਾਰਸ਼ਨਿਕ ਸਰਗਰਮੀਆਂ ਮਤਲਬ ਲਗਾਤਾਰ ਪ੍ਰਭਾਵਿਤ ਕਰਦੀਆਂ ਰਹੀਆਂ ਹਨ ਅੱਜ ਅਸੀਂ ਭਾਰਤੀ ਦਰਸ਼ਨ ਦੀ ਮੋਟੀ-ਮੋਟੀ ਰੂਪਰੇਖਾ ਦੇ ਨਾਲ ਹੀ ਇਹ ਵੇਖਾਂਗੇ ਕਿ ਵਿਚਾਰਵਾਦ ਨਾਲ ਸਖਤ ਟੱਕਰ ਲੈਣ ਵਾਲੇ ਦਾਰਸ਼ਨਿਕ ਜਾਂ ਦਰਸ਼ਨ ਕਿਵੇਂ ਮੁਕਤੀ ਜਾਂ ਮੋਕਸ਼ ਦੇ ਸਵਾਲ ਤੇ ਆਪਣੀਆਂ ਦਾਰਸ਼ਨਿਕ ਪੋਜੀਸ਼ਨਾਂ ਤੋਂ ਹਿੱਲਦੇ ਨਜ਼ਰ ਆਉਂਦੇ ਆ ਇੱਕ ਬੜਾ ਮਹੱਤਵਪੂਰਨ ਸਵਾਲ ਹੈ ਕਿ ਜਦੋਂ ਮੁਕਤੀ ਤੇ ਮੋਕਸ਼ ਦਾ ਸਵਾਲ ਹੁੰਦਾ ਹੈ ਤੇ ਉਹ ਜਿਹੜੇ ਬੜੀ ਵੱਡੀ ਸਖਤ ਟੱਕਰ ਦੇਣ ਵਾਲੇ ਸਾਡੇ ਦਾਰਸ਼ਨਿਕ ਵੀ ਨੇ ਉਹ ਢੁਲਮੁਲ ਰਵਈਆ ਦਾ ਹਿੱਲਦੇ ਨਜ਼ਰ ਆਉਂਦੇ ਨੇ ਸਾਨੂੰ ਇਹ ਇੱਕ ਸਾਡੇ ਭਾਰਤੀ ਦਾਰਸ਼ਨਿਕ ਇਤਿਹਾਸ ਦੀ ਇੱਕ ਸਚਾਈ ਆ ਔਰ ਪਰ ਕੋਈ ਦਾਰਸ਼ਨਿਕ ਜਾਂ ਵਿਚਾਰਧਾਰਾ ਜਾਂ ਦਰਸ਼ਨ ਸ਼ਾਸਤਰ ਆਪਣੇ ਦੌਰ ਦੀ ਹੀ ਪੈਦਾਵਾਰ ਹੁੰਦਾ ਹੈ ਉਹ ਇਤਿਹਾਸ ਦੀ ਸੀਮਾ ਨੂੰ ਲੰਘ ਨਹੀਂ ਸਕਦਾ ਉਹ ਕਿਹੜੀ ਸੀਮਾ ਸੀ ਜਿਹੜੀ ਇਤਿਹਾਸ ਨੇ ਉਹਨਾਂ ਤੇ ਲਾਈ ਤੇ ਉਹਨਾਂ ਦੇ ਵਿੱਚ ਇੱਕ ਇੰਨੀ ਬੜੀ ਸ਼ਾਨਦਾਰ ਮਤਲਬ ਜਿਹੜੀ ਹੈਗੀ ਉਹਨਾਂ ਦੀਆਂ ਧਾਰਨਾਵਾਂ ਤੇ ਐਸੇ ਸਿਧਾਂਤ ਦੇਣ ਦੇ ਬਾਵਜੂਦ ਵੀ ਮੋਕਸ਼ ਦੇ ਸਵਾਲ ਤੇ ਆਣ ਕੇ ਉਹਨਾਂ ਨੂੰ ਇਹ ਜਿਹੜੀ ਹੈਗੀ ਇਹ ਸਮੱਸਿਆ ਹੁੰਦੀ ਸੀ ਕਿ ਉਹਨਾਂ ਨੂੰ ਆਪਣੀ ਗੱਲ ਨੂੰ ਗੋਲਮੋਲ ਕਰਨਾ ਪੈਂਦਾ ਸੀ ਅਸੀਂ ਜੇ ਮਾਰਕਸ ਦਾ ਹਵਾਲਾ ਦਈਏ ਤੇ ਮਾਰਕਸ ਦੇ ਅਨੁਸਾਰ ਹਰ ਸੱਚਾ ਦਰਸ਼ਨ ਆਪਣੇ ਸਮੇਂ ਦਾ ਬਹੁਤ ਖਸਾਰ ਹੈ ਉਹਦੀ ਕੋਟੇਸ਼ਨ ਦੇਣਾ ਮੈਂ ਦਰਸ਼ਨ ਵੇਤਾ ਜ਼ਮੀਨ ਵਿੱਚੋਂ ਖੁੰਬਾਂ ਵਾਂਗ ਨਹੀਂ ਉੱਗ ਪੈਂਦੇ ਉਹ ਆਪਣੇ ਸਮੇਂ ਦੀ ਆਪਣੀ ਕੌਮ ਦੀ ਉਪਜ ਹੁੰਦੇ ਹਨ ਜਿਨ੍ਹਾਂ ਦੇ ਅਤ ਸੂਖਮ ਵਡਮੁੱਲੇ ਅਤੇ ਅਦੇਖ ਨਿਚੋੜ ਦਰਸ਼ਨ ਦੇ ਵਿਚਾਰਾਂ ਵਿੱਚ ਵਹਿ ਤੁਰਦੇ ਹਨ ਜਿਹੜੀ ਭਾਵਨਾ ਮਜ਼ਦੂਰਾਂ ਦੇ ਹੱਥਾਂ ਨਾਲ ਰੇਲਾਂ ਦੀ ਅਸਾਰੀ ਕਰਦੀ ਹੈ ਉਹ ਹੀ ਦਰਸ਼ਨ ਵਿਤਾਵਾਂ ਦੇ ਦਿਮਾਗਾਂ ਵਿੱਚ ਦਾਰਸ਼ਨਿਕ ਪ੍ਰਣਾਲੀਆਂ ਦਾ ਨਿਰਮਾਣ ਕਰਦੀ ਹੈ ਦਰਸ਼ਨ ਦੀ ਹੋਂਦ ਉਸੇ ਤਰ੍ਹਾਂ ਸੰਸਾਰ ਤੋਂ ਬਾਹਰ ਨਹੀਂ ਜਿਵੇਂ ਦਿਮਾਗ ਦੀ ਹੋਂਦ ਮਨੁੱਖ ਤੋਂ ਬਾਹਰ ਨਹੀਂ ਪਰ ਦਰਸ਼ਨ ਨਿਰਸੰਦੇ ਜ਼ਮੀਨ ਉੱਪਰ ਆਪਣੇ ਪੈਰਾਂ ਤੇ ਖੜੋਣ ਤੋਂ ਪਹਿਲਾਂ ਦਿਮਾਗ ਰਾਹੀਂ ਸੰਸਾਰ ਵਿੱਚ ਵਿਦਮਾਨ ਹੁੰਦਾ ਹੈ ਅਤੇ ਮਨੁੱਖੀ ਸਰਗਰਮੀ ਦੇ ਬਹੁਤ ਸਾਰੇ ਦੂਜੇ ਖੇਤਰਾਂ ਨੇ ਇਹ ਧਿਆਨ ਦੇਣ ਵਾਲੀ ਗੱਲ ਹੈ ਮਨੁੱਖੀ ਸਰਗਰਮੀ ਦੇ ਬਹੁਤ ਸਾਰੇ ਦੂਜੇ ਖੇਤਰਾਂ ਨੇ ਆਪਣੇ ਪੈਰ ਉਸ ਤੋਂ ਢੇਰ ਚਿਰ ਪਹਿਲਾਂ ਜ਼ਮੀਨ ਵਿੱਚ ਗੱਡ ਲਏ ਹੁੰਦੇ ਨੇ ਅਤੇ ਆਪਣੇ ਹੱਥਾਂ ਨਾਲ ਸੰਸਾਰ ਦਾ ਫਲ ਤੋੜ ਲਿਆ ਹੁੰਦਾ ਜਦੋਂ ਉਹਨਾਂ ਨੂੰ ਇਸ ਗੱਲ ਦਾ ਕੋਈ ਥੋ ਲੱਗਦਾ ਹੈ ਕਿ ਸਿਰ ਵੀ ਇਸ ਸੰਸਾਰ ਨਾਲ ਸੰਬੰਧਿਤ ਹੈ ਜਾਂ ਇਹ ਸੰਸਾਰ ਸਿਰ ਦਾ ਸੰਸਾਰ ਹੈ ਇਹ ਮਾਰਕਸ ਦੇ ਦਰਸ਼ਨ ਬਾਰੇ ਕਿ ਦਰਸ਼ਨ ਦੇ ਇਤਿਹਾਸਿਕ ਪ੍ਰਸਥਿਤੀਆਂ ਨਾਲ ਸੰਬੰਧਾਂ ਬਾਰੇ ਜਿਹੜਾ ਹੈਗਾ ਉਹਦਾ ਇਹ ਲੱਖਾਂ ਸਾਲ ਪਹਿਲਾਂ ਮਨੁੱਖ ਪਸ਼ੂ ਜਗਤ ਤੋਂ ਅਲੱਗ ਹੁੰਦਾ ਆਪਾਂ ਬਾਰ-ਬਾਰ ਇਹਦੀ ਚਰਚਾ ਕਰ ਚੁੱਕੇ ਹਾਂ ਅਗਲੇ ਪੈਰਾਂ ਯਾਨੀ ਹੱਥਾਂ ਦੀ ਹੱਥਾਂ ਦਾ ਸੁਤੰਤਰ ਹੋਣਾ ਕਿਰਤ ਦੀ ਸਰਗਰਮੀ ਵਿੱਚ ਪੈਣਾ ਔਰ ਸਾਡੇ ਵੱਡ ਵਡੇਰੇ ਬਾਂਦਰ ਵਰਗੇ ਜਿਹੜਾ ਪਸ਼ੂ ਸੀ ਉਹਦੇ ਤੋਂ ਮਨੁੱਖ ਦਾ ਵਿਕਾਸ ਉਹਦੇ ਵਿੱਚ ਕਿਰਤ ਦਾ ਰੋਲ ਇਹਦੇ ਬਾਰੇ ਚਰਚਾ ਹੋ ਚੁੱਕੀ ਆ ਔਰ ਉਸੇ ਕਿਰਤ ਦੀ ਕਾ ਸਮੂਹਕ ਕਾਰਵਾਈ ਦੇ ਦੌਰਾਨ ਮੁੱਢਲੀ ਭਾਸ਼ਾ ਕਵਿਤਾ ਤੇ ਕਲਾ ਦਾ ਜਨਮ ਇਹਦਾ ਸਾਰੀਆਂ ਚੀਜ਼ਾਂ ਦਾ ਮੁੱਢ ਵੱਜਦਾ ਔਰ ਪ੍ਰਕਿਰਤਿਕ ਜਗਤ ਦਾ ਹਿੱਸਾ ਹੋਣ ਦੇ ਨਾਲ ਹੀ ਔਰ ਪ੍ਰਕਿਰਤੀ ਦਾ ਹਿੱਸਾ ਹੋਣ ਦੇ ਨਾਲ ਨਾਲ ਮਨੁੱਖ ਦਾ ਪ੍ਰਕਿਰਤੀ ਨਾਲ ਸੰਘਰਸ਼ ਵੀ ਸ਼ੁਰੂ ਹੋ ਜਾਂਦਾ ਇਹ ਇੱਕ ਅਲੱਗ ਵਿਸ਼ਾ ਹੈ ਔਰ ਮੁੱਢਲੇ ਆਦਮ ਵਿਸ਼ਵਾਸ ਜਿਉਂ ਹੀ ਮਨੁੱਖ ਮਨੁੱਖ ਮਨੁੱਖ ਬਣਨ ਦੀ ਕਿਰਿਆ 'ਚ ਪੈਂਦਾ ਪਸ਼ੂ ਜਗਤ ਤੋਂ ਅੱਡ ਹੁੰਦਾ ਉਹਦੇ ਕੁਝ ਮੁੱਢਲੇ ਆਦਮ ਵਿਸ਼ਵਾਸ ਜਿਹਦੀ ਚਰਚਾ ਧਰਮ ਦੇ ਲੇਖਾਂ ਵਿੱਚ ਕਸ਼ਮੀਰ ਜੀ ਕਰ ਚੁੱਕੇ ਨੇ ਟੋਟਮ ਤੇ ਜਾਦੂ ਮੈਜਿਕ ਜਿਹਨੂੰ ਆਨੇ ਆ ਉਹ ਉਹਨਾਂ ਦੇ ਦੌਰਾਂ 'ਚੋਂ ਲੰਘਦਾ ਹੋਇਆ ਜਿਉਂ ਹੀ ਉਤਪਾਦਕ ਸ਼ਕਤੀਆਂ ਦੇ ਵਿਕਾਸ ਦੇ ਇੱਕ ਖਾਸ ਪੜਾਅ ਤੇ ਮਨੁੱਖੀ ਸਮਾਜ ਜਮਾਤਾਂ ਵਿੱਚ ਵੰਡਿਆ ਗਿਆ ਸਮਾਜਿਕ ਚੇਤਨਾ ਦੇ ਵਿਕਾਸ ਨਾਲ ਸਮਾਜਿਕ ਚੇਤਨਾ ਦੇ ਰੂਪ ਵਜੋਂ ਹੀ ਦਰਸ਼ਨ ਤੇ ਧਰਮ ਦਾ ਉਦੈ ਹੋਇਆ ਦਰਸ਼ਨ ਤੇ ਧਰਮ ਦੀ ਉਤਪਤੀ ਉਸ ਦੌਰ ਦੀ ਪੈਦਾਵਾਰ ਹੈ ਜਦੋਂ ਸਮਾਜ ਜਮਾਤੀ ਜਮਾਤਾਂ ਵਿੱਚ ਵਿਭਾਜਿਤ ਹੋ ਜਾਂਦਾ ਹੈ ਯਾਨੀ ਕਿ ਜਮਾਤੀ ਸਮਾਜ ਦੀ ਉਤਪਤੀ ਹੋ ਜਾਂਦੀ ਆ ਉਦੋਂ ਪਹਿਲਾ ਦੌਰ ਜਿਹੜਾ ਹੈਗਾ ਉਹਦੇ ਵਿੱਚ ਅਸੀਂ ਟੋਟਮ ਜਾਦੂ ਉਹ ਸਾਰਾ ਮੈਜਿਕ ਉਹ ਸਾਰੀ ਜਿਹੜੇ ਵਿਸ਼ਵਾਸਾਂ ਦਾ ਦੌਰ ਅਸੀਂ ਵੇਖਦੇ ਹਾਂ ਪਰ ਧਰਮ ਤੇ ਦਰਸ਼ਨ ਸਭਤਾ ਦੇ ਯੁੱਗ ਯਾਨੀ ਕਿ ਜਮਾਤੀ ਸਮਾਜ ਦੇ ਦੌਰ ਦਾ ਵਰਤਾਰਾ ਹੈ ਸਭਤਾ ਦੇ ਬਾਲਪਣ ਵਿੱਚ ਵੇਦਾਂ ਦੀ ਰਚਨਾ ਹੋਈ ਜੇ ਭਾਰਤ ਦਾ ਜਿੱਥੋਂ ਤੱਕ ਸੰਦਰਭ ਆ ਰਿਗਵੇਦ ਸਾਮਵੇਦ ਯਜੁਰਵੇਦ ਤਿੰਨ ਵੇਦ ਸਨ ਬਹੁਤ ਲੰਮਾ ਸਮਾਂ ਤਿੰਨ ਵੇਦਾਂ ਦਾ ਹੀ ਜ਼ਿਕਰ ਹੁੰਦਾ ਰਿਹਾ ਔਰ ਇਹ ਚੌਥਾ ਵੇਦ ਅਥਰਵੇਦ ਜਿਹੜਾ ਹੈਗਾ ਲਗਭਗ ਬੁੱਧ ਦੇ ਦੌਰ ਦੇ ਨੇੜੇ ਤੇੜੇ ਦੀ ਬਾਅਦ ਚ ਜਿਹੜਾ ਹੈਗਾ ਔਰ ਇਹ ਜਿਹੜੇ ਪਹਿਲੇ ਵੇਦ ਵੀ ਨੇ ਉਹ ਬਹੁਤ ਲੰਮਾ ਲੰਮੀ ਪਰੰਪਰਾ ਉਹਨਾਂ ਦੀ ਜ਼ਬਾਨੀ ਬਾਅਦ ਚ ਜਾ ਕੇ ਲਿਪੀਬੱਧ ਹੋਏ ਜਦੋਂ ਭਾਸ਼ਾ ਦਾ ਲਿਪੀ ਦਾ ਵਿਕਾਸ ਹੋਇਆ ਔਰ ਵੇਦਾਂ ਨੂੰ ਸ਼ਬਦ ਦੇ ਸਹੀ ਅਰਥਾਂ ਵਿੱਚ ਦਰਸ਼ਨ ਦੀ ਕੋਟੀ ਵਿੱਚ ਨਹੀਂ ਰੱਖਿਆ ਜਾ ਸਕਦਾ ਹਾਲਾਂਕਿ ਬਾਅਦ ਵਿੱਚ ਕੁਝ ਬਾਅਦ ਦੇ ਕੁਝ ਸ਼ਲੋਕਾਂ ਵਿੱਚ ਦਾਰਸ਼ਨਿਕ ਰੁਝਾਨ ਸਾਨੂੰ ਮੌਜੂਦ ਹੁੰਦੇ ਆ ਉਹਦੀ ਆਪਾਂ ਜ਼ਿਕਰ ਆਪਾਂ ਵੇਦਾਂ ਦਾ ਜਦੋਂ ਲੈਕਚਰ ਦਿੱਤਾ ਹੈ ਉਹਦੇ ਵਿੱਚ ਕਰ ਚੁੱਕੇ ਆ ਕਿ ਥੋੜਾ ਜਿਹਾ ਹਾਲਾਂਕਿ ਵੇਦਾਂ ਦੀ ਸਾਰੀ ਰਚਨਾ ਦਾਰਸ਼ਨਿਕ ਕੋਟੀ ਵਿੱਚ ਨਹੀਂ ਹੁੰਦੀ ਦਾਰਸ਼ਨਿਕ ਵਿਦਾ ਨਹੀਂ ਅਸੀਂ ਉਹਨਾਂ ਨੂੰ ਕਹਿ ਸਕਦੇ ਔਰ ਉਸ ਤੋਂ ਬਾਅਦ ਜਿਉਂ ਹੀ ਜਿਹੜਾ ਹੈਗਾ ਇਹ ਦੌਰ ਹੈ ਇੱਕ ਬ੍ਰਾਹਮਣ ਵੇਦਾਂ ਦੇ ਨਾਲ ਹੀ ਹਰ ਵੇਦ ਦਾ ਜਿਹੜਾ ਹੈਗਾ ਉਹਨਾਂ ਦੇ ਨਾਲ ਉਹਨਾਂ ਦੇ ਸਹਾਇਕ ਗ੍ਰੰਥ ਰਚਨੇ ਸ਼ੁਰੂ ਹੋਏ ਗਏ ਹੋ ਗਏ ਔਰ ਜਿਵੇਂ ਕਿ ਮੈਂ ਪਹਿਲਾਂ ਕਿਹਾ ਜਿਉਂ-ਜਿਉਂ ਅਸੀਂ ਇਹਨਾਂ ਦੀ ਚਰਚਾ ਕਰਾਂਗੇ ਕਿ ਰਚਨਾਵਾਂ ਹੁੰਦੀਆਂ ਰਹੀਆਂ ਇਹ ਲਿਖਿਆ ਇਹ ਧਰਮ ਇਹ ਵਿਚਾਰਧਾਰਾ ਫਲਸਫੀ ਚ ਆਉਂਦੇ ਰਹੇ ਉਹਦਾ ਮਤਲਬ ਹੈ ਕਿ ਥੱਲੇ ਵਸਤੂਗਤ ਤੌਰ ਤੇ ਜਿਹੜਾ ਹੈਗਾ ਸਮਾਜ ਦੀ ਪਰਿਵਰਤਨ ਦੇ ਨਾਲ ਹੀ ਇਹਨਾਂ ਦੇ ਵਿੱਚ ਪਰਿਵਰਤਨ ਹੁੰਦੇ ਰਹੇ ਤੇ ਨਵੀਆਂ-ਨਵੀਆਂ ਚੀਜ਼ਾਂ ਆਉਂਦੀਆਂ ਰਹੀਆਂ ਕਿਉਂਕਿ ਸਮਾਜ ਦੇ ਵਿੱਚ ਜਿਉਂ ਹੀ ਮਤਲਬ ਜਿਹੜਾ ਹੈਗਾ ਇੱਕ ਦੌਰ ਜਿਹੜਾ ਹੁੰਦਾ ਹੈ ਕੋਈ ਆਦਮ ਸਾਮਵਾਦੀ ਜਿਹੜਾ ਦੌਰ ਆ ਉਹਦੇ ਵਿੱਚ ਤਬਦੀਲੀ ਹੋਣੀ ਸ਼ੁਰੂ ਹੁੰਦੀ ਆ ਉਹ ਜਮਾਤੀ ਦੌਰ ਵੱਲ ਨੂੰ ਵੱਧਦਾ ਗੁਲਾਮਦਾਰੀ ਇਹ ਸਾਰੇ ਦੌਰ ਦੇ ਅਲੱਗ-ਅਲੱਗ ਪੜਾਵਾਂ ਤੇ ਸਾਰੀਆਂ ਚੀਜ਼ਾਂ ਆਉਂਦੀਆਂ ਮੁੱਢਲੇ ਦੌਰ ਵਿੱਚ ਵੇਦਾਂ ਤੋਂ ਬਾਅਦ ਬ੍ਰਾਹਮਣ ਗ੍ਰੰਥ ਆਉਂਦੇ ਨੇ ਜਿਨ੍ਹਾਂ ਅਸੀਂ ਜ਼ਿਕਰ ਕਰ ਚੁੱਕੇ ਹਾਂ ਔਰ ਆਰਨਿਕ ਜਾਂ ਜਿਨ੍ਹਾਂ ਨੂੰ ਪ੍ਰਾਣ ਕਿਹਾ ਜਾਂਦਾ ਪੰਜਾਬੀ 'ਚ ਔਰ ਇਹਨਾਂ ਦੇ ਵੇਦ ਬ੍ਰਾਹਮਣ ਤੇ ਕੇ ਤੇ ਇਹਨਾਂ ਦੇ ਅੰਤ ਵਿੱਚ ਵੇਦਾਂਤ ਉਪਨਿਸ਼ਦਾਂ ਦੀ ਰਚਨਾ ਹੁੰਦੀ ਉਪਨਿਸ਼ਦ ਐਸੀਆਂ ਰਚਨਾਵਾਂ ਗ੍ਰੰਥ ਨੇ ਜਿਨ੍ਹਾਂ ਨੂੰ ਭਾਰਤ ਦੇ ਇਤਿਹਾਸ ਵਿੱਚ ਪਹਿਲੇ ਦਾਰਸ਼ਨਿਕ ਮਤਲਬ ਜਿਹੜਾ ਹੈਗਾ ਵਿਚਾਰਵਾਦ ਦੇ ਪੈਂਤਰੇ ਤੋਂ ਪਹਿਲੇ ਜਿਹੜੇ ਦਾਰਸ਼ਨਿਕ ਗ੍ਰੰਥ ਕਿਹਾ ਜਾ ਸਕਦਾ ਜਿਨ੍ਹਾਂ 'ਚ ਦਰਸ਼ਨ ਸ਼ਾਸਤਰ ਦੀਆਂ ਸਮੱਸਿਆਵਾਂ ਨੂੰ ਜਿਹੜਾ ਹੈਗਾ ਵਿਚਾਰਵਾਦੀ ਦ੍ਰਿਸ਼ਟੀਕੋਣ ਤੋਂ ਪਹਿਲੀ ਵਾਰ ਨਜਿੱਠਿਆ ਗਿਆ ਭਾਰਤ ਵਿੱਚ ਔਰ ਜਿਨੇ ਉਹ ਦਰਸ਼ਨ ਸ਼ਾਸਤਰ ਵਿਚਾਰਵਾਦੀ ਦਰਸ਼ਨ ਦੀ ਜਿਹੜੀ ਹੈਗੀ ਉਹ ਪਹਿਲੇ ਗ੍ਰੰਥ ਇਹਨਾਂ ਨੂੰ ਵੇਦਾਂਤ ਵੀ ਕਿਹਾ ਜਾਂਦਾ ਵੇਦਾਂਤ ਦਾ ਮਤਲਬ ਵੇਦਾਂ ਦੇ ਅੰਤ ਵਿੱਚ ਵੇਦਾਂ ਦੇ ਅੰਤ ਵਾਲਾ ਜਿਹੜਾ ਹਿੱਸਾ ਯਾਨੀ ਉਹਨਾਂ ਦੇ ਨਾਲ ਹੀ ਔਰ ਇਸ ਵਾਸਤੇ ਵੇਦਾਂਤ ਅਸੀਂ ਇਹਨਾਂ ਨੂੰ ਉਹਨਾਂ ਦੇ ਬਾਰੇ ਵੀ ਪੂਰਾ ਲੈਕਚਰ ਆਪਾਂ ਦੇ ਚੁੱਕੇ ਹਾਂ ਸਾਰੇ ਉਪਨਿਸ਼ਦਾਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਆ ਔਰ ਉਪਨਿਸ਼ਦਾਂ ਵਿੱਚ ਹੀ ਵਿਚਾਰਵਾਦੀ ਦਰਸ਼ਨ ਦੀ ਜਿਹੜੀ ਹੈਗੀ ਬੁਨਿਆਦੀ ਜਿਹੜੀਆਂ ਧਾਰਨਾਵਾਂ ਪੇਸ਼ ਕੀਤੀਆਂ ਗਈਆਂ ਬ੍ਰਹਮ ਗਿਆਨ ਦੀ ਧਾਰਨਾ ਜਨਮ ਮਰਨ ਦੀ ਧਾਰਨਾ ਪੁਨਰ ਜਨਮ ਦੀ ਧਾਰਨਾ ਇਹ ਸਾਰੀਆਂ ਜਿਹੜੀਆਂ ਹੈਗੀਆਂ ਵੇਦਾਂ ਵਿੱਚ ਉਪਨਿਸ਼ਦਾਂ ਵਿੱਚ ਜਿਹੜੀਆਂ ਹੈਗੀਆਂ ਉਹ ਤਾਂ ਸਾਡੇ ਦਾਰਸ਼ਨਿਕਾਂ ਨੇ ਲੈ ਕੇ ਆਂਦੀਆਂ ਮੁੱਢਲਾ ਸਾਮਵਾਦੀ ਕਬੈਲੀ ਸਮਾਜ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਦੀ ਬਦੌਲਤ ਦਾਸ ਪ੍ਰਥਾ ਵਾਲੇ ਸਮਾਜ ਵਿੱਚ ਬਦਲ ਰਿਹਾ ਸੀ ਔਰ ਆਦਮ ਸਾਮਵਾਦੀ ਸਮਾਜ ਤੋਂ ਗੁਲਾਮਦਾਰੀ ਵਿੱਚ ਤਬਦੀਲੀ ਦੇ ਲੰਬੇ ਦੌਰ ਦੀ ਰਚਨਾ ਹਨ ਵੇਦ ਜਿਵੇਂ ਜਿਵੇਂ ਪੈਦਾਵਾਰੀ ਸ਼ਕਤੀਆਂ ਦਾ ਵਿਕਾਸ ਹੋਇਆ ਪਹਿਲਾਂ ਪ੍ਰਕਿਰਤੀ ਦੀ ਗੁਲਾਮੀ ਦੇ ਦੌਰ ਦੇ ਬਰਾਬਰੀ ਦੇ ਸਬੰਧਾਂ ਦਾ ਭੌਤਿਕ ਆਧਾਰ ਖਤਮ ਹੋਣ ਲੱਗਾ ਜਿਉਂ-ਜਿਉਂ ਸਮਾਜ ਅੱਗੇ ਵਧਦਾ ਔਰ ਉਤਪਾਦਨ ਵਿੱਚ ਵਾਧਾ ਹੁੰਦਾ ਪ੍ਰਕਿਰਤੀ ਦਾ ਗੁਲਾਮ ਮਨੁੱਖ ਹੈ ਪਰ ਮਨੁੱਖ ਮਨੁੱਖ ਬਰਾਬਰ ਨੇ ਉਹਨੂੰ ਆਦਮ ਸਾਮਵਾਦੀ ਜਿਹੜੀ ਹੈਗੀ ਵਿਵਸਥਾ ਕਿਹਾ ਜਾਂਦਾ ਜਿਉਂ ਹੀ ਪੈਦਾਵਾਰੀ ਸ਼ਕਤੀਆਂ ਦਾ ਵਿਕਾਸ ਹੁੰਦਾ ਉਹਦਾ ਭੌਤਿਕ ਆਧਾਰ ਥੱਲੇੋਂ ਜਿਹੜਾ ਹੈਗਾ ਉਹ ਬਰਾਬਰੀ ਵਾਲਾ ਤਿਰਕਣਾ ਸ਼ੁਰੂ ਹੋ ਜਾਂਦਾ ਔਰ ਸਮਾਜ ਹੌਲੀ-ਹੌਲੀ ਕਬੈਲੀ ਗਣਤੰਤਰ ਤੋਂ ਗੁਲਾਮਦਾਰੀ ਵਾਲੇ ਜਮਾਤੀ ਸਮਾਜ ਵਿੱਚ ਤਬਦੀਲ ਹੋਣਾ ਸ਼ੁਰੂ ਹੁੰਦਾ ਤੇ ਰਾਜ ਦਾ ਮੁੱਢ ਵੱਜਦਾ ਰਾਜ ਦੀ ਉਤਪਤੀ ਹੁੰਦੀ ਜਦੋਂ ਸਮਾਜ ਲੁੱਟਣ ਵਾਲਿਆਂ ਤੇ ਲੁੱਟੇ ਜਾਣਿਆਂ ਵਿੱਚ ਵੰਡਿਆ ਗਿਆ ਤਾਂ ਹਾਕਮਾਂ ਲਈ ਇਹ ਸੰਭਵ ਨਹੀਂ ਸੀ ਕਿ ਸਿਰਫ ਹਥਿਆਰਾਂ ਦੇ ਬਲ ਨਾਲ ਵਿਸ਼ਾਲ ਲੁੱਟੀ ਜਾਣ ਵਾਲੀ ਜਨਤਾ ਨੂੰ ਕਾਬੂ ਰੱਖ ਸਕਣ ਜਦੋਂ ਪਹਿਲਾਂ ਬਰਾਬਰੀ ਦਾ ਸਮਾਜ ਆ ਫਿਰ ਜਦੋਂ ਵਿਭਾਜਿਤ ਹੋ ਜਾਂਦਾ ਤੇ ਹਾਕਮਾਂ ਲਈ ਇਹ ਬਹੁਤ ਔਖਾ ਸੀ ਕਿ ਜਦੋਂ ਗੈਰ ਬਰਾਬਰੀ ਵਾਲੇ ਸਮਾਜ 'ਚ ਵੀ ਉਹਨਾਂ ਨੂੰ ਜਿਹੜਾ ਹੈਗਾ ਤਾਜ਼ਾ ਤਾਜ਼ਾ ਜਿਹੜੇ ਜਿਨ੍ਹਾਂ ਦੀ ਯਾਦਾਸ਼ਤ ਜੇ ਪਿਛਲੀ ਬਰਾਬਰੀ ਦੇ ਸੰਕਲਪ ਮੌਜੂਦ ਨੇ ਗਿਣਤੀ 'ਚ ਉਹਨਾਂ ਨੂੰ ਉਹ ਗਿਣਤੀ 'ਚ ਤੇ ਹਮੇਸ਼ਾ ਹੀ ਥੋੜੇ ਰਹੇ ਲੁੱਟਣ ਵਾਲੇ ਉਹਨਾਂ ਨੂੰ ਸਿਰਫ ਹਥਿਆਰਾਂ ਦੇ ਬਲ ਨਾਲ ਰਾਜ ਦੇ ਤਾਂ ਉਹਦੇ ਨਾਲ ਹੀ ਉਹਨਾਂ ਨੂੰ ਕਰ ਸਕੇ ਇਸ ਵਾਸਤੇ ਹਥਿਆਰਬੰਦ ਸੰਗਠਨ ਰਾਜ ਦੀ ਉਤਪਤੀ ਤਾਂ ਹੋ ਗਈ ਹਥਿਆਰਾਂ ਦਾ ਬਲ ਵੀ ਵਰਤਿਆ ਗਿਆ ਪਰ ਬੌਧਿਕ ਬਲ ਨਾਲ ਲੈਸ ਹੋ ਕੇ ਧਰਮ ਤੇ ਦਰਸ਼ਨ ਉਹਦੀ ਸਹਾਇਤਾ ਲਈ ਉਹਨਾਂ ਜਿਹੜਾ ਹੈਗਾ ਉਹਨਾਂ ਦਾ ਜ਼ਰੂਰੀ ਹੋ ਗਿਆ ਉਹਨਾਂ ਦਾ ਉਦੈ ਹੋ ਗਿਆ ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਥੱਲੇ ਭੌਤਿਕ ਹਾਲਤ ਤਿਆਰ ਕਰਦੇ ਉਦੋਂ ਹੀ ਉਹ ਪੈਦਾ ਹੁੰਦੀ ਆ ਧਰਮ ਤੇ ਦਰਸ਼ਨ ਜਿਹੜਾ ਹੈਗਾ ਉਹ ਆ ਹਾਜ਼ਰ ਹੋਏ ਉਪਨਿਸ਼ਦਾਂ ਵਿੱਚਲਾ ਵਿਚਾਰਵਾਦੀ ਦਰਸ਼ਨ ਇਸੇ ਦੌਰ ਦਾ ਦਰਸ਼ਨ ਹੈ ਉਸ ਮੁੱਢਲੇ ਦੌਰ ਦੀ ਦੌਰ ਦੇ ਵਿੱਚ ਜਿਹੜੀਆਂ ਖੋਜਾਂ ਹੋਈਆਂ ਮਨੁੱਖ ਨੇ ਕੀਤੀਆਂ ਤੇ ਵਿਗਿਆਨਕ ਵਿਕਾਸ ਨੂੰ ਉਸ ਦੌਰ ਦਾ ਕਹਿ ਸਕਦੇ ਆ ਮਨੁੱਖੀ ਦਿਮਾਗ ਨੂੰ ਉੱਚੀ ਉਡਾਨ ਭਰਨ ਲਈ ਵਸਤੂਗਤ ਆਧਾਰ ਮਿਆ ਕੀਤਾ ਮਨੁੱਖੀ ਫਿਰ ਬਹੁਤ ਕਡਾਰੀ ਵੀ ਉਹਦੀ ਕੁਦਰਤ ਦੀ ਜਿਹੜੀ ਹੈਗੀ ਆ ਨਾਲੋਂ ਤਾਂ ਜਿਉਂ ਹੀ ਨਾੜੂ ਕੱਟਿਆ ਜਾਂਦਾ ਤੇ ਉਹਦੀ ਬਹੁਤ ਕਡਾਨ ਜਿਹੜੀ ਹੈਗੀ ਉਹ ਡਾਰੀ ਮਾਰਦੀ ਆ ਔਰ ਉਹ ਉਸ ਦੌਰ ਦੀ ਬਹੁਤ ਸਰਗਰਮੀ ਆ ਜਦੋਂ ਇਹ ਉਪਨਿਸ਼ਦਾਂ ਦੀ ਰਚਨਾ ਹੋਈ ਔਰ ਅਸੀਂ ਇਸ ਬਾਰੇ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਪਰੰਤੂ ਭਾਰਤ ਵਿੱਚ ਵਿਚਾਰਵਾਦੀ ਦਰਸ਼ਨ ਜਿਹੜੀ ਜ਼ਰੂਰੀ ਗੱਲ ਹੈ ਜਿਹੜੀ ਬਾਰ-ਬਾਰ ਅਸੀਂ ਸ਼ੁਰੂ ਚ ਹੀ ਕਰਨ ਭਾਰਤ ਵਿੱਚ ਇਹ ਜਿਹੜਾ ਅੱਛਾ ਵਿਚਾਰਵਾਦੀ ਦਰਸ਼ਨ ਅਚਾਨਕ ਮਤਲਬ ਇਸ ਤਰ੍ਹਾਂ ਨਹੀਂ ਵੀ ਆਪਣੇ ਤੌਰ ਤੇ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਜਨਮ ਤੋਂ ਹੀ ਚੁਣੌਤੀ ਤੋਂ ਮੁਕਤ ਨਹੀਂ ਸੀ ਇਹਨੂੰ ਬੜੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਔਰ ਦਰਸ਼ਨ ਦਾ ਇਤਿਹਾਸ ਵਿਚਾਰਵਾਦੀ ਦਰਸ਼ਨ ਤੇ ਉਸ ਦੇ ਪ੍ਰਤੀਪੱਖ ਭੌਤਿਕਵਾਦੀ ਦਰਸ਼ਨ ਦੇ ਸੰਘਰਸ਼ਾਂ ਦਾ ਇਤਿਹਾਸ ਹੈ ਔਰ ਸ਼ੁਰੂ ਤੋਂ ਹੀ ਇਸ ਨੂੰ ਭੌਤਿਕਵਾਦੀ ਦਰਸ਼ਨ ਚਾਰਵਾਕ ਵੱਲੋਂ ਸਖਤ ਚੁਣੌਤੀ ਮਿਲਦੀ ਰਹੀ ਜਿਹੜੀ ਸਭ ਤੋਂ ਪਹਿਲੀ ਚੁਣੌਤੀ ਮਿਲਦੀ ਉਹ ਚਾਰ ਵਾਕ ਦਰਸ਼ਨ ਵੱਲੋਂ ਮਿਲਦੀ ਦੂਜਾ ਵੱਡਾ ਵਿਰੋਧ ਉਸ ਮੁੱਢ ਆਦਮ ਸਮਾਜ ਚ ਸਾਖ ਦਰਸ਼ਨ ਵੱਲੋਂ ਆਇਆ ਸਾਖ ਦਰਸ਼ਨ ਵੱਲੋਂ ਆਇਆ ਜਿਨੇ ਜਿਸ ਦੇ ਪ੍ਰਕਿਰਤੀ ਤੇ ਪੁਰਸ਼ ਦੇ ਸਿਧਾਂਤ ਨੇ ਵਿਚਾਰਵਾਦੀ ਪੋਜੀਸ਼ਨਾਂ ਦੇ ਖੋਖਲੇਪਨ ਨੂੰ ਬੜੀ ਬੁਰੀ ਬੁਰੀ ਤਰ੍ਹਾਂ ਬੇਪਰਦ ਕੀਤਾ ਇਹ ਸਾਖ ਔਰ ਕਪਲ ਇਸ ਪੱਧਰ ਦੇ ઋષਿ ਸਨ ਸਾਖ ਦੇ ਸਾਖ ਦੇ ਲੇਖ ਨੇ ਜਿਹੜੇ ਸਾਖ ਦਰਸ਼ਨ ਦੇ ਕਿ ਕਪਲ ਇਹਦੇ ਬਾਵਜੂਦ ਕਿ ਵਿਚਾਰਵਾਦ ਦੇ ਘੋਰ ਦੁਸ਼ਮਣਾਂ ਦੀ ਕਤਾਰ ਵਿੱਚ ਨੇ ਪਰ ਇਹਦੇ ਬਾਵਜੂਦ ਵੀ ਉਹਨਾਂ ਦਾ ਵਿਦਵਤਾ ਦਾ ਉਸ ਸਮੇਂ ਮਤਲਬ ਇਸ ਤਰ੍ਹਾਂ ਦਾ ਪ੍ਰਭਾਵ ਸੀ ਕਿ ਖੁਦ ਉਪਨਿਸ਼ਦਾਂ ਦੇ ਹੋਰ ਜਿਹੜੇ ਹੈਗੇ ਸੀ ਵਿਚਾਰਵਾਦੀ ਦਰਸ਼ਨ ਦੀਆਂ ਜਿੰਨੀਆਂ ਕਿਤਾਬਾਂ ਨੇ ਉਹਦੇ 'ਚ ਉਹਨਾਂ ਦਾ ਅਪਮਾਨ ਕਰਨ ਦੀ ਹਿੰਮਤ ਨਹੀਂ ਕਰ ਸਕੇ ਉਹਨਾਂ ਨੂੰ ਰਿਸ਼ੀਆਂ ਦੀ ਕੋਟੀ ਵਿੱਚ ਇਹ ਰੱਖਦੇ ਰਹੇ ਨੇ ਔਰ ਉਪਨਿਸ਼ਦਾਂ ਦੇ ਦੌਰ ਵਿੱਚ ਇਸ ਦੇ ਕਰਤਾ ਲਿਖਣ ਵਾਲੇ ਇਹ ਦਾਵਾ ਕਰਦੇ ਸਨ ਕਿ ਉਹ ਵੇਦਾਂ ਦੀਆਂ ਰਚਨਾਵਾਂ ਦੇ ਗੁੱਝੇ ਅਰਥਾਂ ਦਾ ਭੇਤ ਜਾਣਦੇ ਹਨ ਇਹਨੂੰ ਗੁਪਤ ਗਿਆਨ ਕਿਹਾ ਜਾਂਦਾ ਸੀ ਗੁੱਝੇ ਅਰਥਾਂ ਜਾਂ ਗੁਪਤ ਗਿਆਨ ਦੀ ਵਿਆਖਿਆ ਕਰਦੇ ਨੇ ਔਰ ਉਪਨਿਸ਼ਦਾਂ ਉਪਨਿਸ਼ਦ ਰਚੇ ਜਾ ਰਹੇ ਸਨ ਤੇ ਉਹਦੇ ਵਿੱਚ ਇਹ ਵਿਆਖਿਆ ਕੀਤੀ ਜਾ ਰਹੀ ਸੀ ਉਹਦੇ ਵਿੱਚ ਉਹ ਆਪਣੇ ਜਮਾਤੀ ਪੈਂਤੜੇ ਤੋਂ ਵੇਦਾਂ ਦੇ ਸ਼ਲੋਕਾਂ ਦੇ ਆਪਣੀ ਮਰਜ਼ੀ ਦੇ ਅਰਥ ਜਿਹੜਾ ਹੈਗਾ ਉਹ ਕਰਨ ਦਾ ਹੀ ਜਿਹੜੀ ਸਾਰੀਆਂ ਲਿਖਤਾਂ ਨੇ ਉਹ ਉਪਨਿਸ਼ਦ ਨੇ ਔਰ ਉਹਨੂੰ ਉਹ ਇਹਨੂੰ ਕਹਿੰਦੇ ਉਪਨਿਸ਼ਦਾਂ ਦੀ ਔਰ ਇਹ ਉਪਨਿਸ਼ਦਾਂ ਦਾ ਬ੍ਰਹਮ ਗਿਆਨ ਸੀ ਔਰ ਇਹ ਕਿਹਾ ਜਾਂਦਾ ਹੈ ਕਿ ਬ੍ਰਹਮ ਗਿਆਨ ਨਾਲ ਹੀ ਬ੍ਰਹਮ ਗਿਆਨ ਕੁਝ ਲੋਕਾਂ ਲਈ ਸੁਰੱਖਿਅਤ ਹੋ ਗਿਆ ਹਰ ਆਦਮੀ ਦੀ ਸਮਝ ਨਹੀਂ ਨਹੀਂ ਆ ਸਕਦਾ ਇਹ ਨਾਲ ਹੀ ਧਰਮ ਸ਼ਾਸਤਰੀਆਂ ਵੱਲੋਂ ਫਤਵੇ ਵੀ ਜਾਰੀ ਕੀਤੇ ਗਏ ਔਰ ਸਮਾਜ ਵਿੱਚ ਮੁੱਢਲੇ ਕੰਮ ਦੀ ਵੰਡ ਨੂੰ ਜਿਹਨੂੰ ਆਪਾਂ ਸੋਸ਼ਲ ਡਿਵੀਜ਼ਨ ਆਫ ਲੇਬਰ ਆਨੇ ਆ ਹਾਕਮ ਜਮਾਤਾਂ ਦੇ ਹੱਕ ਵਿੱਚ ਪੱਕੀ ਕਰਨ ਵਾਲਾ ਜਿਹੜਾ ਹੈਗਾ ਸਮਾਜ ਨੂੰ ਸਿੱਧ ਹੋ ਰਿਹਾ ਸੀ ਵਧ ਰਿਹਾ ਸੀ ਔਰ ਉਸੇ ਦੇ ਨਤੀਜੇ ਵਜੋਂ ਵਰਨ ਜਾਤ ਵਿਵਸਥਾ ਜਿਹੜੀ ਹੈਗੀ ਉਹ ਪੱਕੇ ਪੈਰੀ ਹੋਣ ਦਾ ਵੀ ਇਹ ਦੌਰ ਆ ਔਰ ਉਪਨਿਸ਼ਦਾਂ ਦਾ ਸਿਧਾਂਤ ਯਾਨੀ ਕਿ ਉਹਦੇ ਚ ਮੁੱਖ ਸਿਧਾਂਤ ਕੀ ਸੀ ਸੰਹਿਤਾ ਜਾਂ ਵੇਦਾਂ ਨੂੰ ਸੰਹਿਤਾ ਵੀ ਕਹਿੰਦਾ ਸ਼ਰੂਤੀ ਵੀ ਕਿਹਾ ਜਾਂਦਾ ਜਾਂ ਗ੍ਰੰਥ ਯਾਨੀ ਕਿ ਵੇਦਾਂ ਦੀ ਹਾਕਮ ਜਮਾਤਾਂ ਤੇ ਨਜ਼ਰੀਏ ਤੋਂ ਵਿਆਖਿਆ ਕਰਦੇ ਹੋਏ ਇਹ ਸਿਧਾਂਤ ਪੇਸ਼ ਕਰਦੇ ਸਨ ਕਿ ਵੇਦ ਗ੍ਰੰਥ ਹੀ ਮੁੱਖ ਪ੍ਰਮਾਣ ਹਨ ਉਹੀ ਚੀਜ਼ ਪ੍ਰਮਾਣ ਆ ਉਹੀ ਚੀਜ਼ ਸੱਚ ਆ ਉਹੀ ਚੀਜ਼ ਮੰਨਣ ਯੋਗ ਆ ਜਿਹਦੀ ਗ੍ਰੰਥ ਪੁਸ਼ਟੀ ਕਰਦਾ ਜਿਹਦੀ ਸ਼ਰੂਤੀ ਪੁਸ਼ਟੀ ਕਰਦੀ ਜਿਹਦੀ ਵੇਦ ਤੇ ਉਪਨਿਸ਼ਦ ਪੁਸ਼ਟੀ ਕਰਦੇ ਨੇ ਇਸ ਤੋਂ ਵੱਖਰੀ ਕੋਈ ਵੀ ਜਿਹੜੀ ਗੱਲ ਆ ਉਹ ਪ੍ਰਮਾਣ ਸੰਗਤ ਨਹੀਂ ਉਹਨੂੰ ਸੱਚ ਨਹੀਂ ਮੰਨਿਆ ਜਾਏਗਾ ਔਰ ਉਹਨੂੰ ਜਿਹੜਾ ਹੈਗਾ ਉਹ ਉਹਦੇ ਚੋਂ ਕੋਠੀ ਚੋਂ ਬਾਹਰ ਕਰਦਾ ਔਰ ਵਿਚਾਰਧਾਰਾ ਦੇ ਖੇਤਰ ਵਿੱਚ ਇਸ ਤੋਂ ਬਾਹਰ ਯਾਨੀ ਕਿ ਜਿਸ ਦੀ ਗ੍ਰੰਥ ਪੁਸ਼ਟੀ ਨਹੀਂ ਕਰਦੇ ਉਹ ਹਰ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਵਿਚਾਰਧਾਰਾ ਉਹ ਉਹਨੂੰ ਮੰਨਣ ਤੋਂ ਨਖੇਦੀ ਕਰ ਦਿੱਤੀ ਕਿ ਉਹ ਮੰਨਣ ਯੋਗ ਨਹੀਂ ਅੱਜ ਤੱਕ ਇਹ ਪਰੰਪਰਾ ਗ੍ਰੰਥ ਪ੍ਰਮਾਣ ਦੀ ਹੈਗੀ ਆ ਔਰ ਉਪਨਿਸ਼ਦਾਂ ਦੇ ਰਿਸ਼ੀਆਂ ਵਿੱਚ ਵੀ ਭਾਵੇਂ ਭਾਵੇਂ ਮੁੱਢਲੇ ਰੂਪ ਵਿੱਚ ਉਪਨਿਸ਼ਦਾਂ ਦੇ ਰਿਸ਼ੀਆਂ ਦੀਆਂ ਲਿਖਤਾਂ ਵਿੱਚ ਵੀ ਵਿਚਾਰਵਾਦੀ ਪੋਜੀਸ਼ਨਾਂ ਦਾ ਵਿਰੋਧ ਉਹਨਾਂ ਦੇ ਅੰਦਰ ਵੀ ਮੌਜੂਦ ਆ ਮਿਲਦਾ ਹੈ ਬਹੁਤ ਸਾਰਾ ਸਾਨੂੰ ਉਹਦੇ ਬਾਰੇ ਆਪਾਂ ਲੈਕਚਰ ਦੇ ਚੁੱਕੇ ਹਾਂ ਚਟੋਪਾਧਿਆਏ ਦੇ ਮੁਤਾਬਕ ਅਦਾਲ ਕਾਰਣੀ ਜੋ ਉਪਨਿਸ਼ਦਾਂ ਦੇ ਪ੍ਰਤਿਸ਼ਠਿਤ ਰਿਸ਼ੀਆਂ ਵਿੱਚੋਂ ਹੈ ਆਦ ਭੌਤਿਕਵਾਦੀ ਪੋਜੀਸ਼ਨਾਂ ਲੈਂਦੇ ਨੇ ਈਵਨ ਉਪਨਿਸ਼ਦਾਂ ਦਾ ਲੇਰ ਰਿਸ਼ੀ ਆ ਪਰ ਉਹਦੇ ਵਿੱਚ ਉਹਦੀਆਂ ਪੋਜੀਸ਼ਨਾਂ ਉਪਨਿਸ਼ਦਾਂ ਦੇ ਮੁੱਖ ਜਿਹੜੀ ਯਾਗਵਲਕਿਆ ਜਾਂ ਇਹਨਾਂ ਦੀ ਧਾਰਾ ਹੈ ਉਹਦੇ ਉਹਨਾਂ ਦਾ ਖੰਡਨ ਕਰਦੀ ਨਜ਼ਰ ਆਉਂਦੀ ਆ ਵਿਰੋਧ ਉੱਥੇ ਵੀ ਮੌਜੂਦ ਆ ਪਰ ਉਪਨਿਸ਼ਦਾਂ ਦਾ ਸ਼ਕਤੀਸ਼ਾਲੀ ਵਿਰੋਧ ਜਿਹੜਾ ਹੋਇਆ ਉਸ ਸਮੇਂ ਉਹ ਸੁਤੰਤਰ ਵਿਚਾਰਕਾਂ ਵੱਲੋਂ ਆ ਸੁਤੰਤਰ ਵਿਚਾਰਕ ਗ੍ਰੰਥ ਨੂੰ ਪ੍ਰਮਾਣ ਨਹੀਂ ਸਨਮਾਨਦੇ ਗ੍ਰੰਥ ਸੁਤੰਤਰ ਵਿਚਾਰਕ ਕਿੰਨਾਂ ਨੂੰ ਕਿਹਾ ਗਿਆ ਸੁਤੰਤਰ ਵਿਚਾਰਕ ਉਪਨਿਸ਼ਦਾਂ ਦੀ ਇਸ ਧਾਰਨਾ ਦੇ ਵਿਰੁੱਧ ਬੌਧਿਕ ਖੇਤਰ ਵਿੱਚ ਇੱਕ ਬੜਾ ਜ਼ਬਰਦਸਤ ਵਿਦਰੋਹ ਉੱਠਿਆ ਕਿ ਉਪਨਿਸ਼ਦ ਕਹਿ ਰਹੇ ਨੇ ਗ੍ਰੰਥ ਪ੍ਰਮਾਣ ਹੈ ਉਹਨਾਂ ਨੇ ਕਿਹਾ ਨਹੀਂ ਅਸੀਂ ਗ੍ਰੰਥ ਨੂੰ ਪ੍ਰਮਾਣ ਨਹੀਂ ਮੰਨਦੇ ਉਹ ਸਾਰੇ ਦਾਰਸ਼ਨਿਕ ਰਜਾਨ ਜਿਹੜੇ ਗ੍ਰੰਥ ਨੂੰ ਪ੍ਰਮਾਣ ਨਹੀਂ ਮੰਨਦੇ ਜਿਹੜੇ ਵੇਦਾਂ ਤੇ ਉਪਨਿਸ਼ਦਾਂ ਨੂੰ ਪ੍ਰਮਾਣ ਨਹੀਂ ਮੰਨਦੇ ਉਹ ਇਸ ਕੋਟੀ ਚ ਆਉਂਦੇ ਜਿਨ੍ਹਾਂ ਨੂੰ ਸੁਤੰਤਰ ਵਿਚਾਰਕ ਉਹਦੇ ਬਾਰੇ ਪੂਰਾ ਲੈਕਚਰ ਵੀ ਆਪਣਾ ਹੋ ਚੁੱਕਾ ਉਪਨਿਸ਼ਦਾਂ ਦੇ ਰਾਹੁਲ ਸ਼ੰਕਰ ਤਾਇਨ ਦੇ ਮੁਤਾਬਕ ਉਪਨਿਸ਼ਦਾਂ ਦੇ ਪ੍ਰਵਾਹਨ ਜੈਵਲੀ ਆਰਣੀ ਯਾਗਵਲਕਿਆਦ ਰਿਸ਼ੀਆਂ ਅਤੇ ਚਾਰ ਵਾਕ ਦਰਸ਼ਨ ਦੇ ਸੁਤੰਤਰ ਵਿਚਾਰਕਾਂ ਨੇ ਜੋ ਵਿਚਾਰ ਸੰਬੰਧੀ ਉਥਲ-ਪੁਥਲ ਪੈਦਾ ਕੀਤੀ ਕਿਉਂਕਿ ਇੱਕ ਵਿਚਾਰਧਾਰਾ ਦੇ ਖੇਤਰ 'ਚ ਇਹ ਆਪਾਂ ਗੱਲ ਕਰ ਚੁੱਕੇ ਹਾਂ ਕਿ ਕੁਝ ਕੁਝ ਦੌਰਾਂ ਵਿੱਚ ਜਿਹੜੀ ਬੌਧਿਕ ਜਿਹੜਾ ਸੰਘਰਸ਼ ਆ ਉਹ ਬੜੀ ਉੱਚੀ ਪੋਜੀਸ਼ਨ ਰੱਖਦਾ ਹੈ ਕਿ ਉਹਦੇ ਥੱਲੇ ਹਾਲਾਤ ਹੁੰਦੇ ਨੇ ਜਿਉਂ ਹੀ ਥੱਲੇ ਵਿਕਾਸ ਹੁੰਦਾ ਹੈ ਖੋਜਾਂ ਬਹੁਤ ਤੇਜ਼ ਹੁੰਦੀਆਂ ਵਿਗਿਆਨਕ ਵਿਕਾਸ ਹੁੰਦਾ ਬੌਧਿਕ ਖੇਤਰ ਵਿੱਚ ਵੀ ਬੜੀ ਵੱਡੀ ਉਥਲ-ਪੁਥਲ ਮੱਚਦੀ ਆ ਜਿਹੜਾ ਅਸੀਂ ਨਵ ਜਾਗਰਣ ਤੇ ਪ੍ਰਬੋਧਨ ਦਾ ਕਾਲ ਯੂਰਪ ਵਿੱਚ ਵੇਨੇ ਆ ਉਹਦਾ ਵੀ ਭੌਤਿਕ ਆਧਾਰ ਉਹ ਸੀ ਬੜੀਆਂ ਤੇਜ਼ੀ ਨਾਲ ਵਿਗਿਆਨਕ ਖੋਜਾਂ ਇੰਜਨ ਦੀ ਖੋਜ ਉਸ ਤੋਂ ਪਹਿਲਾਂ ਜਿਹੜੀਆਂ ਚਿਕਿਤਸਾ ਵਿਗਿਆਨ ਦੇ ਵਿੱਚ ਔਰ ਦੂਸਰੀਆਂ ਹਰ ਫੀਲਡ ਵਿੱਚ ਜਿਹੜੀਆਂ ਖੋਜਾਂ ਆਈਆਂ ਉਹਦਾ ਹੀ ਨਤੀਜਾ ਹੁੰਦਾ ਔਰ ਉਹ ਦੌਰ ਹੁੰਦੇ ਨੇ ਜਦੋਂ ਬਹੁਤ ਸਟਰਗਲ ਬਹੁਤ ਤਿੱਖੇ ਹੋ ਜਾਂਦੇ ਨੇ ਦਿਮਾਗੀ ਜਿਹੜੀ ਹੈਗੀ ਮਨੁੱਖ ਦੀ ਬਹੁਤ ਕਡਾਰੀ ਵੀ ਜਿਹੜੀ ਹੈਗੀ ਉਹ ਉੱਚੀ ਡਾਣ ਪਰਦੀ ਆ ਔਰ ਉਹ ਜਿਹੜੀ ਉਹਨਾਂ ਦੇ ਰਾਹ ਮੁਤਾਬਕ ਜਿਹੜੀ ਉਥਲ-ਪੁਥਲ ਉਹਨਾਂ ਨੇ ਪੈਦਾ ਕੀਤੀ ਸੀ ਇਹ ਹੁਣ 5ਵੀਂ ਸਦੀ ਈਸਾ ਪੂਰਵ ਵਿੱਚ ਜਾ ਕੇ ਆਪਣੀ ਸਿਖਰ ਤੇ ਪਹੁੰਚ ਜਾਂਦੀ 5ਵੀਂ ਸਦੀ ਈਸਾ ਪੂਰਵ ਉਹ ਹੀ ਵਿੱਚ ਸੀ ਔਰ ਇਹ ਬੁੱਧ ਦਾ ਸਮਾਂ ਸੀ ਇਹਦੇ ਨਾਲ ਇਸ ਕਾਲ ਦੇ ਹੇਠ ਲਿਖੇ ਦਾਰਸ਼ਨਿਕ ਬਹੁਤ ਪ੍ਰਸਿੱਧ ਸਨ ਉਹਨਾਂ ਦੇ ਉਸ ਸਮੇਂ ਦੇ ਸੱਭਿਆ ਸਮਾਜ ਵਿੱਚ ਬੇਹੱਦ ਸਤਕਾਰ ਸੀ ਉਸ ਸਮੇਂ ਜਿਨ੍ਹਾਂ ਸੁਤੰਤਰ ਵਿਚਾਰਕਾਂ ਦਾ ਬਹੁਤ ਵੱਡਾ ਨਾਂ ਸੀ ਬਹੁਤ ਵੱਡਾ ਸਤਕਾਰ ਸੀ ਉਹਨਾਂ ਵਿੱਚੋਂ ਭੌਤਿਕਵਾਦੀ ਫਿਲਾਸਫਰ ਨੇ ਅਜੀਤ ਕੇਸ਼ ਕੰਬਲ ਮੱਖਲੀ ਗੋਸ਼ਾਲ ਨਿਯਤਤਵਵਾਦੀ ਪੂਰਨ ਕਸ਼ਪ ਤੇ ਪ੍ਰਕਰੁੱਧ ਕਾਰਿਆ ਸੀ ਪਰ ਨਾ ਸੌਰੀ ਪ੍ਰਕਰੁੱਧ ਕਾਤਿਆਇਨ ਨਾ ਸੰਸਕ੍ਰਿਤ ਦੇ ਥੋੜੇ ਔਖੇ ਕਈ ਵਾਰ ਦਿੱਕਤ ਆ ਜਾਂਦੀ ਹੈ ਔਰ ਅਨਿਸ਼ਚਿਤਤਾਵਾਦੀ ਇਹ ਸਾਰੇ ਗ੍ਰੰਥ ਨੂੰ ਪ੍ਰਮਾਣ ਨਹੀਂ ਮੰਨਦੇ ਜਿਨ੍ਹਾਂ ਵਿੱਚੋਂ ਸੰਜੈ ਵੈਲਥੀ ਪੁੱਤ ਤੇ ਨਿਗੰਠਨਾਥ ਪੁੱਤ ਨਿਗੰਠਨਾਥ ਪੁੱਤ ਉਹਦਾ ਹੀ ਨਾਮ ਹੈ ਜੈਨ ਦਾ ਜੈਨ ਮਹਾਵੀਰ ਦਾ ਉਹਦਾ ਹੀ ਨਾਮ ਜਿਹੜਾ ਹੈਗਾ ਉਹਨਾਂ ਗ੍ਰੰਥਾਂ 'ਚ ਇਹ ਆ ਔਰ ਇਸੇ ਤਰ੍ਹਾਂ ਸਭ ਤੋਂ ਮਹੱਤਵਪੂਰਨ ਜਿਹੜਾ ਉਸ ਵੇਲੇ ਸੁਤੰਤਰ ਵਿਚਾਰਕਾਂ ਦੇ ਵਿੱਚ ਸਿਖਰ ਤੇ ਪਹੁੰਚਦਾ ਫਲਸਫਾ ਹੈ ਉਹ ਆ ਬੁੱਧ ਦਾ ਅਨਾਤਮਵਾਦੀ ਭੌਤਿਕਵਾਦ ਉਹ ਆਤਮਾ ਦਾ ਵੀ ਖੰਡਨ ਕਰਦਾ ਹੈ ਭੌਤਿਕਵਾਦ ਦਾ ਵੀ ਖੰਡਨ ਕਰਦਾ ਅਨਾਤਮਵਾਦੀ ਇਹ ਭੌਤਿਕਵਾਦ ਬੁੱਧ ਦਾ ਜਿਹੜਾ ਫਲਸਫਾ ਹੈ ਜਿਹਨੂੰ ਇਹ ਭੌਤਿਕ ਕਸ਼ਣਿਕ ਜਾਂ ਸ਼ਿਨਿਕ ਫਲਸਫਾ ਕਿਹਾ ਜਾਂਦਾ ਔਰ ਜਿਵੇਂ ਕਿ ਅਸੀਂ ਕਿਹਾ ਹੈ ਕਿ ਧਰਮ ਦੇ ਧਰਮ ਤੇ ਦਰਸ਼ਨ ਸੱਭਿਆ ਸਮਾਜ ਯਾਨੀ ਕਿ ਜਮਾਤੀ ਸਮਾਜ ਦੀ ਉਪਜ ਹੈ ਸਮਾਜ ਦੀ ਜਮਾਤੀ ਵੰਡ ਤੋਂ ਪਹਿਲਾਂ ਦੇ ਬਦਲੀ ਕਾਲ ਵਿੱਚ ਮਨੁੱਖ ਦੀਆਂ ਬੌਧਿਕ ਸਰਗਰਮੀਆਂ ਮੁੱਢਲੇ ਵਿਸ਼ਵਾਸਾਂ ਜਿਨ੍ਹਾਂ ਵਿੱਚ ਕੁਦਰਤੀ ਸ਼ਕਤੀਆਂ ਦਾ ਭੈ ਤੇ ਉਹਨਾਂ ਦੇ ਕਾਬੂ ਪਾ ਸਕਣ ਦਾ ਦੇ ਯਤਨ ਵੀ ਸ਼ਾਮਲ ਸਨ ਜਾਦੂ ਜਾਂ ਮੈਜਿਕ ਮੈਜਿਕ ਦੇ ਰੂਪ ਵਿੱਚ ਪ੍ਰਤੀਬਿੰਬਤ ਹੋਏ ਹੁਣਲੇ ਦੌਰ ਵਿੱਚ ਉਹ ਟੋਟਮ ਦੀ ਗੱਲ ਅਸੀਂ ਕਰ ਚੁੱਕੇ ਹਾਂ ਜਾਦੂ ਤੇ ਮੈਜਿਕ ਦੇ ਰੂਪ ਵਿੱਚ ਇਹ ਮੈਜਿਕ ਜਾਂ ਜਾਦੂ ਕੀ ਸੀ ਇਹ ਧਰਮ ਦੇ ਲੈਕਚਰ 'ਚ ਹੋ ਸਕਦਾ ਕਾਮਟ ਜੀ ਨੂੰ ਕਵਾਂਗੇ ਇੱਕ ਲੈਕਚਰ ਇੱਥੇ ਦੇ ਦੇਣਗੇ ਕਿਉਂਕਿ ਮੈਜਿਕ ਵਿੱਚ ਆਦ ਧਰਮ ਤੇ ਆਦ ਵਿਗਿਆਨ ਦੋਹਾਂ ਦੇ ਭਰੂਣ ਮੌਜੂਦ ਸਨ ਉਸੇ ਮੈਜਿਕ ਚ ਆਦ ਵਿਗਿਆਨ ਦੀ ਜਿਹੜੀ ਹੈਗੀ ਆ ਉਹਨੂੰ ਮਤਲਬ ਸਾਨੂੰ ਜਿਹੜਾ ਹੈਗਾ ਆਦਮ ਵਿਗਿਆਨ ਦੇ ਵੀ ਮਤਲਬ ਲੱਛਣ ਮੌਜੂਦ ਨੇ ਉਸੇ ਵਿੱਚ ਆਦਮ ਧਰਮ ਦੇ ਵੀ ਲੱਛਣ ਮੌਜੂਦ ਨੇ ਜਿਹੜਾ ਬਾਅਦ ਚ ਦੋ ਸ਼ਾਖਾ ਚ ਜੇ ਅਗਲੀਆਂ ਸ਼ਾਖਾਵਾਂ ਵਿੱਚ ਵੰਡਿਆ ਜਾਂਦਾ ਔਰ ਉਹਦੇ ਵਿੱਚ ਅਸੀਂ ਸਾਨੂੰ ਲੋਕਾਂ ਨੂੰ ਆਪਣੀਆਂ ਦੁੱਖ ਤਕਲੀਫਾਂ ਦੇ ਹੱਲ ਲਈ ਮਤਲਬ ਧਰਮ ਸ਼ਾਸਤਰੀ ਜਿਹੜਾ ਹੈਗਾ ਉਹ ਇਹ ਅੱਗੇ ਆਏ ਔਰ ਜਮਾਤੀ ਵੰਡ ਦੇ ਅੱਗੇ ਵਧਣ ਨਾਲ ਸਮਾਜ ਲਟੇਰਿਆਂ ਤੇ ਲੁੱਟੇ ਜਾਣ ਵਾਲਿਆਂ ਵਿੱਚ ਵੰਡੇ ਜਾਣ ਤੋਂ ਬਾਅਦ ਹਾਕਮਾਂ ਨੂੰ ਪੀੜ ਤੋਂ ਲੁਕਾਈ ਦੇ ਕਹਿਰ ਤੋਂ ਬਚਾਉਣ ਲਈ ਧਰਮ ਪੈਦਾ ਹੁੰਦਾ ਧਰਮ ਸ਼ਾਸਤਰੀ ਹਾਕਮ ਜਮਾਤਾਂ ਦੇ ਹੱਕ ਵਿੱਚ ਨਿਯਮ ਤਿਆਰ ਕਰਦੇ ਨੇ ਲੋਕਾਂ ਨੂੰ ਆਪਣੀਆਂ ਦੁੱਖ ਤਕਲੀਫਾਂ ਦੇ ਹੱਲ ਲਈ ਵਿਦਰੋਹ ਦੀ ਬਜਾਏ ਧਾਰਮਿਕ ਅਗਿਆਵਾਂ ਆਗਿਆਵਾਂ ਦੇ ਪਾਲਣ ਲਈ ਸਦਾਇਕ ਜਾਣ ਦਾ ਕਾਰਜ ਧਰਮ ਦੇ ਜਿੰਮੇ ਸੀ ਕਿ ਲੋਕਾਂ ਨੂੰ ਸਦਾਇਆ ਜਾਣਾ ਪੈਂਦਾ ਜਿਹੜੇ ਪਹਿਲਾਂ ਆਜ਼ਾਦੀ ਦੀ ਆਜ਼ਾਦੀ ਦੇ ਆਦੀ ਨੇ ਆਪਾਂ ਬੱਚੇ ਨੂੰ ਅਨੁਸ਼ਾਸਨ ਸਿਖਾਉਂਦੇ ਉਹ ਸਮਾਜ ਨੂੰ ਜਮਾਤੀ ਸਮਾਜ ਦਾ ਅਨੁਸ਼ਾਸਨ ਸਿਖਾਉਣ ਦੀ ਜਿਹੜੀ ਮੁੱਖ ਜ਼ਿੰਮੇਵਾਰੀ ਹੈ ਮੁੱਢ ਕਦੀਮ ਤੋਂ ਧਰਮ ਦੀ ਰਹੀ ਆ ਔਰ ਜਿਉਂ ਹੀ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਨਾਲ ਮੁੱਢਲੀ ਆਦਮ ਕਿਰਤ ਦੀ ਕਾਰਵਾਈ ਜਟਲ ਹੋਣੀ ਸ਼ੁਰੂ ਹੋਈ ਕਿਰਤ ਦੀ ਸਮਾਜਿਕ ਵੰਡ ਸ਼ੁਰੂ ਹੋਈ ਪਹਿਲਾਂ ਸਰੀਰਕ ਤੇ ਮਾਨਸਿਕ ਕਿਰਤ ਵਿੱਚ ਫਰਕ ਮੌਜੂਦ ਨਹੀਂ ਸੀ ਆਦਮ ਸਮਾਜ ਵਿੱਚ ਸਰੀਰਕ ਤੇ ਮਾਨਸਿਕ ਕਿਰਤ ਵਿੱਚ ਕੋਈ ਫਰਕ ਮੌਜੂਦ ਨਹੀਂ ਜੰਗਲ ਵਿੱਚ ਕੰਦ ਮੂਲ ਇਕੱਠਾ ਕਰਨਾ ਸ਼ਿਕਾਰ ਖੇਡਣਾ ਇੱਕ ਸਮੂਹ ਕਾਰਵਾਈ ਸੀ ਜਿਸ ਵਿੱਚ ਸਾਰਾ ਕਬੀਲਾ ਹਿੱਸਾ ਲੈਂਦਾ ਸੀ ਔਰ ਵੇਦਾਂ ਵਿੱਚ ਜਿਸ ਯੱਗ ਦਾ ਬਾਰ-ਬਾਰ ਜ਼ਿਕਰ ਆਉਂਦਾ ਹੈ ਉਹ ਹੋਰ ਕੁਝ ਨਹੀਂ ਉਹ ਆਦਮ ਕਬੈਲੀ ਸਮਾਜ ਦੀ ਉਤਪਾਦਨ ਵਿਧੀ ਸੀ ਇਹਦੇ ਬਾਰੇ ਆਪਾਂ ਗੱਲ ਵੀ ਪਹਿਲਾਂ ਵੀ ਕਰ ਚੁੱਕੇ ਹਾਂ ਔਰ ਕਿਰਤ ਦੀ ਵੰਡ ਜਿਉਂ ਹੀ ਅੱਗੇ ਵੱਧਦੀ ਆ ਜਿਸਮਾਨੀ ਤੇ ਮਾਨਸਿਕ ਕਿਰਤ ਅੱਡ-ਅੱਡ ਹੋ ਜਾਂਦੇ ਕੰਮ ਦੀ ਸਕੀਮ ਬਣਾਉਣ ਵਾਲੇ ਅੱਡ ਹੋ ਜਾਂਦੇ ਤੇ ਕਰਨ ਵਾਲੇ ਹੱਥੀਂ ਅੱਡ ਹੋ ਜਾਂਦੇ ਯਾਨੀ ਕਿਰਤ ਦੀ ਵੰਡ ਹੋ ਜਾਂਦੀ ਆ ਪਲੈਨਿੰਗ ਵਾਲੇ ਅੱਡ ਹੋ ਜਾਂਦੇ ਆ ਤੇ ਕਰਨ ਵਾਲੇ ਅੱਡ ਹੋ ਜਾਂਦੇ ਆ ਕੁਝ ਕੰਮ ਕਰਨ ਵਾਲੇ ਤੇ ਦੂਜੇ ਕੰਮ ਦੀ ਵਿਉਂਤ ਬਣਾਉਣ ਵਾਲੇ ਯਾਨੀ ਕਿ ਕਰਵਾਉਣ ਵਾਲੇ ਹੋ ਗਏ ਔਰ ਉਤਪਾਦਨ ਵਿੱਚ ਵਾਧਾ ਹੁੰਦਾ ਹੈ ਔਰ ਉਤਪਾਦਨ ਵਿੱਚ ਵਾਧਾ ਹੋਣ ਨਾਲ ਵਾਧੂ ਪੈਦਾਵਾਰ ਜੋ ਸ਼ੁਰੂ ਵਿੱਚ ਸਾਰੇ ਕਬੀਲੇ ਦੀ ਸਾਂਝੀ ਜਾਇਦਾਦ ਸੀ ਉਹਦੀ ਸੰਭਾਲ ਲਈ ਪਹਿਲੇ ਭੰਡਾਰ ਗ੍ਰਹਿ ਬਣਾਏ ਜਾਂਦੇ ਨੇ ਔਰ ਮੈਸੋਪੋਟਾਮੀਆ ਤੇ ਦੂਸਰੀਆਂ ਸਭਤਾਵਾਂ ਵਿੱਚ ਜਿਹੜੇ ਹੈਗੇ ਤੇ ਸਬੂਤ ਮਿਲੇ ਨੇ ਤੇ ਉਹ ਪਹਿਲੇ ਭੰਡਾਰ ਗ੍ਰਹਿ ਹੀ ਪ੍ਰਾਤਨ ਸਭਤਾਵਾਂ ਦੇ ਪਹਿਲੇ ਮੰਦਰ ਨੇ ਔਰ ਉਹਨਾਂ ਦੀ ਰਾਖੀ ਕਰਨ ਵਾਲੇ ਤੇ ਉਹ ਅਨਾਜ ਨੂੰ ਵੰਡਣ ਵਾਲੇ ਪਹਿਲੇ ਪੁਜਾਰੀ ਜਾਂ ਪਹਿਲੇ ਪ੍ਰੋਥ ਨੇ ਇਹ ਮੁੰਡਲੇ ਧਰਮ ਦੀ ਮਤਲਬ ਜਿਹੜੀ ਹੈਗੀ ਤੁਹਾਨੂੰ ਇੱਕ ਹਲਕੀ ਜੀ ਮਿਸਾਲ ਦਿੰਨੇ ਆ ਤੇ ਉਹਦੇ ਵਣ ਔਰ ਉਤਪਾਦਨ ਦੇ ਵਾਧੇ ਨੇ ਕੁਝ ਆਬਾਦੀ ਨੂੰ ਕੰਮ ਤੋਂ ਵਿਹਲੇ ਕਰ ਦਿੱਤਾ ਦੂਸਰੀ ਗੱਲ ਕੀ ਹੋਈ ਕਿ ਮਨੁੱਖ ਦੀ ਆਦਮ ਸਮਾਜ ਵਿੱਚ ਬੜੀ ਔਖੀ ਜ਼ਿੰਦਗੀ ਸੀ ਪ੍ਰਕਿਰਤੀ ਦੀ ਬੜੀ ਬੇਰਹਿਮ ਘੋਰ ਗੁਲਾਮੀ ਦੇ ਵਿੱਚ ਉਹ ਮਹਾ ਆਪਣੇ ਰੋਟੀ ਢਿੱਡ ਭਰਨ ਦਾ ਗੁਜ਼ਾਰਾ ਕਰਦਾ ਸੀ ਜਿਉਂ ਹੀ ਉਤਪਾਦਨ ਦੀਆਂ ਸ਼ਕਤੀਆਂ ਦਾ ਵਿਕਾਸ ਹੋਇਆ ਸਮਾਜ ਅੱਗੇ ਵੱਲ ਵਧਿਆ ਇੱਕ ਹਿੱਸਾ ਵਿਹਲਾ ਹੋ ਗਿਆ ਉਹਦਾ ਇੱਕ ਨਤੀਜਾ ਤੇ ਇਹ ਨਿਕਲਿਆ ਕਿ ਜਮਾਤੀ ਵਿਭਾਜਨ ਵਿਭਾਜਨ ਹੋ ਗਿਆ ਲੁੱਟਣ ਤੇ ਲੁੱਟੇ ਜਾਣ ਵਾਲਿਆਂ ਵਿੱਚ ਸਮਾਜ ਵੰਡ ਗਿਆ ਦੂਜਾ ਇਹ ਵੀ ਕੁਝ ਲੋਕੀ ਵਿਹਲੇ ਹੋ ਗਏ ਤਾਂ ਕਿ ਉਹ ਆਪਣੀ ਦਿਮਾਗ ਨਾਲ ਦਿਮਾਗੀ ਜਿਹੜੀ ਹੈਗੀ ਹੈ ਸਰਗਰਮੀ ਨੂੰ ਉਹ ਵਰਤ ਸਕਣ ਔਰ ਉਹਨਾਂ ਨੂੰ ਕੰਮ ਤੋਂ ਵੇਹਲ ਮਿਲ ਗਿਆ ਔਰ ਸਮਾਜ ਦੀ ਜਮਾਤਾਂ ਵਿੱਚ ਵੰਡ ਦਾ ਵਸਤੂਗਤ ਆਧਾਰ ਤਿਆਰ ਹੋਣ ਤੇ ਜਿਵੇਂ ਹੀ ਸਮਾਜ ਜਮਾਤਾਂ ਵਿੱਚ ਵੰਡਿਆ ਗਿਆ ਗੁਲਾਮਦਾਰੀ ਦਾ ਦੌਰ ਆਰੰਭ ਹੁੰਦਾ ਹੈ ਔਰ ਬ੍ਰਾਹਮਣ ਤੇ ਆਰਣਿਕ ਲਿਖਣ ਲਿਖੇ ਗਏ ਔਰ ਉਹਦੇ ਨਾਲ ਹੀ ਅੱਗੇ ਅਸੀਂ ਰਾਹੁਲ ਦਾ ਮੈਂ ਫੇਰ ਮਿਸਾਲ ਦੇਣੀ ਚਾਹਾਂਗਾ ਕਿਉਂਕਿ ਅਸੀਂ ਰਾਹੁਲ ਦੀ ਚਟੋਪਾਧਿਆਏ ਦੀ ਜਾਂ ਜਿਹੜੇ ਕੁਝ ਵੱਡੇ ਵਿਦਵਾਨ ਨੇ ਭਾਰਤ ਦੇ ਫਲਾਸਫਰ ਨੇ ਉਹਨਾਂ ਦੇ ਵਿੱਚ ਵਿੱਚ ਹਵਾਲੇ ਦੇ ਕੇ ਆਪਣੀ ਗੱਲ ਦੀ ਪੁਸ਼ਟੀ ਲਈ ਦਿੰਨੇ ਆ ਰਾਹੁਲ ਕਹਿੰਦੇ ਨੇ ਸਮਾਜ ਵਿੱਚ ਵੈਦਿਕ ਧਰਮ ਸਥਾਪਤੀ ਦੇ ਹੱਕ ਵਿੱਚ ਸੀ ਇਹੋ ਧਰਮ ਜਮਾਤੀ ਸਮਾਜ ਦੀ ਸਥਾਪਨਾ ਨਾਲ ਕਾਮਿਆਂ ਤੇ ਦਾਸਾਂ ਤੇ ਕੰਟਰੋਲ ਰੱਖਣ ਲਈ ਜਾਇਦਾਦ ਦੀਆਂ ਜਮਾਤਾਂ ਦੇ ਖੂਨੀ ਹੱਥਾਂ ਦੀ ਮਦਦ ਕਰਦਾ ਸੀ ਅਵਜਾਨੇ ਵਜੋਂ ਧਾਰਮਿਕ ਨੇਤਾਵਾਂ ਤੇ ਪ੍ਰੋਤਾਂ ਨੂੰ ਲੁੱਟ ਵਿੱਚੋਂ ਹਿੱਸਾ ਮਿਲਦਾ ਸੀ ਲੁੱਟੀ ਪੁੱਟੀ ਜਨਤਾ ਆਪਣੇ ਵਰਗ ਰਹਿਤ ਅਤੀਤ ਨੂੰ ਭੁੱਲ ਚੁੱਕੀ ਸੀ ਕਿਉਂਕਿ ਉਪਨਿਸ਼ਦਾਂ ਦਾ ਦੌਰ ਹੁੰਦਾ ਉਹ ਆਪਣੇ ਵਰਗ ਰਹਿਤ ਅਤੀਤ ਨੂੰ ਬੜਾ ਲੰਮਾ ਇਹ ਸਮਾਂ ਸੀ ਔਰ ਆਪਣੀ ਮੌਜੂਦਾ ਸਥਿਤੀ ਨੂੰ ਦੇਵਤਿਆਂ ਦਾ ਨਿਆਂ ਸਮਝਣ ਲੱਗ ਪਏ ਸਨ ਔਰ ਧਰਮ ਤੇ ਦਰਸ਼ਨ ਵਿੱਚ ਵੀ ਇਹ ਫਰਕ ਆ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਧਰਮ ਦੇ ਕੇਂਦਰ ਵਿੱਚ ਆਸਥਾ ਤੇ ਵਿਸ਼ਵਾਸ ਆ ਦਰਸ਼ਨ ਦੇ ਕੇਂਦਰ ਵਿੱਚ ਤਰਕ ਤੇ ਬੌਧਿਕਤਾ ਹੈ ਔਰ ਸਮਾਜ ਦੇ ਸੂਝਵਾਨ ਹਿੱਸੇ ਨੇ ਆਸਥਾ ਤੇ ਵਿਸ਼ਵਾਸ ਦੇ ਨਾਂ ਤੇ ਇਸ ਲੁੱਟ ਨੂੰ ਚੁਣੌਤੀ ਦਿੱਤੀ ਆਸਥਾ ਤੇ ਵਿਸ਼ਵਾਸ ਦੇ ਨਾਂ ਤੇ ਸਾਰੇ ਸਮਾਜ ਨੂੰ ਸੰਤੁਸ਼ਟ ਕਰਨਾ ਬਹੁਤ ਔਖਾ ਸੀ ਉਹਦਾ ਜਿਹੜਾ ਸੂਝਵਾਨ ਹਿੱਸਾ ਸੀ ਉਹ ਸਿਰਫ ਇਸ ਨਾਂ ਤੇ ਆਪਣੀ ਬੁੱਧੀ ਨੂੰ ਵਰਤਣ ਵਾਲਾ ਹਿੱਸਾ ਉਹ ਇਹਨੂੰ ਚੁਣੌਤੀ ਦਿੰਦਾ ਸੀ ਔਰ ਉਹ ਸਭ ਤੋਂ ਪਹਿਲੇ ਚੁਣੌਤੀ ਦੇਣ ਵਾਲੇ ਲੁਕਾਇਤ ਨੇ ਸਭ ਤੋਂ ਪਹਿਲੀ ਜਿਹੜੀ ਹੈਗੀ ਹੈ ਆਸਥਾ ਤੇ ਵਿਸ਼ਵਾਸ ਦੇ ਨਾਂ ਤੇ ਜਿਹੜੀ ਲੁੱਟ ਦੀ ਜਿਹੜੀ ਹੈਗੀ ਧਰਮ ਦਾ ਜਿਹੜਾ ਪਰਪੰਚ ਸੀ ਉਹਨੂੰ ਪਹਿਲੀ ਚੁਣੌਤੀ ਲਕੈਤਾਂ ਵੱਲੋਂ ਮਿਲਦੀ ਆ ਔਰ ਲਕੈਤਾਂ ਲਕੈਤ ਦਰਸ਼ਨ ਯਾਨੀ ਕਿ ਚਾਰ ਵਕ ਦਰਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਜਦੋਂ ਮੁੱਢਲਾ ਧਰਮ ਡਗਮਗਾਉਣ ਡਗਮਗਾਉਣ ਲੱਗਦਾ ਹੈ ਅਸੀਂ ਜਿੱਥੇ ਲਿਆਉਣੀ ਚਾਹੁੰਦੇ ਦਰਸ਼ਨ ਤੇ ਉਹਦੇ ਵਿੱਚ ਫਰਕ ਸਿਰਫ ਆਸਥਾ ਤੇ ਵਿਸ਼ਵਾਸ ਦੇ ਸਹਾਰੇ ਕੰਮ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ ਤਾਂ ਵਿਚਾਰਵਾਦੀ ਦਰਸ਼ਨ ਉਹਦੀ ਸਹਾਇਤਾ ਲਈ ਬੋੜਦਾ ਹੈ ਉਪਨਿਸ਼ਦ ਇਸੇ ਮਨੋਰਥ ਨਾਲ ਜਿਹੜਾ ਹੈਗਾ ਰਚਿਆ ਗਿਆ ਫਿਰ ਬੌਧਿਕ ਖੇਤਰ ਵਾਲੇ ਵਿਦਵਾਨ ਮੈਦਾਨ ਚ ਆਉਂਦੇ ਨੇ ਵੀ ਧਰਮ ਵਾਲਿਆਂ ਕੋ ਨਹੀਂ ਸੰਭਾਲਿਆ ਜਾ ਰਿਹਾ ਇਹਨੂੰ ਤਰਕ ਨਾਲ ਗੱਲ ਨੂੰ ਪੁਸ਼ਟੀ ਕਰੋ ਤਰਕ ਸੰਗਤ ਢੰਗ ਨਾਲ ਦਲੀਲ ਨਾਲ ਬੁੱਧੀ ਦੇ ਨਾਲ ਬੁੱਧੀ ਦੇ ਜ਼ੋਰ ਨਾਲ ਲੋਕਾਂ ਨੂੰ ਇਹ ਮਨਵਾਓ ਕਿ ਇਹ ਸਿਸਟਮ ਜਿਹੜਾ ਹੈਗਾ ਉਹ ਸਹੀ ਆ ਔਰ ਉਹ ਫਿਰ ਉਪਨਿਸ਼ਦਾਂ ਦਾ ਜਿਹੜਾ ਉਪਨਿਸ਼ਦਾਂ ਦੀ ਰਚਨਾ ਹੁੰਦੀ ਜੇ ਜੋ ਵਿਚਾਰਵਾਦੀ ਦਰਸ਼ਨ ਦੇ ਪਹਿਲੇ ਸਿਧਾਂਤਾਂ ਦੀ ਪ੍ਰਤੀਨਿਧਤਾ ਕਰਦੇ ਹਨ ਪਰ ਇਹ ਚੁਣੌਤੀ ਰਹਿਤ ਨਹੀਂ ਸੀ ਉਪਨਿਸ਼ਦਾਂ ਦੀ ਰਚਨਾ ਵੀ ਚੁਣੌਤੀ ਰਹਿਤ ਨਹੀਂ ਸੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਸ਼ੁਰੂ ਤੋਂ ਹੀ ਵਿਚਾਰਵਾਦੀ ਦਰਸ਼ਨ ਨੂੰ ਦਾਰਸ਼ਨਿਕ ਪੈਂਤੜੇ ਤੋਂ ਜਿਹੜਾ ਹੈਗਾ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਚਾਰਵਾਕ ਤੇ ਸਾਖ ਦਰਸ਼ਨ ਪਹਿਲੇ ਦਰਸ਼ਨ ਨੇ ਜਿਨ੍ਹਾਂ ਨੇ ਇਹਨਾਂ ਨੂੰ ਇਹਨਾਂ ਦਾ ਮੁਕਾਬਲਾ ਕੀਤਾ ਔਰ ਦੋਹਾਂ ਦਾ ਅਸੀਂ ਬਰਾਬਰ ਟੱਕਰ ਵੇਨੇ ਅਸੀਂ ਪਿਛਲੇ ਲੈਕਚਰਾਂ ਵਿੱਚ ਭਾਰਤੀ ਦਰਸ਼ਨ ਦੇ ਵੱਖ-ਵੱਖ ਰੁਝਾਨਾਂ ਬਾਰੇ ਦਾਰਸ਼ਨਿਕ ਸੰਘਰਸ਼ਾਂ ਬਾਰੇ ਗੱਲ ਕਰ ਚੁੱਕੇ ਹਾਂ ਹੁਣ ਇਹਨਾਂ ਤੇ ਸਰਸਰੀ ਜੀ ਝਾਤ ਮਾਰਦੇ ਹੋਏ ਭਾਰਤੀ ਦਰਸ਼ਨ ਵਿੱਚ ਮੁਕਤੀ ਜਾਂ ਮੋਕਸ਼ ਦੀ ਸਮੱਸਿਆ ਦੀ ਗੱਲ ਕਰਾਂਗੇ ਭਾਰਤ ਵਿੱਚ ਉਪਨਿਸ਼ਦਾਂ ਦੇ ਆਤਮਾ ਦੇ ਸਿਧਾਂਤ ਨੂੰ ਦੋ ਦ੍ਰਿਸ਼ਟੀਕੋਣਾਂ ਤੋਂ ਚੁਣੌਤੀ ਮਿਲੀ ਉਪਨਿਸ਼ਦਾਂ ਨੇ ਆਤਮਾ ਦਾ ਸਿਧਾਂਤ ਦਿੱਤਾ ਨਿਤਯ ਤ੍ਰੋ ਆਤਮਾ ਜਿਹੜੀ ਖਤਮ ਨਹੀਂ ਹੁੰਦੀ ਜਿਹੜੀ ਆਪਣਾ ਚੋਲਾ ਬਦਲਦੀ ਆ ਔਰ ਉਹਨੂੰ ਦੋ ਦ੍ਰਿਸ਼ਟੀਕੋਣਾਂ ਤੋਂ ਉੱਤੇ ਤੇ ਹਮਲਾ ਆਇਆ ਔਰ ਉਹ ਸੀ ਇੱਕ ਭੌਤਿਕਵਾਦੀ ਦ੍ਰਿਸ਼ਟੀਕੋਣ ਤੋਂ ਤੇ ਦੂਸਰਾ ਦਵੰਦਵਾਦੀ ਦ੍ਰਿਸ਼ਟੀਕੋਣ ਤੋਂ ਦਵੰਦਵਾਦੀ ਦ੍ਰਿਸ਼ਟੀਕੋਣ ਤੋਂ ਬੁੱਧ ਜਿਹੜਾ ਹੈਗਾ ਬੁੱਧ ਦਾ ਦਰਸ਼ਨ ਹੈ ਉਹ ਉਹਨੂੰ ਚੁਣੌਤੀ ਦਿੰਦਾ ਹੈ ਬੁੱਧ ਦੇ ਪ੍ਰਤੀਤੀ ਸਮੁਤਪਾਦ ਯਾਨੀ ਕਿ ਪਲ-ਪਲ ਬਦਲਣ ਦੇ ਸਿਧਾਂਤ ਨੇ ਜਿਹਦਾ ਅਸਲੀ ਅਰਥ ਹੈ ਕੋਈ ਚੀਜ਼ ਸਥਾਈ ਨਹੀਂ ਨੇ ਆ ਉਹਦੇ ਉਹਦੇ ਇਸ ਆਦ ਦਵੰਦਵਾਦ ਨੂੰ ਜਨਮ ਦਿੱਤਾ ਔਰ ਸਮਾਜ ਵਿੱਚ ਵਾਪਰ ਰਹੀ ਭਿਆਨਕ ਉਥਲ-ਪੁਥਲ ਤੇ ਤੇਜ਼ ਤਬਦੀਲੀਆਂ ਦਾ ਇੱਕ ਯਥਾਰਥ ਹੈ ਬੁੱਧ ਕਹਿੰਦਾ ਜਦੋਂ ਸਮਾਜ ਵਿੱਚ ਬੜੀ ਭਿਆਨਕ ਉਥਲ-ਪੁਥਲ ਤੇ ਬੜੀ ਤੇਜ਼ ਤਬਦੀਲੀਆਂ ਵਾਪਰ ਰਹੀਆਂ ਯੂਨਾਨ ਦੇ ਹਰ ਹਰਕਲਾਈਟਸ ਵਾਂਗ ਬੁੱਧ ਨੂੰ ਦਵੰਦਵਾਦੀ ਬਣਾ ਦਿੱਤਾ ਕਿਉਂਕਿ ਤਬਦੀਲੀ ਉਹਨਾਂ ਦੀ ਅੱਖਾਂ ਸਾਹਮਣੇ ਵਾਪਰ ਰਹੀ ਹੈ ਉਹ ਉਹਨਾਂ ਦੇ ਦਿਮਾਗਾਂ ਰਾਹੀਂ ਪ੍ਰਵਾਹਤ ਹੁੰਦੀ ਹੈ ਇਸ ਵਾਸਤੇ ਉਹਨਾਂ ਨੇ ਉਹਨੇ ਉਹਨਾਂ ਨੂੰ ਦਵੰਦਵਾਦੀ ਬਣਾਤਾ ਔਰ ਬੁੱਧ ਦੇ ਪ੍ਰਤੀਤੀ ਸਮੁੱਤਪਾਦ ਦਾ ਕੀ ਅਰਥ ਆ ਕਿ ਕੋਈ ਸਥਾਈ ਸੱਤਾ ਨਹੀਂ ਮੂਲ ਤੱਥ ਹੈ ਅੰਤਹੀਨ ਪਰਵਰਤਨ ਗਤੀ ਦਾ ਨਿਰੰਤਰ ਚੱਕਰ ਇਹ ਆਦ ਦਵੰਦਵਾਦ ਹੈ ਜਿਹਦੀ ਸਥਾਪਨਾ ਅਸੀਂ ਬੁੱਧ ਫਲਸਫੇ ਵਿੱਚ ਅਸੀਂ ਵੇਖਨੇ ਆ ਉਪਨਿਸ਼ਦਾਂ ਦੇ ਵਿਚਾਰਵਾਦ ਵਿਰੁੱਧ ਜਿਸ ਜਿਸ ਵਿੱਚ ਬ੍ਰਹਮ ਗਿਆਨ ਤੇ ਨਿਤ ਧਰੁਵ ਆਤਮਾ ਤੇ ਜਨਮ ਮਰਨ ਦੇ ਸਿਧਾਂਤ ਵਿਰੁੱਧ ਜੋ ਸੁਤੰਤਰ ਚਿੰਤਕਾਂ ਦੀ ਹਨੇਰੀ ਚੁੱਲੀ ਬੁੱਧ ਦਰਸ਼ਨ ਉਹਦਾ ਸਿਖਰ ਸੀ ਔਰ ਅਸੀਂ ਹੁਣ ਇੱਕ ਗੱਲ ਛੱਡ ਕੇ ਜਾ ਰਹੇ ਹਾਂ ਕਿ ਕਿਵੇਂ ਬੁੱਧ ਦਰਸ਼ਨ ਸ਼ਕਤੀਸ਼ਾਲੀ ਵਿਚਾਰਵਾਦੀ ਦਰਸ਼ਨ ਵਿੱਚ ਬਦਲ ਗਿਆ ਔਰ ਬੁੱਧ ਦਰਸ਼ਨ ਬੁੱਧ ਧਰਮ ਬਣ ਕੇ ਰਹਿ ਗਿਆ ਤੇ ਇੱਕ ਜੇ ਦਰਸ਼ਨ ਦੇ ਖੇਤਰ ਵਿੱਚ ਉਹ ਮਹਾਂਯਾਨ ਬੌਧ ਜਿਹੜਾ ਹੈਗਾ ਬੁੱਧ ਮਤ ਦੇ ਵਿੱਚ ਤਬਦੀਲ ਹੁੰਦਾ ਜਿਹੜਾ ਭਾਰਤ ਵਿੱਚ ਸਭ ਤੋਂ ਸੁਸੰਗਤ ਮਤਲਬ ਤਰੀਕੇ ਨਾਲ ਵਿਚਾਰਵਾਦੀ ਸਿਧਾਂਤ ਦੀ ਪ੍ਰਤੀਨਿਧਤਾ ਕਰਦਾ ਹੈ ਇਹ ਇੱਕ ਅਲੱਗ ਇਤਿਹਾਸ ਆ ਅਸੀਂ ਸਿਰਫ ਇੱਥੇ ਹਲਕਾ ਜਿਹਾ ਇਹਦਾ ਜ਼ਿਕਰ ਕਰਕੇ ਅੱਗੇ ਲੰਘਦੇ ਹਾਂ ਔਰ ਭਾਰਤੀ ਦਰਸ਼ਨ ਦਾਰਸ਼ਨਿਕ ਇਤਿਹਾਸ ਵਿੱਚ ਕਈ ਤਰ੍ਹਾਂ ਦੀ ਵੰਡ ਮੌਜੂਦ ਹੈ ਕਿਉਂਕਿ ਇਹ ਸਾਰੀਆਂ ਗਲਤਫਹਿਮੀਆਂ ਦੂਰ ਕਰਨ ਲਈ ਤਾਂ ਕਿ ਦਿਮਾਗਾਂ ਵਿੱਚ ਇੱਕ ਗੱਲ ਸਾਡੇ ਬਹਿ ਜੇ ਇਹਨਾਂ ਵਿੱਚੋਂ ਜਿਨ੍ਹਾਂ ਨੇ ਪਹਿਲੇ ਲੈਕਚਰ ਨਹੀਂ ਸੁਣੇ ਹੁਣ ਉਹ ਜਿਹੜਾ ਹੈਗਾ ਇਹਨਾਂ ਬਾਰੇ ਜਾਣਕਾਰੀ ਐਡਰੀ ਐਡਰੀ ਲੈਣੀ ਚਾਹੁੰਦੇ ਆ ਤੇ ਉਹਨਾਂ ਨੂੰ ਕਿਤਾਬਾਂ ਵੀ ਅਸੀਂ ਦੇ ਸਕਦੇ ਆ ਉਹਨਾਂ ਨਾਲ ਹੋਰ ਵੀ ਗੱਲ ਕਰ ਸਕਦੇ ਆ ਭਾਰਤ ਵਿੱਚ ਜਿਹੜੇ ਮੁੱਖ ਇੱਕ ਵੰਡ ਰਾਹੁਲ ਸੰਕਰਤਾ ਨੇ ਕੀਤੀ ਅਨੀਸ਼ਰਵਾਦੀ ਦਰਸ਼ਨ ਤੇ ਈਸ਼ਵਰਵਾਦੀ ਦਰਸ਼ਨ ਈਸ਼ਵਰਵਾਦ ਤੇ ਨਿਸ਼ਵਰਵਾਦੀ ਧਰਮ ਵੀ ਨੇ ਪਰ ਦਰਸ਼ਨ ਦੀ ਜਿਹੜੀ ਅਸੀਂ ਇੱਥੇ ਗੱਲ ਕਰ ਰਹੇ ਹਾਂ ਇਹ ਦੋ ਕੋਟੀਆਂ ਨੇ ਮਤਲਬ ਇੱਕ ਕੁਝ ਉਹ ਦਰਸ਼ਨ ਨੇ ਜਿਹੜੇ ਈਸ਼ਵਰ ਨੂੰ ਨਹੀਂ ਮੰਨਦੇ ਜਿਨ੍ਹਾਂ 'ਚ ਈਸ਼ਵਰ ਦੀ ਹੋਣ ਦਾ ਕਿਤੇ ਜ਼ਿਕਰ ਨਹੀਂ ਰੱਬ ਦੀ ਹੋਣ ਦਾ ਕਿਤੇ ਜ਼ਿਕਰ ਨਹੀਂ ਉਹਨਾਂ ਵਿੱਚੋਂ ਸਾਖ ਹੈ ਸਾਖ ਵੇਲੇ ਤੇ ਈਸ਼ਵਰ ਦਾ ਸੰਕਲਪ ਹੀ ਨਹੀਂ ਆਇਆ ਤੇ ਚਾਰ ਵਾਕ ਨੇ ਇਹਨਾਂ ਬਾਰੇ ਤੇ ਗੱਲ ਹੋਈ ਚੁੱਕੀ ਆ ਔਰ ਜਿਹੜੇ ਹੋਰ ਪ੍ਰਮੁੱਖ ਜਿਹੜੇ ਦਰਸ਼ਨ ਨੇ ਇਹ ਅਨੀਸ਼ਵਰਵਾਦੀ ਜਿਹੜੇ ਈਸ਼ਵਰ ਦੀ ਹੋਂਦ ਨੂੰ ਨਹੀਂ ਮੰਨਦੇ ਉਹਨਾਂ ਵਿੱਚੋਂ ਜੈਨ ਸੀ ਜੈਨ ਜਿਹੜਾ ਸਿਆਦਵਾਦ ਦੇ ਨਾਲ ਨਾਲ ਮਸ਼ਹੂਰ ਸੀ ਇਹ ਚੀਜ਼ ਹੈ ਵੀ ਹੈ ਜਾਂ ਨਹੀਂ ਸ਼ੰਕਾਵਾਦ ਵਾਲਾ ਤੀ ਚੌਥਾ ਵੱਡਾ ਦਰਸ਼ਨ ਮੀਮਾਂਸਾ ਦਰਸ਼ਨ ਸੀ ਜਿਹੜਾ ਸ਼ਬਦਵਾਦੀ ਦਰਸ਼ਨ ਸੀ ਔਰ ਪੰਜਵਾਂ ਵੱਡਾ ਦਰਸ਼ਨ ਜਿਹੜਾ ਹੈਗਾ ਜਿਹੜਾ ਈਸ਼ਵਰ ਦੇ ਸਿਧਾਂਤ ਨੂੰ ਮੰਨਦਾ ਉਹ ਬਹੁਤ ਇੱਕ ਬਹੁਤ ਦਰਸ਼ਨ ਹੈ ਇਹ ਭੌਤਿਕ ਅਨਾਤਮਵਾਦੀ ਨਾ ਉਹ ਭੌਤਿਕਵਾਦ ਨੂੰ ਮੰਨਦਾ ਨਾ ਉਹ ਆਤਮਾ ਨੂੰ ਮੰਨਦਾ ਇਹ ਭੌਤਿਕਵਾਦੀ ਅਨਾਤਮਵਾਦ ਆ ਔਰ ਇਸ ਵਾਸਤੇ ਪਰ ਬੁੱਧੀਵਾਦੀ ਦਰਸ਼ਨ ਆ ਬੁੱਧੀ ਨਾਲ ਆਪਣੀ ਜਿਹੜੀ ਹੈਗਾ ਕਿਉਂਕਿ ਅਸੀਂ ਇਹ ਥੋੜੇ ਥੋੜੇ ਸ਼ਬਦ ਦੇ ਰਹੇ ਤੁਹਾਨੂੰ ਤਾਂ ਕਿ ਇਹਨਾਂ ਦੇ ਬਾਰੇ ਮੜ ਜਾ ਔਰ ਬੁੱਧ ਦਰਸ਼ਨ ਦੀਆਂ ਬਹੁਤ ਸ਼ਾਖਾਵਾਂ ਨੇ ਬਹੁਤ ਸਾਰਾ ਉਹਦਾ ਲੰਮਾ ਚੌੜਾ ਮਤਲਬ ਇਤਿਹਾਸ ਆ ਪਰ ਜਿਹੜੀਆਂ ਪ੍ਰਮੁੱਖ ਚਾਰ ਸ਼ਾਖਾਵਾਂ ਨੇ ਉਹਨਾਂ ਵਿੱਚੋਂ ਅਸੀਂ ਸਰਵਾਸਤੀਵਾਦ ਤੇ ਸੁਤੰਤਰਿਕ ਬੋਧ ਇਹ ਆਪਣੀਆਂ ਪਹਿਲੀਆਂ ਦਵੰਦਵਾਦੀ ਪੋਜੀਸ਼ਨਾਂ ਤੇ ਜ਼ਿਆਦਾ ਖੜਦੇ ਆ ਜਿਹੜੇ ਸੁਤੰਤਰਿਕ ਬੋਧ ਤੇ ਜਿਹੜੀਆਂ ਦੂਜੀਆਂ ਦੋ ਇਹਦੀਆਂ ਸਭ ਤੋਂ ਪ੍ਰਸਿੱਧ ਧਾਰਾਵਾਂ ਸੀ ਉਹ ਵਿਗਿਆਨਵਾਦ ਜਿਹਨੂੰ ਯੋਗਾਚਾਰ ਕਿਹਾ ਜਾਂਦਾ ਸੀ ਤੇ ਸ਼ੂਨੇਵਾਦ ਜਿਹਨੂੰ ਮਾਧਿਅਮਕ ਸਿਧਾਂਤ ਵੀ ਕਿਹਾ ਜਾਂਦਾ ਇਹ ਬੜੀ ਤੇਜ਼ੀ ਨਾਲ ਵਿਚਾਰਵਾਦੀ ਪੋਜੀਸ਼ਨਾਂ ਵੱਲ ਨੂੰ ਵਧੇ ਔਰ ਇਹ ਵਿਚਾਰਵਾਦੀ ਸਿਧਾਂਤ ਪਰ ਇਹ ਸਾਰੇ ਕੁਝ ਦੇ ਬਾਵਜੂਦ ਈਸ਼ਵਰਵਾਦੀ ਨੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਔਰ ਅਗਲਾ ਵੱਡਾ ਦਰਸ਼ਨ ਜਿਹੜਾ ਜਿਹਦੇ ਵਿੱਚ ਈਸ਼ਵਰ ਦੇ ਸੰਕਲਪ ਦਾ ਕੋਈ ਜ਼ਿਕਰ ਨਹੀਂ ਉਹ ਵਿਸ਼ੇਸ਼ਿਕ ਦਰਸ਼ਨ ਸੀ ਔਰ ਵਿਸ਼ੇਸ਼ਿਕ ਦਰਸ਼ਨ ਵੀ ਬੁੱਧੀਵਾਦੀ ਦਰਸ਼ਨ ਸੀ ਆਤਮਾਵਾਦੀ ਆਤਮਾ ਦੇ ਸਿਧਾਂਤ ਨੂੰ ਮੰਨਦਾ ਪਰ ਈਸ਼ਵਰ ਨੂੰ ਨਹੀਂ ਮੰਨਦਾ ਔਰ ਇਹ ਉਹਦੀ ਆਤਮਾ ਜਿਹੜੀ ਹੈਗੀ ਉਹ ਮਤਲਬ ਉਪਨਿਸ਼ਦਾਂ ਦੀ ਆਤਮਾ ਨਾਲੋਂ ਥੋੜੀ ਹੋਰ ਕਿਸਮ ਦੀ ਹੈ ਪਰ ਉਹ ਚਲੋ ਸਾਰੀ ਡਿਟੇਲ ਤੇ ਵਿਆਖਿਆ ਦੀ ਗੱਲ ਹੈ ਜਿਹੜੇ ਈਸ਼ਵਰਵਾਦੀ ਦਰਸ਼ਨ ਨੇ ਉਹਨਾਂ ਵਿੱਚ ਪ੍ਰਮੁੱਖ ਜਿਹੜੇ ਦਰਸ਼ਨ ਨੇ ਉਹ ਨਿਆਏ ਯੋਗ ਤੇ ਵਿਦਾਂਤ ਨੇ ਨਿਆਏ ਬੁੱਧੀਵਾਦੀ ਖੇਮੇ ਚ ਆਉਂਦਾ ਹੈ ਬੁੱਧੀਵਾਦੀ ਦਰਸ਼ਨ ਸੀ ਬੁੱਧੀਵਾਦੀ ਜਿਹੜੀਆਂ ਹੈਗੀਆਂ ਯੁਕਤੀਆਂ ਨਾਲ ਆਪਣੀਆਂ ਗੱਲ ਨੂੰ ਯੋਗ ਰਹੱਸਵਾਦੀ ਆ ਤੇ ਵੇਦਾਂਤ ਸ਼ਬਦਵਾਦੀ ਆ ਜਿਹੜਾ ਸ਼ਬਦ ਪ੍ਰਮਾਣ ਗ੍ਰੰਥ ਪ੍ਰਮਾਣ ਦੀ ਜਿਹੜੀ ਹੈਗੀ ਗੱਲ ਕਰਦਾ ਇਹ ਇੱਕ ਵੰਡ ਆ ਭਾਰਤੀ ਦਾਰਸ਼ਨਿਕ ਜਿਹੜਾ ਹੈਗਾ ਇਹਨੂੰ ਜੇ ਈਸ਼ਵਰ ਤੇ ਅਨੀਸ਼ਵਰ ਦੇ ਹਿਸਾਬ ਨਾਲ ਵੰਡੋ ਪਰ ਕਿਉਂਕਿ ਸਾਡੇ ਸਾਹਮਣੇ ਅਸੀਂ ਵੇਖਨੇ ਆ ਇਹ ਵੰਡ ਜਿਹੜੀ ਹੈਗੀ ਉਹਨੂੰ ਜਿਹੜੀ ਹੈਗੀ ਉਹ ਸਹੀ ਅਰਥਾਂ ਵਿੱਚ ਉਹਦੀ ਜਿਹੜੀ ਹੈਗੀ ਜਿਹੜੀ ਟੱਕਰ ਚੱਲ ਰਹੀ ਉਹਨੂੰ ਪ੍ਰਤੀਬਿੰਬਤ ਨਹੀਂ ਕਰਦੀ ਕਿਉਂਕਿ ਅਸੀਂ ਵੇਖਨੇ ਆ ਕੇ ਇਹਦੇ ਵਿੱਚ ਅਨੀਸ਼ਵਰਵਾਦੀ ਕੁਝ ਐਸੇ ਸਿਧਾਂਤ ਨੇ ਜਿਹੜੇ ਮਤਲਬ ਵਿਚਾਰਵਾਦੀ ਪੋਜੀਸ਼ਨਾਂ ਤੇ ਖੜੇ ਨਜ਼ਰ ਆਉਂਦੇ ਨੇ ਕੁਝ ਈਸ਼ਵਰਵਾਦੀ ਸਿਧਾਂਤ ਨੇ ਇਹਦੇ ਵਿੱਚ ਜਿਹੜੇ ਦਰਸ਼ਨ ਨੇ ਜਿਹੜੇ ਭੌਤਿਕਵਾਦੀ ਪੋਜੀਸ਼ਨਾਂ ਤੇ ਖੜੇ ਨਜ਼ਰ ਆਉਂਦੇ ਨੇ ਔਰ ਇਸ ਵਾਸਤੇ ਸਾਡੇ ਲਈ ਬੁਨਿਆਦੀ ਸਵਾਲ ਹੈ ਕਿ ਉਸ ਉਸ ਜਿਹੜੀ ਬੁਨਿਆਦੀ ਉਹਨਾਂ ਵਿੱਚ ਜਿਹੜੀ ਟੱਕਰ ਦੀ ਪੋਜੀਸ਼ਨ ਹੈ ਵਿਚਾਰਵਾਦੀ ਪੋਜੀਸ਼ਨਾਂ ਦੀ ਤੇ ਭੌਤਿਕਵਾਦੀ ਪੋਜੀਸ਼ਨਾਂ ਦੀ ਉਹਦੇ ਆਧਾਰ ਤੇ ਜਿਹੜੀ ਹੈਗੀ ਵੰਡ ਉਹਨੂੰ ਅਸੀਂ ਵੀ ਵੇਖੀਏ ਔਰ ਇਹ ਤੋਂ ਪਹਿਲਾਂ ਮੈਂ ਉਹ ਦੂਸਰੀ ਵੱਡੀ ਜਿਹੜੀ ਜਿਹੜਾ ਤੁਹਾਡੇ ਸ਼ਬਦਾਵਲੀ ਚ ਆਮ ਚਰਚਾ ਹੋ ਸਕਦੀ ਆ ਆਪਾਂ ਵੀ ਨਹੀਂ ਛੱਟ ਦਰਸ਼ਨ ਦੀ ਛੇ ਦਰਸ਼ਨਾਂ ਦੀ ਬ੍ਰਾਹਮਣਾਂ ਦੇ ਛੇ ਦਰਸ਼ਨ ਦੋ ਇੱਕ ਹੋਰ ਇੱਕ ਗੈਰ ਇੱਕ ਮੁੱਖ ਦੋ ਆ ਰਹੀਆਂ ਨੇ ਗੈਰ ਬ੍ਰਾਹਮਣੀ ਦਰਸ਼ਨ ਤੇ ਬ੍ਰਾਹਮਣੀ ਦਰਸ਼ਨ ਜਿਹੜੇ ਗੈਰ ਬ੍ਰਾਹਮਣੀ ਦਰਸ਼ਨ ਨੇ ਉਹਨਾਂ ਵਿੱਚ ਤੇ ਮਤਲਬ ਜੈਨ ਬੁੱਧ ਇਹ ਨੇ ਮਤਲਬ ਆਉਂਦੇ ਮੁੱਖ ਤੌਰ ਤੇ ਔਰ ਜਿਹੜੇ ਆ ਜਿਹੜੇ ਬ੍ਰਾਹਮਣੀ ਦਰਸ਼ਨ ਨੇ ਉਹ ਛੇ ਪ੍ਰਮੁੱਖ ਬ੍ਰਾਹਮਣੀ ਦਰਸ਼ਨ ਨੇ ਜਿਨ੍ਹਾਂ ਨੂੰ ਛੱਟ ਦਰਸ਼ਨ ਦੇ ਤੌਰ ਤੇ ਸਾਡੇ ਗ੍ਰੰਥ ਸਾਹਿਬ 'ਚ ਉਹਨਾਂ ਦਾ ਜ਼ਿਕਰ ਆਉਂਦਾ ਛੇ ਬ੍ਰਾਹਮਣੀ ਦਰਸ਼ਨ ਨੇ ਸਾਖ ਮਿਮਾਸਾ ਨਿਆਏ ਵਿਸ਼ੇਸ਼ਿਕ ਯੋਗ ਤੇ ਵਿਦਾਂਤ ਔਰ ਤੁਹਾਡੇ ਲਈ ਦਿਲਚਸਪੀ ਦੀ ਗੱਲ ਇਹ ਆ ਕਿ ਇਹਨਾਂ ਛੇ ਵੱਡੇ ਦਰਸ਼ਨਾਂ ਦੇ ਵਿੱਚੋਂ ਚਾਰ ਦਰਸ਼ਨ ਧਾਰਾਵਾਂ ਉਹ ਨੇ ਜਿਹੜੀਆਂ ਵੱਖ-ਵੱਖ ਤਰੀਕੇ ਨਾਲ ਵਿਚਾਰਵਾਦੀ ਦਾਰਸ਼ਨਿਕ ਧਾਰਨਾਵਾਂ ਦਾ ਸਖਤ ਖੰਡਨ ਕਰਦੀਆਂ ਨਜ਼ਰ ਆਉਂਦੀਆਂ ਔਰ ਉਹ ਖੰਡਨ ਕਰਨ ਕਰਕੇ ਉਹ ਭੌਤਿਕਵਾਦੀ ਖੇਮੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਥਾਂ ਜਾ ਬਣਦਾ ਯਾਨੀ ਚਾਰ ਜਿਹੜੀਆਂ 6 ਮੁੱਖ ਬ੍ਰਾਹਮਣਵਾਦੀ ਦਰਸ਼ਨ ਨੇ ਉਹਨਾਂ ਵਿੱਚੋਂ ਚਾਰ ਦਾਰਸ਼ਨਿਕ ਧਾਰਾਵਾਂ ਜਿਹੜੀਆਂ ਹੈਗੀਆਂ ਵਿਚਾਰਵਾਦ ਦਾ ਖੰਡਨ ਕਰਦੀਆਂ ਨੇ ਔਰ ਇੱਕੋ ਇੱਕ ਹੀ ਧਾਰਾ ਹੈ ਜਿਹੜੀ ਸਸੰਗਤ ਰੂਪ ਵਿੱਚ ਅਖੀਰ ਤੱਕ ਵਿਦਾਂਤ ਦੀ ਧਾਰਾ ਹੈ ਜਿਹੜੀ ਵਿਚਾਰਵਾਦੀ ਪੋਜੀਸ਼ਨਾਂ ਤੇ ਜਿਹੜੀ ਹੈਗੀ ਉਹ ਪੈਰਾ ਦਿੰਦੀ ਆ ਵਿਚਾਰਵਾਦੀ ਪੋਜੀਸ਼ਨਾਂ ਤੇ ਜਿਹੜੀ ਹੈਗੀ ਆ ਡਟ ਕੇ ਖੜਦੀ ਆ ਜਿਹੜਾ ਯੋਗ ਆ ਉਹ ਵੈਸੇ ਹੀ ਢੁਲਮੁਲ ਉਹ ਦਰਸ਼ਨ ਦਾ ਉਹਦੇ ਚ ਹਿੱਸਾ ਘਟਿਆ ਤੇ ਸਰੀਰਕ ਕਿਰਿਆਵਾਂ ਦਾ ਜਿਹੜਾ ਹੈਗਾ ਜ਼ਿਆਦਾ ਉਹ ਇੱਕ ਰਾਸਵਾਦੀ ਆ ਪਰ ਫਿਰ ਵੀ ਉਹ ਚਲੋ ਉਹਨੂੰ ਵਿਚਾਰਵਾਦ ਦੇ ਖੇਮੇ ਚ ਤੁਸੀਂ ਗਿਣ ਸਕਦੇ ਜੀ ਇਹ ਮਤਲਬ ਜਿਹੜੀ ਹੈਗੀ ਵੰਡਿਆ ਪਰ ਹੁਣ ਅਸੀਂ ਅਗਲੀ ਜਿਹੜੀ ਮਤਲਬ ਜਿਹੜਾ ਸਾਡਾ ਮੁੱਖ ਸੀ ਸ਼ੁਰੂ ਤੋਂ ਵੀ ਇਹਦੇ ਬਾਵਜੂਦ ਵੀ ਸਾਰਾ ਭਾਰਤ ਦਾ ਜਿਹੜਾ ਦਾਰਸ਼ਨਿਕ ਦੰਗਲ ਆ ਇਹ ਫੇਰ ਅੱਗੋਂ ਮੁੱਖ ਵੰਡ ਵਿੱਚ ਵੰਡਿਆ ਜਾਂਦਾ ਕੁਝ ਵਿਚਾਰਵਾਦ ਦਾ ਪੱਖ ਲੈਂਦੇ ਨੇ ਕੁਝ ਉਹਦਾ ਵਿਰੋਧ ਲੈਂਦੇ ਨੇ ਅਸੀਂ ਵਿਚਾਰਵਾਦ ਦੇ ਪੱਖ ਦੀ ਧਾਰਨਾ ਜਿਹੜੀ ਜੇ ਲਈਏ ਤੇ ਜਦੋਂ ਟੋਟਲ ਦਾਰਸ਼ਨਿਕਾਂ ਦੀ ਗਿਣਤੀ ਕਰਦੇ ਹਾਂ ਤੇ ਵਿਚਾਰਵਾਦ ਦਾ ਵਿਰੋਧ ਕਰਨ ਵਾਲੇ ਦਾਰਸ਼ਨਿਕਾਂ ਦੀ ਤੇ ਵਿਗਿਆਨੀਆਂ ਦੀ ਤੇ ਫਿਲਾਸਫਰਾਂ ਦੀ ਜਿਹੜੀ ਹੈਗੀ ਲਿਸਟ ਹੈ ਉਹ ਬਹੁਤ ਲੰਬੀ ਹੋ ਜਾਂਦੀ ਤੇ ਜਿਹੜੇ ਵਿਚਾਰਵਾਦ ਦੇ ਹੱਕ 'ਚ ਖੜੇ ਜਿਹੜੇ ਹੈਗੇ ਨੇ ਉਹਦੀਆਂ ਧਾਰ ਧਾਰਾਵਾਂ ਜਿਹੜੀਆਂ ਹੈਗੀਆਂ ਸਾਨੂੰ ਬਹੁਤ ਬਹੁਤ ਜ਼ਿਆਦਾ ਨਹੀਂ ਇਹ ਉਹ ਉਹਦੇ ਮੁਕਾਬਲੇ 'ਚ ਖੜਦੀਆਂ ਨਜ਼ਰ ਨਹੀਂ ਆਉਂਦੀਆਂ ਪਰ ਇਹਦੇ ਬਾਵਜੂਦ ਵੀ ਵਿਚਾਰਵਾਦ ਜੇ ਸਮਾਜ ਦੇ ਵਿੱਚ ਡੋਮੀਨੇਟ ਕਰਦਾ ਰਿਹਾ ਹਾਵੀ ਰਿਹਾ ਹੈ ਤੇ ਉਹਦਾ ਕਾਰਨ ਇਹ ਸੀ ਕਿ ਉਹਨੂੰ ਹਾਕਮਾਂ ਦਾ ਸੰਰਖਣ ਰਿਹਾ ਹੈ ਹਮੇਸ਼ਾ ਹਾਕਮਾਂ ਦਾ ਸੰਰਖਣ ਹੀ ਇੱਕਮਾਤਰ ਉਹਦੀ ਸ਼ਕਤੀ ਦਾ ਸਰੋਤ ਸੀ ਜਿੱਥੋਂ ਤੱਕ ਉਹਦੀ ਮਤਲਬ ਗਿਆਨ ਵਿਗਿਆਨ ਦਾ ਉਹਦੇ ਸਿਧਾਂਤ ਸੀ ਉਹਨਾਂ ਉਹ ਸੈਕੰਡ ਨੰਬਰ ਤੇ ਹੁੰਦੇ ਪਹਿਲਾ ਜਿਹੜਾ ਉਹਨਾਂ ਦਾ ਸੀ ਉਹ ਉਹਨਾਂ ਨੂੰ ਹਾਕਮ ਜਮਾਤਾਂ ਦਾ ਸੰਰਖਣ ਉਹਨਾਂ ਨੂੰ ਹਮੇਸ਼ਾ ਹੀ ਮਿਲਦਾ ਰਿਹਾ ਜਿਹਦੇ ਕਰਕੇ ਉਹ ਉਹ ਮਤਲਬ ਜਿਹੜਾ ਹੈਗਾ ਛੜ ਗਈ ਹੈ ਕਿ ਹਥਿਆਰ ਗਈ ਹੈ ਹਾਕਮਾਂ ਦਾ ਸੰਰਖਣ ਦਾ ਮਤਲਬ ਹਾਕਮਾਂ ਦੀ ਉਹਨਾਂ ਨੂੰ ਸਰਪ੍ਰਸਤੀ ਸੀ ਸਪੋਰਟ ਸਪੋਰਟ ਹਾਕਮ ਉਹਨਾਂ ਨੂੰ ਮਤਲਬ ਓਨ ਕਰਦੇ ਸੀ ਉਹਨਾਂ ਨੂੰ ਸਪੋਰਟ ਕਰਦੇ ਸੀ ਔਰ ਵਿਚਾਰ ਵਾਦ ਦਾ ਜਿਹੜਾ ਆਪਾਂ ਹੁਣ ਥੋੜਾ ਜਿਹਾ ਲੈਨੇ ਵਿਚਾਰਵਾਦੀ ਦਰਸ਼ਨ ਫਿਰ ਆਪਾਂ ਆਪਣੀ ਵੰਡ ਕਰਦੇ ਹਾਂ ਉਹਦੇ ਜਿਵੇਂ ਤੁਹਾਨੂੰ ਦੱਸਿਆ ਕਿ ਸਭ ਤੋਂ ਪ੍ਰਮੁੱਖ ਜੇ ਨਾਂ ਲੈਣੇ ਹੋਣ ਤੇ ਉਪਨਿਸ਼ਦ ਨੇ ਉਪਨਿਸ਼ਦਾਂ ਦੇ ਵਿੱਚ ਅਸੀਂ ਵੇਖਨੇ ਆ ਬੜੇ ਵੱਡੇ ઋષਿ ਜਿਹੜਾ ਸਭ ਤੋਂ ਪ੍ਰਸਿੱਧ ઋષਿ ਆ ਜਿਹੜਾ ਵਿਚਾਰਵਾਦੀ ਪੋਜੀਸ਼ਨਾਂ ਦਾ ਜਿਹਦਾ ਬਾਰ-ਬਾਰ ਸਾਰੇ ਹੁਣ ਤੱਕ ਜ਼ਿਕਰ ਹੁੰਦਾ ਉਹ ਯਾਗਵਲਕ ਆ ਸੰਤ ਕੁਮਾਰ ਆ ਫਿਰ ਜੇ ਕੁਝ ਉਹਦੇ ਦੂਸਰੇ ઋષਿ ਵੀ ਆਉਂਦੇ ਜਿਹੜੇ ਮਤਲਬ ਇੱਕ ਕਿਸਮ ਦੇ ਮਥਿਆਸਕ ਨੇ ਇੰਦਰ ਵੀ ਆ ਤੇ ਪ੍ਰਜਾਪਤੀ ਆ ਔਰ ਇਹ ਪਹਿਲੀ ਧਾਰਾ ਹੈ ਵਿਚਾਰਵਾਦ ਦੀ ਉਦੋਂ ਅੱਗੇ ਵਿਚਾਰਵਾਦ ਦਾ ਜਿਹੜਾ ਅਗਲਾ ਮੁੱਖ ਪ੍ਰਤੀਨਿਧ ਹੁੰਦਾ ਹੈ ਉਹ ਮਹਾਯਾਨ ਬੋਧੀ ਨੇ ਮਹਾਯਾਨ ਬੋਧ ਮਤ ਔਰ ਇਹ ਜਿਹੜੀ ਹੁਣ ਮੈਂ ਤੁਹਾਨੂੰ ਸਾਰੀ ਲਿਸਟ ਗਿਣਾ ਰਿਹਾ ਸਿਰਫ ਤੁਹਾਡੇ ਦਿਮਾਗ 'ਚ ਇੱਕ ਸਰਸਰੀ ਜਿਹਾ ਖਾਕਾ ਬਣਾਉਣ ਲਈ ਆ ਕਿਉਂਕਿ ਆਪਾਂ ਇਹਦੀ ਵਿਆਖਿਆ ਕਰਨ ਦਾ ਆਪਣੇ ਕੋਲ ਨਹੀਂ ਸਮਾਂ ਔਰ ਜਿਹੜੇ ਮਹਾਯਾਨ ਬਹੁਤ ਮਤ ਹੈ ਇਹਦੇ ਵੀ ਦੋ ਧਾਰਾਵਾਂ ਨੇ ਔਰ ਜਿੱਥੋਂ ਤੱਕ ਹਿੰਦੁਸਤਾਨ ਦੇ ਦਰਸ਼ਨ ਦਾ ਇਤਿਹਾਸ ਆ ਉਹਦੇ ਵਿੱਚ ਜਿਹਨੇ ਸਭ ਤੋਂ ਮਜ਼ਬੂਤੀ ਨਾਲ ਵਿਚਾਰਵਾਦੀ ਪੋਜੀਸ਼ਨਾਂ ਦਾ ਜੇ ਕਿਸੇ ਨੇ ਮਤਲਬ ਤਰਕ ਸੰਗਤ ਢੰਗ ਨਾਲ ਬਹੁਤ ਜੇ ਕਿਸੇ ਨੂੰ ਸਿਹਰਾ ਜਾਂਦਾ ਤਾਂ ਮਹਾਯਾਨ ਬਹੁਤ ਮਤ ਨੂੰ ਜਾਂਦਾ ਕਿਉਂਕਿ ਵਿਦਾਂਤ ਜਿਹੜਾ ਪਹਿਲਾ ਉਪਨਿਸ਼ਦਾਂ ਵਾਲਾ ਉਹ ਵੀ ਉਪਨਿਸ਼ਦਾਂ ਦਾ ਜਿਹੜਾ ਹੈਗਾ ਸਿਧਾਂਤ ਆ ਉਹ ਵੀ ਉਸ ਉਹ ਪਹਿਲੇ ਦੌਰ ਦਾ ਸਿਧਾਂਤ ਆ ਔਰ ਇਸ ਜਿਹੜਾ ਸਮਾਜ ਦੇ ਪਰਪੱਕ ਜਿਹੜੀ ਹੈਗੀ ਅਵਸਥਾ ਹੈ ਜਮਾਤੀ ਸਮਾਜ ਜਦੋਂ ਬਹੁਤ ਅਗਲੀਆਂ ਸਟੇਜਾਂ ਚੱਲ ਜਾਂਦਾ ਹੈ ਔਰ ਜਿਹੜਾ ਹੈਗਾ ਤੁਹਾਡਾ ਗੁਲਾਮਦਾਰੀ ਸਮਾਜ ਵੀ ਹੋਰ ਅੱਗੇ ਵੱਧ ਕੇ ਸਮੰਤੀ ਜਿਹੜਾ ਹੈਗਾ ਸਮਾਜ ਵੱਲ ਵਧ ਰਿਹਾ ਉਸ ਦੌਰ ਦੇ ਵਿੱਚ ਵਿਚਾਰਵਾਦੀ ਪੋਜੀਸ਼ਨਾਂ ਦੇ ਵਿੱਚ ਜਿਹੜਾ ਹੈਗਾ ਜੇ ਕੋਈ ਆਉਂਦਾ ਹੈ ਹੱਕ 'ਚ ਬੌੜਦਾ ਤੇ ਉਹ ਬੌਧ ਮਤ ਆ ਔਰ ਮਹਾਂਯਾਨ ਬੌਧ ਮਤ ਜਿਹੜਾ ਹੈਗਾ ਉਹਦੇ ਦੋ ਪ੍ਰਸਿੱਧ ਧਾਰਾਵਾਂ ਰਹੀਆਂ ਨੇ ਮਾਧਿਮਿਕ ਜਿਹਨੂੰ ਸ਼ੂਨਿਆਵਾਦ ਕਿਹਾ ਜਾਂਦਾ ਸ਼ੂਨਿਆਵਾਦ ਜੀ ਦੇ ਨਾਗਰਜਨ ਸਭ ਤੋਂ ਵੱਡੇ ਫਿਲਾਸਫਰ ਹੋਏ ਨੇ ਨਾਗਰਜਨ ਆਰੀਆ ਦੇਵ ਬੁੱਧ ਪਾਲਿਤ ਚੰਦਰ ਕੀਰਤੀ ਸ਼ਾਂਤੀ ਦੇਵ ਇਹ ਜਿਹੜੇ ਫਿਲਾਸਫੀ ਨੂੰ ਡਿਟੇਲ ਚ ਪੜਨਗੇ ਉਹਨਾਂ ਨੂੰ ਇਹਨਾਂ ਦਾ ਜ਼ਿਕਰ ਆਏਗਾ ਇਹਨਾਂ ਦਾ ਆਪਣੇ ਢੰਗ ਨਾਲ ਜਿਹੜਾ ਹੈਗਾ ਫਿਲਾਸਫੀ ਚ ਯੋਗਦਾਨ ਹੈ ਉਹਦੀ ਵੀ ਗੱਲ ਔਰ ਦੂਸਰੀ ਵੱਡੀ ਧਾਰਾ ਯੋਗਾਚਾਰ ਦੀ ਧਾਰਾ ਸੀ ਜਿਹਨੂੰ ਵਿਗਿਆਨਵਾਦ ਕਿਹਾ ਜਾਂਦਾ ਮੈਂ ਪਹਿਲਾਂ ਵੀ ਕਿਹਾ ਕਿ ਦਰਸ਼ਨ ਦੇ ਗੱਲ ਕਰਦੇ ਆ ਵਿਗਿਆਨ ਦਾ ਮਤਲਬ ਜਿਹੜੀ ਆਧੁਨਿਕ ਸਾਇੰਸ ਨਹੀਂ ਵਿਗਿਆਨ ਤੋਂ ਮਤਲਬ ਸਾਇੰਸ ਨਹੀਂ ਵਿਗਿਆਨ ਤੋਂ ਮਾ ਵਿਚਾਰਤਾ ਵਿਚਾਰਵਾਦੀ ਜਿਹੜੇ ਹੈਗੇ ਸਿਧਾਂਤ ਨੇ ਵਿਗਿਆਨ ਤੋਂ ਮਤਲਬ ਜਿਹੜਾ ਹੈਗਾ ਉਹ ਸਾਇੰਸ ਨਹੀਂਗਾ ਆਧੁਨਿਕ ਵਿਗਿਆਨ ਤੋਂ ਨਹੀਂ ਕਿਸੇ ਨੂੰ ਭਲੇਖਾ ਲੱਗਣਾ ਚਾਹੀਦਾ ਯਾਨੀ ਵਿਗਿਆਨਵਾਦ ਆ ਯੋਗਾਚਾਰ ਜਿਹਦੇ ਮੁੱਖ ਸਿਧਾਂਤਕਾਰ ਹੋਏ ਮੈਤਰੀਏਨਾਥ ਅਸੰਗ ਵਸੂਬੰਧੂ ਔਰ ਦਿਗਨਾਗ ਤੇ ਧਰਮ ਕੀਰਤੀ ਜਿਨ੍ਹਾਂ ਨੂੰ ਇੱਕ ਬਹੁਤ ਵੱਡੇ ਜਿਸ ਦੌਰ ਨੂੰ ਮਤਲਬ ਰਾਹੁਲ ਵਰਗੇ ਵੀ ਜਿਹੜੇ ਵਿਦਵਾਨ ਨੇ ਭੌਤਿਕਵਾਦੀ ਉਹ ਵੀ ਭਾਰਤੀ ਦਰਸ਼ਨ ਦੀ ਸਿਖਰ ਆਂਦੇ ਨੇ ਉਹ ਦਿਗਨਾਗ ਤੇ ਧਰਮ ਕੀਰਤੀ ਵਿਚਾਰਵਾਦ ਵਿੱਚ ਉਹ ਜਿਹੜੀਆਂ ਯੁਕਤੀਆਂ ਲੈ ਕੇ ਆਏ ਜਿਹੜੇ ਉਹ ਤਰਕ ਲੈ ਕੇ ਆਏ ਇਹ ਉਹਦੇ ਇਹ ਉਹਦੇ ਪ੍ਰਤੀਨਿਧ ਨੇ ਔਰ ਇਹੋ ਵਿਚਾਰਵਾਦ ਅੱਗੇ ਜਾ ਕੇ ਨਾ ਇਹ ਦੋਵੇਂ ਧਾਰਾਵਾਂ ਇਕੱਠੀਆਂ ਹੁੰਦੀਆਂ ਨਜ਼ਰ ਆਉਂਦੀਆਂ ਨੇ ਜਿਹਦੇ ਵੱਡੇ ਸਿਧਾਂਤਕਾਰ ਸ਼ਾਂਤ ਰਕਸ਼ਿਤ ਕਮਲਸ਼ੀਲ ਵਿਗਿਆਨਵਾਦ ਤੇ ਯੋਗਾਚਾਰ ਔਰ ਇਹ ਇੱਕ ਮਤਲਬ ਜਿਹੜਾ ਹੈਗਾ ਇਹਨੂੰ ਅੰਨੇ ਵਿਚਾਰਵਾਦ ਦੀ ਇੱਕ ਬਹੁਤ ਵੱਡੀ ਧਾਰਾ ਸੀ ਔਰ ਅੱਗੇ ਜਾ ਕੇ ਵਿਚਾਰਵਾਦ ਦੀ ਇਹ ਬਹੁਤ ਵੱਡੀ ਧਾਰਾ ਜਿਹੜੀ ਮਹਾਯਾਨ ਬਹੁਤ ਮਾਤਿਆ ਇਹਦੇ ਭਾਰਤ ਦੀ ਧਰਤੀ ਤੋਂ ਪੈਰ ਉਖੜਨ ਲੱਗਦੇ ਨੇ ਔਰ ਨਵੇਂ ਸਮੰਤੀ ਯੁੱਗ ਦੇ ਅਨਸਾਰੀ ਸਿਧਾਂਤਾਂ ਦੇ ਦੀ ਜਦੋਂ ਲੋੜ ਪੈਦਾ ਹੁੰਦੀ ਆ ਤੇ ਉਦੋਂ ਇਹ ਪ੍ਰਸੰਗਿਕ ਹੋ ਜਾਂਦਾ ਹੈ ਉਦੋਂ ਇਹ ਮਤਲਬ ਇੱਥੋਂ ਨਹੀਂ ਇਹ ਤੇ ਬਾਹਰਲੇ ਦੇਸ਼ਾਂ ਵੱਲ ਨੂੰ ਰਵਾਨਗੀ ਕਰਦਾ ਹੈ ਤੇ ਤਿੱਬਤ ਦੇ ਵਿੱਚ ਜਾ ਕੇ ਸਾਰੇ ਕਰਦੇ ਨੇ ਔਰ ਸ਼ਾਂਤ ਰਖਸ਼ਤ ਕਮਲਸ਼ੀਲ ਤੇ ਇਹ ਅਸੀਂ ਅਖੀਰਲੇ ਵੇਨੇ ਇਹਨਾਂ ਦੇ ਵੱਡੇ ਸਿਧਾਂਤਕਾਰ ਔਰ ਜੇ ਵਿਚਾਰਵਾਦੀ ਸਿਧਾਂਤ ਜਦੋਂ ਮਤਲਬ ਜਿਹੜਾ ਹੈਗਾ ਉਹਦੀਆਂ ਇਸ ਦੌਰ ਦੇ ਵਿੱਚ ਜਦੋਂ ਉਹਦੇ ਪੈਰ ਡਗਮਗਾਉਣ ਲੱਗਦੇ ਨੇ ਤੇ ਫਿਰ ਉਹਦੀ ਸਹਾਇਤਾ ਜਿਹੜਾ ਵੱਡਾ ਸਿਧਾਂਤ ਆਉਂਦਾ ਉਹ ਅਦਵੈਤ ਵਿਦਾਂਤ ਆਉਂਦਾ ਜਿਹਨੂੰ ਆਪਾਂ ਸ਼ੰਕਰ ਦਾ ਅਦਵੈਤ ਵਿਦਾਂਤ ਆਨੇ ਸ਼ੰਕਰ ਤੋਂ ਪਹਿਲਾਂ ਹੀ ਇਹਦੀ ਪਰੰਪਰਾ ਸ਼ੁਰੂ ਹੋ ਜਾਂਦੀ ਆ ਜਿਹਨੂੰ ਅਸੀਂ ਵਾਦ ਰਹਿਣਾ ਨੇ ਲਗਭਗ ਤੀਸਰੀ ਚੌਥੀ ਸਦੀ 'ਚ ਵਿਦਾਂਤ ਦੇ ਵੱਡੇ ਜਿਹੜੇ ਹੈਗੇ ਦਰਸ਼ਨ ਦਰਸ਼ਨ ਸ਼ਾਸਤਰੀ ਵਾਦ ਰਹਿਣ ਨੇ ਔਰ ਇਹਨਾਂ ਦੇ ਵੱਡੇ ਗੁਰੂ ਦੇ ਗੁਰੂ ਜਿਹੜੇ ਗੌੜਪਾਦ ਆ ਸ਼ੰਕਰ ਦੇ ਫਿਰ ਸ਼ੰਕਰ ਆ ਜਿਹੜਾ ਬੜੀ ਛੋਟੀ ਉਮਰ 'ਚ ਭਾਵੇਂ ਖਤਮ ਹੋ ਗਿਆ ਪਰ ਹਿੰਦੁਸਤਾਨ ਵਿੱਚ ਵਿਚਾਰਵਾਦ ਦੀਆਂ ਮਤਲਬ ਜਿਹੜੀਆਂ ਹੈਗੀਆਂ ਉਸ ਦੌਰ ਦਾ ਪ੍ਰਤੀਨਿਧ ਜਿਹੜਾ ਮਤਲਬ ਦਾਰਸ਼ਨਿਕ ਆ ਉਹ ਸ਼ੰਕਰ ਆ ਉਹਦਾ ਅਦਵੈਤ ਵਿਦਾਂਤ ਆ ਔਰ ਉਸੇ ਦੀ ਧਾਰਾ ਚ ਅੱਗੇ ਸ਼੍ਰੀ ਅਰਸ਼ ਵਗੈਰਾ ਵਿਦਵਾਨ ਹੁੰਦੇ ਨੇ ਅਦਵੈਤ ਵਿਦਾਂਤ ਔਰ ਅਦਵੈਤ ਵਿਦਾਂਤ ਦੇ ਵਿੱਚ ਕੀ ਗੱਲ ਖਾਸ ਆ ਅਦਵੈਤ ਵਿਦਾਂਤ ਉਪਨਿਸ਼ਦਾਂ ਦੇ ਵਿਦਾਂਤ ਨਾਲੋਂ ਬਹੁਤ ਨਵੇਂ ਦੌਰ ਦੀ ਵਿਆਖਿਆ ਕਰਦਾ ਉਦੋਂ ਤੋਂ ਬਹੁਤ ਵਿਕਸਿਤ ਹੈ ਉਹਦੇ 'ਚ ਜਿਹੜੀਆਂ ਯੁਕਤੀਆਂ ਨੇ ਉਹ ਬਹੁਤ ਵਿਕਸਿਤ ਨੇ ਔਰ ਉਹ ਅਸੀਂ ਉਹਦੇ ਬਾਰੇ ਜਿਹੜਾ ਹੈਗਾ ਵੱਖਰੀ ਗੱਲ ਥੋੜੀ ਬਹੁਤੀ ਅੱਗੇ ਕਰਦੇ ਰਹੇ ਨੇ ਜੇ ਲੋੜ ਪਈ ਤੇ ਅੱਗੇ ਵੀ ਜਾ ਕੇ ਕਰ ਲਾਂਗੇ ਔਰ ਇਹ ਪਰ ਜਿਹੜੀਆਂ ਵਿਚਾਰਵਾਦੀ ਪੋਜੀਸ਼ਨਾਂ ਤੋਂ ਜਿੱਥੋਂ ਤੱਕ ਸੰਪਰਦਾ ਦਾ ਸਵਾਲ ਸੀ ਦੋ ਸੰਪਰਦਾਵਾਂ ਦਾ ਇਤਿਹਾਸ ਵੀ ਭਾਰਤ ਵਿੱਚ ਬੜਾ ਰਿਹਾ ਬੁੱਧ ਸੰਪਰਦਾ ਅਲੱਗ ਸੀ ਔਰ ਇਹ ਜਿਹੜੀ ਹੈਗੀ ਆ ਵਿਦਾਂਤੀਆਂ ਦੀ ਸੰਪਰਦਾ ਅਲੱਗ ਸੀ ਇਹ ਸੰਪਰਦਾਵਾਂ ਦੇ ਤੌਰ ਤੇ ਇੱਕ ਦੂਜੇ ਨਾਲ ਇਹਨਾਂ ਦਾ ਭੇੜ ਸੀ ਪਰ ਜਿੱਥੋਂ ਤੱਕ ਵਿਚਾਰਾਂ ਦਾ ਸੀ ਇਹਨਾਂ ਨੇ ਬੜੇ ਆਰਾਮ ਨਾਲ ਇੱਕ ਦੂਜੇ ਦੇ ਵਿਚਾਰਵਾਦੀ ਯੁਕਤੀਆਂ ਨੂੰ ਵਿਚਾਰਾਂ ਨੂੰ ਇਹ ਗ੍ਰਹਿਣ ਕਰਦੇ ਸੀ ਔਰ ਇਹਨੇ ਮਹਾਯਾਨ ਬੌਧ ਮਤ ਦੀਆਂ ਸਾਰੀਆਂ ਯੁਕਤੀਆਂ ਨੂੰ ਵਿਚਾਰਵਾਦੀ ਯੁਕਤੀਆਂ ਨੂੰ ਆਪਣੇ ਅਦਵੈਤ ਵਿਦਾਂਤ ਵਿੱਚ ਸ਼ਾਮਲ ਕਰ ਲਿਆ ਉਹਨੂੰ ਇਸੇ ਵਾਸਤੇ ਜਿਹੜੇ ਉਸ ਵੇਲੇ ਦੇ ਕੱਟੜ ਬ੍ਰਾਹਮਣ ਸਨ ਉਹ ਇਹਨੂੰ ਛੁਪਿਆ ਬੁੱਧ ਆਂਦੇ ਸੀ ਵੀ ਇਹ ਮਤਲਬ ਬ੍ਰਾਹਮਣ ਦੇ ਭੇਜ ਚ ਛੁਪਿਆ ਬੁੱਧ ਆ ਯਾਨੀ ਕਿਉਂਕਿ ਬੋਧੀ ਜਿਹੜੀਆਂ ਧਾਰਨਾਵਾਂ ਮਹਾਯਾਨ ਵਿਚਾਰਵਾਦ ਦੀਆਂ ਉਹਨਾਂ ਨੂੰ ਜਿਹੜਾ ਹੈਗਾ ਸ਼ੰਕਰ ਆਪਣੇ ਵਿੱਚ ਜਿਹੜਾ ਹੈਗਾ ਉਸ ਕਰ ਲੈਂਦਾ ਔਰ ਉਹਨਾਂ ਨੂੰ ਇਹ ਫਿਰ ਵਿਚਾਰਵਾਦੀ ਸਿਧਾਂਤ ਨੂੰ ਬੜੇ ਵਿਕਸ ਉੱਚੇ ਪੱਧਰ ਤੇ ਵਿਕਸਿਤ ਕਰਦਾ ਹੁਣ ਇਹ ਜਿਹੜੀ ਚੀਜ਼ ਆ ਇਹਦੇ ਵਿੱਚ ਇੱਕ ਦੋ ਅਸੀਂ ਇਹਦੇ ਵਿੱਚ ਕਰਨੀ ਚਾਹੁੰਦੇ ਗੱਲ ਕਿ ਅਗਲਾ ਜਿੰਨੇ ਵੀ ਦੌਰ ਦੇ ਵਿਚਾਰਵਾਦੀ ਸਿਧਾਂਤ ਨੇ ਇਸ ਤੋਂ ਬਾਅਦ ਵਿਦਾਂਤ ਤੋਂ ਬਾਅਦ ਜਿੰਨੇ ਵੀ ਮੁੱਖ ਵਿਚਾਰਵਾਦੀ ਸਿਧਾਂਤ ਦੀਆਂ ਪਰੰਪਰਾਵਾਂ ਭਾਰਤ ਵਿੱਚ ਪਾਈਆਂ ਜਾਂਦੀਆਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਇਸੇ ਅਦਵੈਤ ਵਿਦਾਂਤ ਦੀ ਹੀ ਅਗਲਾ ਪੜਾ ਅਗਲੀ ਮਤਲਬ ਹੈਗੀ ਇਸੇ ਦੀ ਧਾਰਾ ਦੀ ਪ੍ਰਤੀਨਿਧਤਾ ਕਰਦੇ ਨੇ ਭਾਰਤ ਵਿੱਚ ਹੁਣ ਵੀ ਪਾਈਆਂ ਜਾਣੀਆਂ ਇੱਥੋਂ ਤੱਕ ਕਿ ਦੋ ਧਾਰਾਵਾਂ ਭਾਰਤ ਵਿੱਚ ਉਹ ਅਲੱਗ ਸਨ ਉਹ ਆਰੀਅਨ ਧਾਰਾਵਾਂ ਨਹੀਂ ਸਨ ਗੈਰ ਆਰੀਅਨ ਧਾਰਾਵਾਂ ਸਨ ਉਹ ਦੋ ਗੈਰ ਆਰੀਅਨ ਧਾਰਾਵਾਂ ਦਾ ਜ਼ਿਕਰ ਜ਼ਰੂਰ ਸਾਨੂੰ ਜਿਹੜੇ ਹੈਗੇ ਰੁਝਾਨਾਂ ਦਾ ਕਰਨਾ ਚਾਹੀਦਾ ਔਰ ਉਹਨਾਂ ਦੇ ਵਿੱਚੋਂ ਇੱਕ ਸੀ ਜਿਹਨੂੰ ਅਸੀਂ ਆਨੇ ਆ ਆ ਆਪਣਾ ਕੀ ਉਹਦਾ ਨਾਮ ਹੈ ਸ਼ੈਵ ਸ਼ੈਵ ਪਰੰਪਰਾ ਸ਼ੈਵ ਤੇ ਵੈਸ਼ਨਵ ਧਰਮ ਸ਼ੈਵ ਤੇ ਵੈਸ਼ਨਵ ਜਿਹੜੇ ਧਰਮ ਨੇ ਤੇ ਜਿਹੜੇ ਇਹਦੇ ਵਿੱਚ ਜਿਹੜਾ ਦਾਰਸ਼ਨਿਕ ਵੀ ਇਹਨਾਂ ਦੇ ਇਹਦੀ ਵਿਆਖਿਆ ਕਰਨ ਲਈ ਸਾਹਮਣੇ ਆਏ ਉਹ ਅਨ ਆਰੀਅਨ ਪਰੰਪਰਾ ਉਹਨਾਂ ਦੀ ਆਰੀਅਨਾਂ ਦੇ ਆਉਣ ਤੋਂ ਪਹਿਲਾਂ ਇਹ ਪਰੰਪਰਾ ਮੌਜੂਦ ਸੀ ਔਰ ਪਹਿਲੇ ਦੌਰ ਦੇ ਵਿੱਚ ਜਿਹੜੇ ਸ਼ੈਵ ਤੇ ਵੈਸ਼ਨਵ ਧਾਰਨਾਵਾਂ ਦੀ ਬੜੀ ਦ੍ਰਿੜਤਾ ਨਾਲ ਵਿਦਾਂਤਵਾਦੀ ਜਿਹੜੇ ਹੈਗੇ ਇਹਨਾਂ ਦੇ ਖੰਡਨ ਕਰਦੇ ਨਜ਼ਰ ਆਉਂਦੇ ਆ ਇਹਨਾਂ ਦੇ ਧਾਰਨਾਵਾਂ ਦਾ ਸ਼ੈਵ ਤੇ ਵੈਸ਼ਨੂ ਪੋਜੀਸ਼ਨਾਂ ਦਾ ਖੰਡਨ ਕਰਦੇ ਵਾਦ ਰਹਿਣ ਦੀਆਂ ਰਚਨਾਵਾਂ ਦੇ ਵਿੱਚ ਵਿਦਾਂਤਵਾਦੀ ਸਿਧਾਂਤ ਦੇ ਪੈਂਤੜੇ ਤੋਂ ਸ਼ੈਵ ਤੇ ਵੈਸ਼ਨੂ ਸਿਧਾਂਤਾਂ ਦਾ ਬੜਾ ਸਖਤ ਖੰਡਨ ਮੌਜੂਦ ਹੈ ਔਰ ਉਹ ਜਿਹਦੇ ਵਿੱਚ ਸ਼ਿਵਲਿੰਗ ਨੂੰ ਮੰਨਣਾ ਸ਼ਿਵ ਦੀ ਪੂਜਾ ਇਹ ਮਤਲਬ ਗੈਰ ਆਰੀਅਨ ਪਰੰਪਰਾ ਇਸੇ ਤਰ੍ਹਾਂ ਵੈਸ਼ਨੂ ਪਰੰਪਰਾ ਵੀ ਗੈਰ ਵੈਸ਼ਨਵ ਜਿਹੜਾ ਹੈਗਾ ਇਹਨੂੰ ਸ਼ਿਵ ਸ਼ਿਵ ਨੂੰ ਪਾਸ਼ੂਪਾਤ ਧਰਮ ਵੀ ਆਂਦੇ ਸੀ ਪਹਿਲੀ ਪਰੰਪਰਾ 'ਚ ਇਸੇ ਤਰ੍ਹਾਂ ਜਿਹੜਾ ਵੈਸ਼ਨੂ ਪਰੰਪਰਾ ਨੂੰ ਪੰਜ ਰਾਤਰ ਦੇ ਨਾਂ ਨਾਲ ਮਸ਼ਹੂਰ ਸੀ ਔਰ ਇਹ ਵੈਸ਼ਨੂ ਵਾਸੂਦੇਵ ਤੇ ਵੈਸ਼ ਜਿਹੜਾ ਵੈਸ਼ਨੂ ਭਗਵਾਨ ਵਾਸੂਦੇਵ ਇਹ ਵੀ ਗੈਰ ਆਰੀਅਨ ਪਰੰਪਰਾ ਉਹ ਇਤਿਹਾਸ ਦੀ ਜਦੋਂ ਗੱਲ ਕਰਾਂਗੇ ਉਹਦੇ 'ਚ ਆਪਾਂ ਵੇਖਾਂਗੇ ਕਿਵੇਂ ਭਾਰਤ ਵਿੱਚ ਕਬੈਲੀ ਸਮਾਜ ਤੇ ਉਹਦੀ ਪ੍ਰਤੀਨਿਧਤਾ ਕਰਨ ਵਾਲੇ ਗੈਰ ਆਰੀਅਨ ਬਹੁਤ ਸਾਰੀਆਂ ਧਾਰਾਵਾਂ ਦਾ ਜਦੋਂ ਮਤਲਬ ਮੁੱਖ ਧਾਰਾ ਨਾਲ ਮਿਲਣ ਹੁੰਦਾ ਹੈ ਤੇ ਉਦੋਂ ਇਹ ਕਿਵੇਂ ਗੈਰ ਆਰੀਅਨ ਜਿਹੜੇ ਧਾਰਾਵਾਂ ਨੇ ਉਹ ਵੀ ਮੁੱਖ ਧਾਰਾ ਵਿੱਚ ਆਉਂਦੀਆਂ ਨੇ ਵੈਸੇ ਇਹ ਗੁਪਤ ਕਾਲ ਦਾ ਸੀ ਅਦਵੈਤ ਵਿਦਾਂਤ ਕਦੋਂ ਦਾ ਇਹ ਦ્વੈਤ ਵਿਦਾਂਤ ਜਿਹੜਾ ਹੈਗਾ ਸ਼ੰਕਰ ਇਹ 7ਵੀਂ 8ਵੀਂ ਸਦੀ ਦਾ ਹੈ ਜਿਹੜਾ ਬਾਦ ਰਹਿਣਾ ਉਹ ਤੀਸਰੀ ਚੌਥੀ ਸਦੀ ਦਾ ਹੈ ਇਸ ਵਾਸਤੇ ਔਰ ਇਹ ਜਿਹੜਾ ਰਾਹੁਲ ਅਸੀਂ ਜਿਹੜੀ ਦਿਲਚਸਪ ਚੀਜ਼ ਵੇਨੇ ਉਹ ਪਲਟੀ ਵੇਨੇ ਬੜੀਆਂ ਬੜੀਆਂ ਦਿਲਚਸਪ ਚੀਜ਼ਾਂ ਨੇ ਇੱਕ ਚੀਜ਼ਾਂ ਤੇ ਵੇਖੀਆਂ ਕਿ ਕਿਵੇਂ ਅਦਵੈਤ ਵਿਦਾਂਤ ਵਿੱਚ ਸ਼ੰਕਰ ਮਹਾਂਯਾਨੀ ਬੌਧ ਮਤ ਦੀਆਂ ਸਾਰੀਆਂ ਦਾਰਸ਼ਨਿਕ ਪੋਜੀਸ਼ਨਾਂ ਨੂੰ ਉਹ ਆਤਮਸਾਤ ਕਰ ਲੈਂਦੇ ਨੇ ਦੂਸਰੀ ਗੱਲ ਹੈ ਕਿ ਕਿਵੇਂ ਗੈਰ ਆਰੀਅਨ ਦੋ ਪ੍ਰਮੁੱਖ ਜਿਹੜੀਆਂ ਹੈਗੀਆਂ ਦਾਰਸ਼ਨਿਕ ਪਰੰਪਰਾਵਾਂ ਦਾਰਸ਼ਨਿਕ ਤੇ ਧਾਰਮਿਕ ਜਿਹੜੀਆਂ ਹੈਗੀਆਂ ਲਹਿਰਾਂ ਨੇ ਵੈਸ਼ਣਵ ਤੇ ਸ਼ੈਵ ਉਹ ਬੜੀ ਤੇਜ਼ੀ ਨਾਲ ਵਿਦਾਂਤ ਪਰੰਪਰਾ ਜਿਹੜੀ ਹੈਗੀ ਉਹਨਾਂ ਨੂੰ ਆਤਮਸਾਤ ਕਰ ਲੈਂਦੀ ਔਰ ਉਹ ਬਾਅਦ ਵਾਲਾ ਜਿਹੜਾ ਅੱਜ ਵਾਲਾ ਤੁਸੀਂ ਵੈਸ਼ਣਵ ਧਰਮ ਵੇਂਦੇ ਜੇ ਤੇ ਸ਼ੈਵ ਧਰਮ ਵੇਂਦੇ ਜੇ ਉਹਦੇ ਵਿੱਚ ਪ੍ਰਾਤਨ ਵੈਸ਼ਣਵ ਤੇ ਸ਼ੈਵ ਜਿਹੜੀ ਪਰੰਪਰਾ ਪੰਜ ਰਾਤਰ ਤੇ ਜਿਹੜੀ ਹੈਗੀ ਆ ਅਸੀਂ ਇਹਨੂੰ ਆਨੇ ਆ ਪਸ਼ੂਪਾਤ ਵਾਲੀ ਜਿਹੜੀ ਪਰੰਪਰਾ ਹੈ ਉਹ ਸਾਰੀ ਦੀ ਸਾਰੀ ਗਾਇਬ ਹੈ ਉਹ ਕਿਤੇ ਨਜ਼ਰ ਨਹੀਂ ਆਏਗੀ ਉਹਨਾਂ ਨੇ ਜਿਹੜੀ ਪ੍ਰਾਤਨ ਜਿਹੜੀ ਇਹਨਾਂ ਦੀ ਮਤਲਬ ਸੀ ਇਹਨਾਂ ਦੀ ਜੋ ਵੀ ਪਰੰਪਰਾ ਉਹਦੀ ਸਿਰਫ ਪੂਜਾ ਵਿਧੀ ਨੂੰ ਕਾਇਮ ਰੱਖਿਆ ਪੂਜਾ ਵਿਧੀ ਗੈਰ ਆਰੀਅਨ ਹੈ ਉਹਨਾਂ ਦੀ ਆਰੀਅਨ ਸ਼ਿਵਲਿੰਗ ਦੀ ਪੂਜਾ ਨਹੀਂ ਸੀ ਕਰਦੇ ਪੂਜਾ ਵਿਧੀ 6 ਹਾਲਾਂਕਿ ਇਸ ਦੀ ਪਹਿਲੇ ਆਰੀਅਨ ਲਿਖਤਾਂ 'ਚ ਮਜ਼ਾਕ ਉਡਾਇਆ ਗਿਆ ਉਹਨਾਂ ਨੇ ਪਰ ਪੂਜਾ ਵਿਧੀ ਵੈਸ਼ਨਵ ਤੇ ਸ਼ੈਵਾਂ ਦੀ ਉਹ ਜਾਂ ਗੈਰ ਆਰੀਅਨ ਪ੍ਰਾਤਨ ਪਰੰਪਰਾ ਵਾਲੀ ਪਰ ਜਿਹੜੀ ਉਹਨਾਂ ਦਾ ਦਾਰਸ਼ਨਿਕ ਪਹਿਲੂ ਸੀ ਉਹ ਸਾਰੇ ਦਾ ਸਾਰਾ ਵਿਦਾਂਤ ਔਰ ਕਮਾਲ ਦੀ ਗੱਲ ਇਹ ਆ ਕਿ ਵਾਦਰੈਣ ਬਹੁਤ ਸਖਤ ਆਲੋਚਨਾ ਕਰਦੇ ਆ ਵਾਦਰੈਣ ਇਹਨਾਂ ਸਿਧਾਂਤਾਂ ਦੇ ਇਹਨਾਂ ਦੋਹਾਂ ਮਤਲਬ ਤਾਂ ਜਿਹੜੇ ਹੈਗੇ ਆ ਲਹਿਰਾਂ ਦੀ ਪਰਖੱਚੇ ਢਾ ਦਿੰਦੇ ਨੇ ਉਹਨਾਂ ਦਾ ਖੰਡਨ ਕਰਦੇ ਆ ਇਹਨਾਂ ਨੂੰ ਨਿੰਦਦੇ ਨੇ ਪਰ ਇਸੇ ਹੀ ਧਾਰਾ ਦਾ ਵੈਸ਼ਨਵ ਧਾਰਾ ਦਾ ਪ੍ਰਮੁੱਖ ਜਿਹੜਾ ਹੈਗਾ ਵੈਸ਼ਨਵ ਸੰਪਰਦਾ ਦਾ ਜਿਹੜਾ ਅੱਗੇ ਜਾ ਕੇ ਵੱਡਾ ਵਿਦਵਾਨ ਰਾਮਾਨੁਜ ਆ ਉਹ ਰਾਮਾਨੁਜ ਆਪਣੀ ਪਰੰਪਰਾਗਤ ਜਿਸ ਮਤਲਬ ਜਿਹੜੀ ਹੈਗੀ ਦਾਰਸ਼ਨਿਕ ਪਰੰਪਰਾ ਚੋਂ ਆ ਰਿਹਾ ਉਹਨੂੰ ਪੂਰੀ ਤਰ੍ਹਾਂ ਤਿਆਗ ਰਿਹਾ ਹੈ ਤੇ ਵਿਦਾਂਤ ਨੂੰ ਪੂਰੀ ਤਰ੍ਹਾਂ ਆਤਮਸਾਤ ਕਰ ਰਿਹਾ ਰਾਮਾਨੁਜ ਵੈਸ਼ਨਵ ਪਰੰਪਰਾ ਚੋਂ ਆ ਰਿਹਾ ਔਰ ਵੈਸ਼ਨੂ ਪਰੰਪਰਾ ਜਿਹੜੀ ਗੈਰ ਆਰੀਅਨ ਪਰੰਪਰਾ ਹੈ ਔਰ ਪੂਜਾ ਵੀ ਦੀ ਉਹ ਆ ਪਰ ਜਿੱਥੋਂ ਤੱਕ ਦਾਰਸ਼ਨਿਕ ਉਹਦੀਆਂ ਮਤਲਬ ਜਿਹੜੀਆਂ ਪੋਜੀਸ਼ਨਾਂ ਨੇ ਉਹਦੀ ਜਿਹੜੀ ਹੈਗੀਆਂ ਵਿਧੀਆਂ ਨੇ ਉਹਦੇ ਵਿੱਚ ਉਹ ਪੂਰੀ ਤਰ੍ਹਾਂ ਉਹਨੂੰ ਤਿਆਗ ਕੇ ਰਾਮਾਨੁਜ ਜਿਹੜਾ ਹੈਗਾ ਉਹ ਵਿਦਾਂਤ ਪਰੰਪਰਾ ਨੂੰ ਅਪਣਾ ਰਿਹਾ ਵਾਦ ਰਹਿਣ ਦੀ ਪਰੰਪਰਾ ਨੂੰ ਅਪਣਾ ਰਿਹਾ ਔਰ ਉਹਦੀ ਅਦਵੈਤ ਵਿਦਾਂਤ ਦੀ ਪਰੰਪਰਾ ਤੋਂ ਅੱਗੇ ਉਹਨੂੰ ਵਿਕਸਿਤ ਕਰ ਰਿਹਾ ਵਿਸ਼ਿਸ਼ਟ ਵਿਦਾਂਤ ਜਾਂ ਸੀ ਉਹਦੀ ਔਰ ਉਹਦੇ ਬਾਰੇ ਇਹਨਾਂ ਲਿਖਿਆ ਹੈ ਕਿ ਕੈਸੀ ਵਡੰਬਣਾ ਹੈ ਰਾਹੁਲ ਲਿਖਦੇ ਨੇ ਕਿ ਰਾਮਾਨੁਜ ਵੈਸ਼ਨੂ ਮਤ ਦੇ ਸਨ ਪਰੰਤੂ ਵਾਦ ਰਹਿਣ ਦੀਆਂ ਦਾਰਸ਼ਨਿਕ ਪੋਜੀਸ਼ਨਾਂ ਨੂੰ ਸਵੀਕਾਰ ਕਰਦੇ ਹਨ ਦਾਰਸ਼ਨਿਕ ਪੋਜੀਸ਼ਨਾਂ ਵੈਸ਼ਨੂ ਨੂੰ ਤਿਆਗ ਦਿੰਦੇ ਪੂਰੀ ਤਰ੍ਹਾਂ ਉਹਦੀਆਂ ਨੂੰ ਕਰਦੇ ਨੇ ਕਹਿਣ ਤੋਂ ਮਤਲਬ ਇਹ ਆ ਕਿ ਉਹ ਜਿਹੜੀਆਂ ਦੋ ਪ੍ਰਮੁੱਖ ਗੈਰ ਆਰੀਅਨ ਅਸੀਂ ਵੇਨੇ ਰਵੈਤਾਂ ਦਰਸ਼ਨ ਦੇ ਖੇਤਰ ਵਿੱਚ ਵੀ ਤੇ ਧਰਮ ਦੇ ਖੇਤਰ ਵਿੱਚ ਵੀ ਉਹਨਾਂ ਦੀ ਪੂਜਾ ਵਿਧੀ ਤੇ ਆਪਣੀ ਰਹੀ ਆ ਪਰ ਉਹਨਾਂ ਦੀ ਅੰਤਰ ਵਸਤੂ ਵਿਦਾਂਤੀ ਹੋ ਗਈ ਔਰ ਇਹ ਹੁਣ ਵਾਲੇ ਜਿਹੜੇ ਤੁਸੀਂ ਉਹ ਵੇਂਦੇ ਜੋ ਵਿਦਾਂਤ ਨੂੰ ਮੰਨਦੇ ਆ ਔਰ ਇਸ ਵਾਸਤੇ ਵਿਚਾਰਵਾਦੀ ਅੱਗੇ ਜਿਹਨਾਂ ਵੀ ਰਾਮਾਨੁਜ ਦਾ ਜਿਹੜਾ ਹੈਗਾ ਵਿਸ਼ਿਸ਼ਟ ਵਿਦਾਂਤ ਜਾਂ ਉਸ ਤੋਂ ਅੱਗੇ ਜਿੰਨੀਆਂ ਵੀ ਲਹਿਰਾਂ ਨੇ ਅੱਜ ਅਸੀਂ ਉਸ ਵਿਸ਼ੇ ਨੂੰ ਨਹੀਂ ਇੱਥੇ ਛੇੜਦੇ ਚਾਹੇ ਭਾਰਤ ਦੀ ਭਗਤੀ ਲਹਿਰ ਆ ਬਾਅਦ ਵਿੱਚ ਬੰਗਾਲ ਦਾ ਜਿਹੜਾ ਹੈਗਾ ਪੁਨਰਜਾਗਰਨ ਤੱਕ ਦਾ ਜਿਹੜਾ ਹੈਗਾ ਇਹ ਜਿਹੜੀਆਂ ਧਰਮ ਸੁਧਾਰ ਦੀਆਂ ਲਹਿਰਾਂ ਨੇ ਔਰ ਇੱਕ ਭਾਵੇਂ ਅਲੱਗ ਵਿਸ਼ੇ ਤੇ ਗੱਲ ਕਰਾਂਗੇ ਇਹ ਸਾਰੀ ਦੀ ਸਾਰੀ ਜਿਹੜੀ ਇਹ ਪਰੰਪਰਾ ਹੈ ਉਹ ਵਿਦਾਂਤ ਅਦਵੈਤ ਵਿਦਾਂਤ ਦੀ ਪਰੰਪਰਾ ਦਾ ਹੀ ਅੱਗੇ ਅੱਡ ਅੱਡ ਦੌਰ ਵਿੱਚ ਨਵੀਆਂ ਪ੍ਰਸਥਿਤੀਆਂ ਵਿੱਚ ਆਪਣੀਆਂ ਕੁਝ ਤਬਦੀਲੀਆਂ ਦੇ ਨਾਲ ਨੂੰ ਉਹ ਅੱਗੇ ਲਿਆ ਰਹੇ ਨੇ ਇਸ ਵਾਸਤੇ ਸਾਡੇ ਕਈ ਕਾਮੜ ਜਿਹੜੇ ਮਤਲਬ ਜਿਹੜੇ ਹੈਗੇ ਭਗਤੀ ਲਹਿਰ ਚੋਂ ਕ੍ਰਾਂਤੀ ਕੱਢਦੇ ਆ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਵਿਚਾਰਵਾਦ ਦੀ ਮੁੱਖ ਧਾਰਾ ਦਾ ਹੀ ਅਗਲਾ ਮਤਲਬ ਕਿਵੇਂ ਆ ਉਹਦੇ ਵਿੱਚ ਕਿਵੇਂ ਵਿਚਾਰਵਾਦੀ ਧਾਰਾਵਾਂ ਵਿੱਚ ਜਾਂ ਵਿਚਾਰਵਾਦੀ ਧਾਰਮਿਕ ਸੰਪਰਦਾਵਾਂ ਵਿੱਚ ਧਰਮ ਸੁਧਾਰ ਲਹਿਰਾਂ ਦੇ ਵਿੱਚ ਜਿਹੜੀਆਂ ਹੈਗੀਆਂ ਭੌਤਿਕਵਾਦੀ ਜਿਹੜੀਆਂ ਵਸਤੂਗਤ ਪ੍ਰਸਥਿਤੀਆਂ ਆਪਣੇ ਆਪ ਨੂੰ ਪ੍ਰਤੀਬਿੰਬਿਤ ਕਰਦੀਆਂ ਨੇ ਤੇ ਉਹਨਾਂ ਨੂੰ ਕਈ ਵਾਰ ਸੰਘਰਸ਼ਾਂ ਦੇ ਵਿੱਚ ਵਕਤੀ ਤੌਰ ਤੇ ਉਹਨਾਂ ਦੇ ਕੁਝ ਗੱਲਾਂ ਨੂੰ ਜੇ ਲੋਕ ਪੱਖੀ ਪੈਂਤੜੇ ਤੇ ਲੈ ਆਉਂਦੀਆਂ ਨੇ ਤੋਂ ਇਸ ਨਾਂ ਤੇ ਸਾਨੂੰ ਇਹ ਗੰਭੀਰ ਜਿਹੜਾ ਚਿੰਤਨ ਆ ਮਤਲਬ ਵਿਚਾਰਵਾਦ ਤੇ ਭੌਤਿਕਵਾਦ ਦਾ ਇਹਦੇ ਤੋਂ ਜਿਹੜਾ ਹੈਗਾ ਮਤਲਬ ਜਿਹੜਾ ਹੈਗਾ ਪਾਸਾ ਨਹੀਂ ਮੋੜਨਾ ਚਾਹੀਦਾ ਕਿਉਂਕਿ ਨਹੀਂ ਤੇ ਅਸੀਂ ਗਲਤ ਪੋਜੀਸ਼ਨਾਂ ਜਿਹੜੀਆਂ ਹੈਗੀਆਂ ਉਹਨਾਂ ਤੇ ਲੈ ਆਵਾਂਗੇ ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਵਿਚਾਰਵਾਦ ਵਿਚਾਰਵਾਦ ਦਾ ਮੁੱਖ ਕੰਮ ਕੀ ਸੀ ਜਿਹੜੀ ਗੱਲ ਹੋਣ ਵਾਲੀ ਤੇ ਜਿਹੜੀ ਗੱਲ ਆਪਾਂ ਕੀਤੀ ਆ ਉਹ ਯਾਦ ਕਰਨ ਵਾਲੀ ਗੱਲ ਆ ਭੁੱਲ ਵੀ ਜਾਊ ਕੋਈ ਗੱਲ ਨਹੀਂ ਪਰ ਇੱਕ ਗੱਲ ਜਿਹੜੀ ਸਾਨੂੰ ਆਪਣੇ ਦਿਮਾਗ 'ਚ ਪਾ ਲੈਣੀ ਚਾਹੀਦੀ ਕੀ ਆ ਵਿਚਾਰਵਾਦ ਦਾ ਕੀ ਮਕਸਦ ਸੀ ਮੁੱਢਲਾ ਮਨੁੱਖ ਅਨੁਭਵ ਤੋਂ ਸਿੱਖਦਾ ਹੈ ਅਨੁਭਵ ਤੋਂ ਹਰ ਮਨੁੱਖ ਅਨੁਭਵ ਜਿਹੜਾ ਹੈਗਾ ਗਿਆਨ ਇੰਦਰੀਆਂ ਦਾ ਸੱਚ ਹੀ ਅੰਤਮ ਸੱਚ ਹੈ ਅਨੁਭਵ ਦਾ ਸੱਚ ਜਿਹੜਾ ਹੈਗਾ ਜੇ ਅਨੁਭਵ ਉਹਦੀ ਪੁਸ਼ਟੀ ਨਹੀਂ ਕਰਦਾ ਤੇ ਉਹ ਸੱਚ ਨਹੀਂ ਔਰ ਇਹਨਾਂ ਇਹਦੀ ਬਜਾਏ ਜਿਹੜਾ ਵਿਚਾਰ ਜਿਹੜਾ ਫਲਸਫੇ 'ਚ ਬੁੱਧੀਵਾਦ ਦਾ ਦੌਰ ਆਉਂਦਾ ਉਹ ਕਹਿੰਦੇ ਨੇ ਕਿ ਇੰਦਰੀਆਂ ਝੂਠ ਬੋਲ ਸਕਦੀਆਂ ਇੰਦਰੀਆਂ ਦਾ ਸੱਚ ਗਲਤ ਹੋ ਸਕਦਾ ਇਸ ਵਾਸਤੇ ਇੰਦਰੀਆਂ ਦੇ ਸੱਚ ਤੇ ਯਕੀਨ ਨਹੀਂ ਕਰਨਾ ਚਾਹੀਦਾ ਪਹਿਲਾਂ ਤਾਂ ਉਹ ਅਨੁਭਵ ਨੂੰ ਨਕਾਰਦੇ ਆ ਭੌਤਿਕਵਾਦੀ ਪੋਜੀਸ਼ਨਾਂ ਤੋਂ ਹੀ ਜਿਹੜਾ ਰੋਜ਼ਮਰਰਾ ਦੇ ਅਨੁਭਵ ਤੋਂ ਸਿਧਾਂਤਕ ਅਨੁਭਵ ਦਾ ਇੱਕ ਵਿਕਾਸ ਹੈ ਉਹ ਇੱਕ ਅਲੱਗ ਚੀਜ਼ ਆ ਪਰ ਵਿਚਾਰਵਾਦੀ ਸਭ ਤੋਂ ਪਹਿਲਾ ਹਮਲਾ ਅਨੁਭਵ ਤੇ ਕਰਦੇ ਆ ਕਿ ਅਨੁਭਵ ਗਲਤ ਹੋ ਸਕਦੇ ਆ ਅਨੁਭਵ ਭ੍ਰਾਂਤੀਪੂਰਨ ਹੋ ਸਕਦੇ ਆ ਇਸ ਵਾਸਤੇ ਬੁੱਧੀ ਦੁਆਰਾ ਗਿਆਨ ਪ੍ਰਾਪਤ ਕੀਤਾ ਸੱਚ ਹੀ ਸੱਚ ਹੁੰਦਾ ਫਿਰ ਪਹਿਲੇ ਅਸੀਂ ਦਰਸ਼ਨ ਦੇ ਦੌਰ ਵਿੱਚ ਜਿਹਨੂੰ ਬੁੱਧੀਵਾਦੀ ਦੌਰ ਨੇ ਜਿਹੜੇ ਆਂਦੇ ਕਿ ਬੁੱਧੀ ਤੇ ਜੇ ਵਿਸ਼ਵਾਸ ਕਰੋ ਦਿਮਾਗ ਤੇ ਵਿਸ਼ਵਾਸ ਕਰੋ ਅਨੁਭਵ ਤੇ ਗਿਆਨ ਇੰਦਰੀਆਂ ਦੇ ਦੁਆਰਾ ਪ੍ਰਾਪਤ ਕੀਤੇ ਸੱਚ ਤੇ ਵਿਸ਼ਵਾਸ ਨਾ ਕਰੋ ਔਰ ਜਿਉਂ ਹੀ ਸਮਾਜ ਹੋਰ ਬਿਲਕੁਲ ਸਮੰਤੀ ਅਵਸਥਾ ਦੀ ਠਹਿਰਾਓ ਦੀ ਅਵਸਥਾ ਚ ਆਉਂਦਾ ਔਰ ਸਮਾਜ ਜਮਾਤੀ ਸਮਾਜ ਦੀ ਜਿਹੜੀ ਅਗਲੀ ਸਟੇਜ ਹੈ ਸਮੰਤੀ ਇਹਦੇ ਵਿੱਚ ਬੁੱਧੀ ਦੁਆਰਾ ਅਨੁਭਵ ਵੀ ਉਹਨਾਂ ਲਈ ਸਮੱਸਿਆਵਾਂ ਪੈਦਾ ਕਰਦਾ ਬੁੱਧੀ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਕਰ ਦਿੰਦੀ ਆ ਜਿਹੜੀ ਉਹਨਾਂ ਦੀ ਵਿਵਸਥਾ ਨੂੰ ਖਤਰਾ ਪੈਦਾ ਹੁੰਦਾ ਤੇ ਉਹ ਆਂਦੇ ਨੇ ਕਿ ਬੁੱਧੀ ਵੀ ਗਲਤ ਫੈਸਲੇ ਕਰ ਸਕਦੀ ਅਨੁਭਵ ਵੀ ਗਲਤ ਫੈਸਲੇ ਕਰ ਸਕਦਾ ਬੁੱਧੀ ਵੀ ਗਲਤ ਫੈਸਲੇ ਕਰ ਸਕਦੀ ਉਹ ਕਹਿੰਦੇ ਕਿ ਬੁੱਧੀ ਨਹੀਂ ਬੁੱਧੀ ਜਿਹੜੀ ਹੈਗੀ ਉਹ ਪਰਮ ਤੱਤ ਨੂੰ ਪਾਉਣ ਦੇ ਰਾਹ ਵਿੱਚ ਬਹੁਤ ਵੱਡੀ ਰੁਕਾਵਟ ਹੈ ਭਗਤੀ ਹੀ ਉਹ ਇੱਕ ਐਸਾ ਚੀਜ਼ ਹੈ ਜਿਹੜੀ ਉਹ ਸੱਚ ਦੇ ਅਨੁਭਵ ਤੱਕ ਜਾ ਸਕਦੀ ਆ ਬੁੱਧੀ ਵੀ ਭ੍ਰਾਂਤੀਪੂਰਨ ਹੋ ਸਕਦੀ ਆ ਅਨੁਭਵ ਵੀ ਭ੍ਰਾਂਤੀਪੂਰਨ ਹੋ ਸਕਦਾ ਇਸ ਵਾਸਤੇ ਪੂਰਨ ਸਮਰਪਣ ਸਮਾਨਤਵਾਦੀ ਸਮਾਜਿਕ ਵਿਵਸਥਾ ਆਪਣੇ ਮਜਾਰੇ ਤੋਂ ਆਪਣੇ ਗੁਲਾਮ ਤੋਂ ਆਪਣੇ ਜਿਹੜਾ ਹੈਗਾ ਲੁੱਟੀ ਜਾਣ ਵਾਲੀ ਜਨਤਾ ਤੋਂ ਪੂਰਨ ਸਮਰਪਣ ਦੀ ਮੰਗ ਕਰਦੀ ਔਰ ਇਸੇ ਪੂਰਨ ਸਮਰਪਣ ਦੀ ਮਹਿਮਾ ਸਾਰੇ ਆਪਣੇ ਗ੍ਰੰਥਾਂ ਦੇ ਵਿੱਚ ਵੀ ਮੈਂ ਆਪਣੀਆਂ ਸਵੇਰ ਤੋਂ ਜਿਹੜੇ ਹੈਗੇ ਲੱਗਦੇ ਗੁਰਦੁਆਰਿਆਂ ਮੰਦਰਾਂ ਦੇ ਵਿੱਚ ਪੂਰਨ ਸਮਰਪਣ ਕਰੋ ਇਹ ਹੀ ਅਸਲੀ ਮੰਜ਼ਲ ਹੈ ਸੱਚ ਤੱਕ ਪਹੁੰਚਣਾ ਤੇ ਅਸਲੀ ਜੇ ਤੁਸੀਂ ਭਗਤ ਸਿੱਖ ਅਸਲੀ ਜੇ ਤੁਸੀਂ ਕਿਸੇ ਮੰਜ਼ਲ ਤੇ ਪਰਮ ਸੱਚ ਪ੍ਰਮਾਤਮਾ ਨੂੰ ਪਾਉਣਾ ਤੇ ਬਿਨਾਂ ਸ਼ੰਕੇ ਤੋਂ ਆਓ ਸ਼ੰਕਾ ਰਹਿਤ ਬੁੱਧੀ ਦਾ ਪ੍ਰਯੋਗ ਨਾ ਕਰੋ ਅਨੁਭਵ ਦਾ ਵੀ ਪ੍ਰਯੋਗ ਨਾ ਕਰੋ ਅਨੁਭਵ ਜੋ ਕਹਿੰਦਾ ਉਹ ਵੀ ਪ੍ਰਾਂਤੀਪੂਰਨ ਹੋ ਸਕਦਾ ਬੁੱਧੀ ਜੋ ਕਹਿੰਦੀ ਉਹ ਵੀ ਪ੍ਰਾਂਤੀਪੂਰਨ ਹੋ ਸਕਦੀ ਕੀ ਆ ਉਹ ਕਹਿੰਦੇ ਕਿ ਪਰਮ ਤੱਤ ਨੂੰ ਬੁੱਧੀ ਤੇ ਚਿੰਤਨ ਨਾਲ ਨਹੀਂ ਅਚਿੰਤਨ ਨਾਲ ਸਮਝਿਆ ਜਾ ਸਕਦਾ ਜਿਹੜੀਆਂ ਲਿਖਤਾਂ ਅਚਿੰਤਨ ਨਾਲ ਸਮਝਿਆ ਜਾ ਸਕਦਾ ਅਚਿੰਤਨ ਦਾ ਕੀ ਮਤਲਬ ਬੁੱਧੀ ਤੋਂ ਪਰੇ ਜਾ ਕੇ ਪਾਇਆ ਜਾ ਸਕਦਾ ਬੁੱਧੀ ਨਾਲ ਨਹੀਂ ਇਹਨੂੰ ਪਾਇਆ ਜਾ ਸਕਦਾ ਇਹ ਮਤਲਬ ਜਿਹੜਾ ਹੈਗਾ ਇਹ ਇਹ ਮਤਲਬ ਵਿਚਾਰਵਾਦੀ ਸਿਧਾਂਤ ਕਿਵੇਂ ਅਨੁਭਵ ਤੋਂ ਫਿਰ ਅੱਗੇ ਜਾ ਕੇ ਤੇ ਬੁੱਧੀ ਤੇ ਬੁੱਧੀ ਤੋਂ ਅੱਗੇ ਲੰਘਦਾ ਭਗਤੀ ਤੇ ਹੁੰਦਾ ਹੈ ਤੇ ਭਗਤੀ ਦਾ ਸਾਰਾ ਜਿਹੜਾ ਹੈਗਾ ਉਹ ਸਿਧਾਂਤ ਅਸੀਂ ਇਹਦੇ ਵਿੱਚ ਵੇਨੇ ਆ ਇੱਥੇ ਮਤਲਬ ਜੋ ਯੋਗ ਤੇ ਦੂਸਰੇ ਸਾਰੇ ਤੇ ਜਿਹੜੇ ਵਿਦਾਂਤ ਹੈ ਇਹ ਸਭ ਤੋਂ ਜ਼ਿਆਦਾ ਅੱਗੇ ਜਾ ਕੇ ਭਗਤੀ ਪੂਰਨ ਸਮਰਪਣ ਪੂਰਨ ਸਮਰਪਣ ਤੇ ਭਗਤੀ ਦਾ ਦਾਰਸ਼ਨਿਕ ਅਰਥ ਕੀ ਆ ਦਾਰਸ਼ਨਿਕ ਅਰਥ ਇਹ ਆ ਅਨੁਭਵ ਭ੍ਰਾਂਤੀਪੂਰਨ ਹੋ ਸਕਦਾ ਬੁੱਧੀ ਭ੍ਰਾਂਤੀਪੂਰਨ ਹੋ ਸਕਦੀ ਅਚਿੰਤਨ ਨਾਲ ਹੀ ਸਭ ਕੁਝ ਪਾਇਆ ਜਾ ਸਕਦਾ ਇਸ ਵਾਸਤੇ ਬੁੱਧੀ ਤੇ ਅਨੁਭਵ ਤੇ ਯਕੀਨ ਨਾ ਕਰੋ ਬੁੱਧੀ ਤੋਂ ਪਰੇ ਭਗਤੀ ਤੇ ਪੂਰਨ ਸਮਰਪਣ ਵੱਲ ਨੂੰ ਅੱਗੇ ਵਧੋ ਔਰ ਯਨਾਨ ਦੇ ਵਿੱਚ ਅਫਲਾਤੂਨ ਇੱਥੇ ਆਉਂਦਾ ਔਰ ਜਦੋਂ ਫਿਰ ਅਫਲਾਤੂਨ ਤੇ ਭਾਰਤੀ ਜਿਹੜਾ ਹੈਗਾ ਭਾਰਤ ਦੇ ਜਿਹੜੇ ਇੱਥੋਂ ਦੇ ਦੇਸੀ ਅਫਲਾਤੂਨਾਂ ਦਾ ਹੁੰਦਾ ਹੈ ਤੇ ਫਿਰ ਅਗਲੇ ਦੌਰ ਦੇ ਸਾਰੇ ਸਿਧਾਂਤ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਦਾਰਸ਼ਨਿਕ ਜਿਹੜੀਆਂ ਮਤਲਬ ਧਾਰਨਾਵਾਂ ਵਿੱਚ ਵੀ ਸਭ ਤੋਂ ਉਹਨਾਂ ਦਾ ਕੇਂਦਰੀ ਬਿੰਦੂ ਫਿਰ ਉਹਦਾ ਭਗਤੀ ਤੇ ਪੂਰਨ ਸਮਰਪਣ ਹੀ ਆ ਜਾਂਦਾ ਇਹ ਅਸੀਂ ਕਹਿੰਦੇ ਆ ਇਹ ਇਹਦੇ ਵਿੱਚ ਇਹ ਪੂਰੀ ਜਿਹੜੀ ਵਿਚਾਰਵਾਦੀ ਧਾਰਨਾ ਹੁਣ ਅਸੀਂ ਸਿਰਫ ਹਲਕਾ ਜਿਹਾ ਨਾਂ ਲਵਾਂਗੇ ਉਹਨਾਂ ਦੇ ਜਿਨ੍ਹਾਂ ਨੇ ਇਹਨਾਂ ਨੂੰ ਟੱਕਰ ਦਿੱਤੀ ਇਸ ਵਿਚਾਰਵਾਦ ਨੂੰ ਪਹਿਲਾਂ ਵੀ ਨਾਂ ਲੈ ਚੁੱਕੇ ਉਹਨਾਂ ਦੀ ਵੱਖਰੇ ਵੱਖਰੇ ਚ ਜਿਵੇਂ ਭੌਤਿਕਵਾਦ ਦੀ ਜਿਹੜੀ ਹੈਗੀ ਆ ਗੱਲ ਕਰਦੇ ਆ ਚਾਰ ਵਾਕ ਤੇ ਸਾਖ ਦਾ ਗੱਲ ਕਰ ਕੀਤੀ ਆਪਾਂ ਇਹ ਪ੍ਰਾਚੀਨ ਪ੍ਰਾਚੀਨ ਜਿਹੜੇ ਹੈਗੇ ਇਹ ਸਿਧਾਂਤ ਨੇ ਔਰ ਇਹਦੇ ਬਾਵਜੂਦ ਡੀਪੀ ਚਟੋਪਾਧਿਆਏ ਆਏ ਨੇ ਇਹਦਾ ਜ਼ਿਕਰ ਅਦਾਲ ਕਾਰਨੀ ਦਾ ਵੀ ਜ਼ਿਕਰ ਕੀਤਾ ਕਿ ਆਦ ਭੌਤਿਕਵਾਦ ਉਪਨਿਸ਼ਦਾਂ ਦੇ ਵਿੱਚ ਵੀ ਟੱਕਰ ਦੇ ਰਿਹਾ ਕਿਤੇ ਨਾ ਕਿਤੇ ਕੁਝ ਹੱਦ ਤੱਕ ਔਰ ਕੁਝ ਨਾਮ ਰਤਲ ਤੋਂ ਸਾਡੇ ਵਿਦਵਾਨਾਂ ਦੇ ਅਸੀਂ ਤੁਹਾਡੇ ਦਿਮਾਗ 'ਚ ਪਾਉਣਾ ਚਾਹੁੰਦੇ ਹਾਂ ਕਿ ਕਪਿਲ ਸਾਖ ਦੇ ਵੱਡੇ ਰਿਸ਼ੀ ਔਰ ਕਪਿਲ ਦੇ ਬਾਰੇ ਕਿਹਾ ਜਾਂਦਾ ਕਿ ਮਹਾਤਮਾ ਬੁੱਧ ਵੀ ਉਹਨਾਂ ਦੇ ਦੋ ਪੈਰੋਕਾਰਾਂ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਸਨ ਯਾਨੀ ਦੋ ਪੈਰੋਕਾਰ ਮਹਾਤਮਾ ਬੁੱਧ ਦੇ ਗੁਰੂ ਰਹੇ ਨੇ ਉਹ ਕਪਲ ਦੇ ਸਿਸ਼ ਸਨ ਮਤਲਬ ਮਹਾਤਮਾ ਬੁੱਧ ਬੜੀ ਵੱਡੀ ਹਸਤੀ ਹੋਈ ਭਾਰਤੀ ਫਲਸਫੇ ਵਿੱਚ ਔਰ ਤੀਸਰਾ ਅੱਗੇ ਆ ਕੇ ਹੁੰਦਾ ਜੈਮਨੀ ਜੈਮਨੀ ਮੀਮਾਂਸਾ ਸੂਤਰ ਦੇ ਵੱਡੇ ਨੇ ਇਹ ਸਾਰੇ ਵਿਚਾਰਵਾਦ ਦਾ ਵੱਖ-ਵੱਖ ਪੋਜੀਸ਼ਨਾਂ ਤੋਂ ਵਿਰੋਧ ਕਰਨ ਵਾਲੇ ਜਿਹੜੇ ਫਲਸਫਰ ਨੇ ਇਹ ਉਹਨਾਂ ਦੀ ਧਾਰਾ ਹੈ ਜੈਮਨੀ ਮੀਮਾਂਸਾ ਸੂਤਰ ਦੇ ਜਿਹੜੇ ਵੱਡੇ ਰਿਸ਼ੀ ਹੋਏ ਨੇ ਔਰ ਜਿਹੜਾ ਭਾਰਤ ਵਿੱਚ ਪਰਮਾਣੂ ਸਿਧਾਂਤ ਦੇ ਸਭ ਤੋਂ ਵੱਡੇ ਮਤਲਬ ਹੈਗੇ ਨੇ ਲੇਖਕ ਨੇ ਉਹ ਨੇ ਕਣਾਦ ਵਿਸ਼ੇਸ਼ਕ ਸੂਤਰ ਦੇ ਜਿਨ੍ਹਾਂ ਨੇ ਵਿਸ਼ੇਸ਼ਕ ਸੂਤਰ ਲਿਖਿਆ ਪਰਮਾਣੂ ਸਿਧਾਂਤ ਭਾਰਤ ਵਿੱਚ ਜਿਹੜਾ ਐਟਮ ਦਾ ਸਿਧਾਂਤ ਜਿਹੜਾ ਪਦਾਰਥ ਦੀ ਜਿਹੜੀ ਹੈਗੀ ਆ ਵਿਆਖਿਆ ਦਾ ਸਭ ਤੋਂ ਵੱਡਾ ਸਿਧਾਂਤ ਗਿਣਿਆ ਜਾਂਦਾ ਔਰ ਗੌਤਮ ਨਿਆਏ ਸੂਤਰ ਦੇ ਲੇਖਕ ਨੇ ਔਰ ਗੌਤਮ ਦਾ ਯੋਗਦਾਨ ਇਸ 'ਚ ਆ ਕਿ ਉਹਨਾਂ ਨੇ ਮਹਾਯਾਨੀ ਜਿਹੜਾ ਵਿਚਾਰਵਾਦ ਸੀ ਉਹਦਾ ਬੜੀ ਬੇਕਿਰਕੀ ਨਾਲ ਖੰਡਨ ਕੀਤਾ ਮਹਾਯਾਨੀ ਵਿਚਾਰਵਾਦ ਨਾਲ ਟੱਕਰ ਲਈ ਗੌਤਮ ਨੇ ਨਿਆਇ ਸੂਤਰ ਲਿਖ ਕੇ ਔਰ ਸ਼੍ਰੀ ਲਾਭ ਇੱਕ ਹੋਰ ਪ੍ਰਸਿੱਧ ਨਾਂ ਹੈ ਜਿਨ੍ਹਾਂ ਨੂੰ ਮਹਾਯਾਨੀਆਂ ਦੇ ਕਹਿਰ ਦਾ ਸ਼ਿਕਾਰ ਹੋਣਾ ਪਿਆ ਔਰ ਮਹਾਯਾਨੀ ਬੋਧੀਆਂ ਨੇ ਇਹਨਾਂ ਤੇ ਬੜੇ ਮਤਲਬ ਸਦਾ ਵਿਚਾਰਧਾਰਾ ਦੇ ਖੇਤਰ ਵਿੱਚ ਵੀ ਤੇ ਹਰ ਤਰੀਕੇ ਨਾਲ ਹਮਲੇ ਕਰਦੇ ਰਹੇ ਇਹ ਸੁਤੰਤਰਿਕ ਬੌਧ ਸਨ ਔਰ ਇਸੇ ਤਰ੍ਹਾਂ ਵਿਭਾਸ਼ਿਕ ਵੀ ਮਤਲਬ ਵਿਚਾਰਵਾਦੀ ਪੋਜੀਸ਼ਨਾਂ ਦਾ ਵਿਰੋਧ ਕਰਦੇ ਨੇ ਉਹਨਾਂ ਦੇ ਪ੍ਰਸਿੱਧ ਜਿਹੜੇ ਫਿਲਾਸਫਰ ਨੇ ਉਹ ਕਾਤਿਆਨੀ ਪੁੱਤਰ ਹੋਏ ਨੇ ਇਹ ਬੜੀ ਵੱਡੀ ਲਿਸਟ ਹੈ ਸਿਰਫ ਪ੍ਰਤੀਨਿਧ ਲਿਸਟ ਦੇ ਰਹੇ ਕਾਤਿਆਨੀ ਪੁੱਤਰ ਇਸੇ ਤਰ੍ਹਾਂ ਜੈਨ ਧਰਮ ਨੇ ਬਹੁਤ ਸਾਰੀਆਂ ਵਿਚਾਰਵਾਦੀ ਜੈਨ ਧਰਮ ਇੱਕ ਚੀਜ਼ ਹੈ ਜੈਨ ਫਲਸਫਾ ਵੀ ਮਤਲਬ ਆ ਦਾਰਸ਼ਨਿਕ ਪਹਿਲੂ ਵੀ ਜੈਨੀਆਂ ਦੇ ਬਹੁਤ ਮਤਲਬ ਮਹੱਤਵਪੂਰਨ ਨੇ ਜਿਨ੍ਹਾਂ ਦੇ ਅਧਿਐਨ ਕਰਨਾ ਚਾਹੀਦਾ ਔਰ ਉਹ ਵਿਭਾਸ਼ਿਕ ਦਾਰਸ਼ਨਿਕ ਉਹਨਾਂ ਦਾ ਜਿਹੜਾ ਹੈਗਾ ਉਹ ਆਪਣਾ ਨਹੀਂ ਉਹ ਜੈਨ ਧਰਮ ਨੇ ਵੀ ਉਹਨੇ ਕੁਝ ਗ੍ਰੰਥ ਲਿਖੇ ਜਿਨ੍ਹਾਂ ਦੇ ਵੱਡੇ ਲੇਖ ਉਹਨਾਂ ਨੂੰ ਕਿਹਾ ਜਾਂਦਾ ਮਹਾਨ ਉਸਮਨਵੀ ਇਹ ਨਾਂ ਇਹਨਾਂ ਦਾ ਆਮ ਜ਼ਿਕਰ ਆਉਂਦਾ ਔਰ ਇਸੇ ਤਰ੍ਹਾਂ ਬਾਅਦ ਵਾਲੇ ਦੌਰ ਦੇ ਵਿੱਚ 5ਵੀਂ ਸਦੀ ਵਿੱਚ ਜਾ ਕੇ ਅਗਲੇ ਦੌਰ ਵਿੱਚ ਸਾਖ ਦਰਸ਼ਨ ਦੇ ਵਿਆਖਿਆ ਕਰਨ ਵਾਲੇ ਯਾਨੀ ਉਹਨਾਂ ਗ੍ਰੰਥਾਂ ਦੀ ਜਿਹੜੀ ਟੀਕਾ ਲਿਖਣ ਵਾਲੇ ਤੇ ਈਸ਼ਵਰ ਕ੍ਰਿਸ਼ਨ ਸ਼ਬਰ ਜਿਨ੍ਹਾਂ ਨੇ ਜੈਮਨੀ ਦਾ ਟੀਕਾ ਲਿਖਿਆ ਇਹ ਅਗਲੇ ਦੌਰ ਫਿਰ ਅਸੀਂ ਅਗਲੀਆਂ ਸਦੀਆਂ ਵੱਲ ਵਧ ਰਹੇ ਹਾਂ ਚੌਥੀ ਪੰਜਵੀਂ ਛੇਵੀਂ ਔਰ ਵਾਤਸੈਨ ਲਗਭਗ ਇਸੇ ਸਮੇਂ 5ਵੀਂ 6ਵੀਂ ਸਦੀ ਦੇ ਨੇੜੇ ਤੇੜੇ ਗੌਤਮ ਦੇ ਟੀਕਾਕਾਰ ਨੇ ਗੌਤਮ ਜਿਹੜੇ ਨਿਆਏ ਸੂਤਰ ਦੇ ਲੇਖ ਨੇ ਔਰ ਇਹ ਵਾਤਸੈਨ ਦੀਆਂ ਜਿਹੜੀਆਂ ਯੁਕਤੀਆਂ ਨੇ ਇਹ ਆ ਵਿਚਾਰਵਾਦ ਦੇ ਵਿਰੋਧ ਲਈ ਬਹੁਤ ਮਤਲਬ ਬੜੇ ਵੱਡੇ ਵਿਦਵਾਨ ਨੇ ਜਿਨ੍ਹਾਂ ਦਾ ਆਮ ਜਿਹੜਾ ਹੈਗਾ ਆਪਾਂ ਇਹਨਾਂ ਦਾ ਥੋੜਾ ਜ਼ਿਕਰ ਪਹਿਲਾਂ ਕਰ ਚੁੱਕੇ ਹਾਂ ਔਰ ਪ੍ਰਸ਼ਸਤਵਾਦ ਜਿਹੜਾ ਹੈਗਾ ਉਹਨੇ ਅਗਲੇ ਅਗਲੀਆਂ ਸਦੀਆਂ ਦੇ ਵਿੱਚ ਜਾ ਕੇ ਕਣਾਬ ਦੇ ਪਰਮਾਣੂਵਾਦ ਦੀ ਬੜੀ ਮਤਲਬ ਗੈਰ ਗੰਭੀਰ ਵਿਆਖਿਆ ਕੀਤੀ ਔਰ ਅਸੀਂ 7ਵੀਂ 8ਵੀਂ ਸਦੀ ਦੇ ਵਿੱਚ ਕੁਝ ਹੋਰ ਨਾਮ ਇਹਨੇ ਜਿਨ੍ਹਾਂ ਨੇ ਵਿਗਿਆਨਵਾਦ ਨਾਲ ਟੱਕਰ ਲਈ ਜਿਵੇਂ ਸ਼ੁਭ ਗੁਪਤ ਸੀ ਵਿਭਾਸ਼ਿਕ ਬਹੁਤ ਸਨ ਔਰ ਇਹ ਕਲੰਕ ਜਿਹੜੇ 8ਵੀਂ ਸਦੀ ਦੇ ਜੈਨ ਜੈਨ ਦਰਸ਼ਨ ਨੂੰ ਮੰਨਣ ਵਾਲੇ ਨੇ ਪਰ ਜਿਨ੍ਹਾਂ ਦੀਆਂ ਲਿਖਤਾਂ ਜਿਹੜੀਆਂ ਹੈਗੀਆਂ ਉਹ ਤਰਕ ਸ਼ਾਸਤਰ ਦੀਆਂ ਬੜੀਆਂ ਮਤਲਬ ਸ਼ਾਨਦਾਰ ਲਿਖਤਾਂ ਨੇ ਜਿਹੜੇ ਬੜੇ ਮਹਾਨ ਤਰਕ ਸ਼ਾਸਤਰੀ ਹੋਏ ਨੇ ਔਰ ਜਿਹੜਾ ਇਹਨਾਂ ਦਾ ਵੱਡਾ ਯੋਗਦਾਨ ਹੈ ਉਹ ਪਰਮਾਣੂਵਾਦ ਨੂੰ ਵਿਚਾਰਵਾਦੀਆਂ ਦੇ ਹਮਲੇ ਤੋਂ ਬਚਾਉਣਾ ਪਰਮਾਣੂ ਸਿਧਾਂਤ ਜਿਹੜਾ ਭੌਤਿਕਵਾਦ ਦਾ ਬੜਾ ਠੋਸ ਸਿਧਾਂਤ ਸੀ ਇਹਨੂੰ ਵਿਚਾਰਵਾਦੀਆਂ ਦੇ ਹਮਲਿਆਂ ਤੋਂ ਬਚਾਉਣ 'ਚ ਇਹ ਕਲੰਕ ਦਾ ਜਿਹੜੇ ਜੈਨ ਦਰਸ਼ਨ ਦੇ ਰਿਆਈ ਸਨ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਅੱਗੇ 8ਵੀਂ ਸਦੀ ਵਿੱਚ ਕੁਮਾਰਲ ਤੇ ਪ੍ਰਭਾਕਰ ਨਾਂ ਨੇ ਦੋ ਵੱਡੇ ਸ਼ਾਇਦ ਹੋ ਦਾ ਉਸੇ ਪ੍ਰਭਾਕਰ ਦੇ ਨਾਂ ਤੇ ਪ੍ਰਭਾਕਰ ਦਾ ਕੋਰਸ ਇਹਨਾਂ ਸ਼ੁਰੂ ਕੀਤਾ ਹੋਇਆ ਬੜਾ ਵੱਡਾ ਨਾਂ ਸੀ ਇਹ ਮੀਮਾਂਸਾ ਦਰਸ਼ਨ ਦੇ ਹੋਏ ਨੇ ਔਰ ਇਹਨਾਂ ਨੇ ਵੀ ਕਾਫੀ ਵਿਚਾਰਵਾਦ ਦਾ ਖੰਡਨ ਵਿੱਚ ਯੋਗਦਾਨ ਪਾਇਆ ਔਰ ਅਸੀਂ ਵੇਖਨੇ ਆ ਕਿ 6ਵੀਂ 7ਵੀਂ ਸਦੀ ਫਿਰ 8ਵੀਂ 9ਵੀਂ ਤੇ 9ਵੀਂ 9ਵੀਂ 10ਵੀਂ ਸਦੀ ਤੱਕ ਚਾਰ ਨਾਂ ਸਾਹਮਣੇ ਆਉਂਦੇ ਨੇ ਅਦਯੋਤਕਰ ਜੰਤ ਭੱਟ ਵਾਚਸਪਤੀ ਮਿਸ਼ਰ ਤੇ ਉਦੈਨ ਇਹ ਭਾਰਤੀ ਤਰਕ ਸ਼ਾਸਤਰ ਤੇ ਜਿਹੜਾ ਹੈਗਾ ਜਿਹੜਾ ਹੈਗਾ ਵਿਗਿਆਨ ਨਵ ਨਿਆਏ ਦੇ ਤੇ ਵਿਸ਼ੇਸ਼ਕ ਦਰਸ਼ਨ ਦੇ ਅੰਤਮ ਜਿਹੜੇ ਮਤਲਬ ਵੱਡੇ ਵਿਦਵਾਨ ਨੇ ਇਹ ਇਹ ਨੇ ਔਰ ਫਿਰ ਨਵ ਨਿਆਏ ਦੀ ਫਿਰ ਇੱਕ ਧਾਰਾ ਉੱਠਦੀ 13ਵੀਂ ਸਦੀ ਵਿੱਚ ਮਿਥਲਾ ਦੇ ਵਿੱਚ ਗੰਗੇਸ਼ ਨਾਂ ਦੇ ਦਾਰਸ਼ਨਿਕ ਨੇ ਉਹਨਾਂ ਦਾ ਵੀ ਕਾਫੀ ਯੋਗਦਾਨ ਹੈ ਔਰ ਗਦਾ ਫਿਰ ਇਹ 17ਵੀਂ ਸਦੀ ਤੱਕ ਜਾ ਪਹੁੰਚਦਾ ਜਿਹਦੇ ਵਿੱਚ ਗਦਾ ਧਰ ਦਾ ਬੜਾ ਨਾਂ ਹੈ ਜਿਨ੍ਹਾਂ ਨੇ ਨਵ ਨਿਆਏ ਦਰਸ਼ਨ ਦੀ ਜਿਹੜੀ ਹੈਗੀ ਉਹ ਵਿਆਖਿਆ ਕੀਤੀ ਇੱਕ ਨੇ ਨਾਂ ਦੇਣ ਤੋਂ ਕੀ ਮਤਲਬ ਇਹ ਸਾਰੀ ਉਹ ਪਰੰਪਰਾ ਜਿਹੜੀ ਮੁਕਾਬਲੇ 'ਚ ਟੱਕਰ ਦੇ ਰਹੀ ਆ ਉਹਦਾ ਦੱਸਣ ਤੋਂ ਸਾਥੀਆਂ ਨੂੰ ਮਤਲਬ ਹੈ ਇਹ ਸਿਰਫ ਇਹ ਸਾਰੀ ਦੀ ਸਾਰੀ ਆਪਣੀ ਇਹ ਜਿਹੜੀ ਜਤਨ ਕੀ ਆ ਇਹ ਦੱਸਣ ਦੀ ਕਿ ਭਾਰਤ ਵਿੱਚ ਦਰਸ਼ਨ ਦਾ ਇਤਿਹਾਸ ਮਤਲਬ ਇਸ ਤਰ੍ਹਾਂ ਹੈ ਬੜੀ ਟੱਕਰ 'ਚ ਆ ਵਿਚਾਰਵਾਦ ਭੌਤਿਕਵਾਦ ਨਾਲ ਸਖਤ ਟੱਕਰ ਲੈਂਦਾ ਅੱਗੇ ਵਧ ਰਿਹਾ ਕੋਈ ਇਸ ਤਰ੍ਹਾਂ ਦੀ ਸਥਿਤੀ ਨਹੀਂ ਗਈ ਕਿ ਉਹ ਇੱਕ ਵਿਚਾਰਵਾਦੀ ਦੇਸ਼ ਸੀ ਤੇ ਅਧਿਆਤਮਵਾਦੀ ਦੇਸ਼ ਸੀ ਤੇ ਇਸ ਤਰ੍ਹਾਂ ਸੀ ਇਸ ਤਰ੍ਹਾਂ ਦਾ ਸਾਨੂੰ ਮੈਂ ਮਤਲਬ ਇਹ ਗੱਲ ਨੂੰ ਇਕਬਾਲ ਕਰਦਾ ਕਿ ਜਦੋਂ ਅਸੀਂ ਇਸ ਗੰਭੀਰ ਅਧਿਐਨ 'ਚ ਨਹੀਂ ਸਾਂ ਪਤਾ ਸਾਨੂੰ ਖੁਦ ਨਹੀਂ ਸੀ ਪਤਾ ਕਿ ਵਾਕਈ ਇਸ ਲੈਵਲ ਤੇ ਟੱਕਰ ਦਿੱਤੀ ਗਈ ਭਾਰਤ ਵਿੱਚ ਅਸੀਂ ਸਮਝਦੇ ਹਾਂ ਬਦਕਿਸਮਤੀ ਨੂੰ ਭਾਰਤ ਸ਼ਾਇਦ ਮਤਲਬ ਜਿਹੜਾ ਹੈਗਾ ਵਿਚਾਰਵਾਦੀ ਜਾਂ ਅਧਿਆਤਮਵਾਦੀ ਦੇਸ਼ ਹੀ ਰਿਹਾ ਪਰ ਅਸਲ ਵਿੱਚ ਸੱਚ ਜਿਹੜਾ ਹੈਗਾ ਉਹਦੀ ਖੋਜ ਨਾਲ ਹੀ ਜਿਵੇਂ ਕਸ਼ਮੀਰ ਜੀ ਇਹਨਾਂ ਨੂੰ ਆਉਂਦੇ ਨਾ ਸਿਲੇਬਸ 'ਚ ਖੋਜੀ ਬਿਰਤੀ ਬਣਾਓ ਬੱਚਿਆਂ ਦੀ ਜੇ ਆਪਾਂ ਖੋਜੀ ਬਿਰਤੀ ਬਣਾ ਦਾਂਗੇ ਤੇ 10-50 ਲੈਕਚਰਾਂ ਨਾਲ ਉਹਨਾਂ ਸਿਆਣੇ ਨਹੀਂ ਕਰ ਸਕਦੇ ਜੇ ਖੋਜੀ ਬਿਰਤੀ ਆਪਾਂ ਬਣਾ ਦਾਂਗੇ ਤੇ ਉਹ ਆਪਣੇ ਆਪ ਸੱਚ ਤੱਕ ਪਹੁੰਚ ਜਾਣਗੇ ਔਰ ਇਹ ਸਾਰੀ ਤਸਵੀਰ ਤੋਂ ਸਾਫ਼ ਆ ਕਿ ਭਾਰਤੀ ਦਰਸ਼ਨ ਦਾ ਇਤਿਹਾਸ ਵਿਸ਼ਵ ਦੇ ਹੋਰਨਾਂ ਦਰਸ਼ਨਾਂ ਵਾਂਗ ਵਿਚਾਰਵਾਦ ਤੇ ਭੌਤਿਕਵਾਦ ਦੇ ਸੰਘਰਸ਼ ਦਾ ਇਤਿਹਾਸ ਹੈ ਔਰ ਆਧੁਨਿਕ ਦਵੰਦਵਾਦੀ ਭੌਤਿਕਵਾਦ ਅੱਜ ਅਸੀਂ ਭੌਤਿਕਵਾਦ ਦੇ ਬੜੇ ਵਿਕਸਿਤ ਰੂਪ ਨਾਲ ਨਾਲ ਸਾਡਾ ਸਾਹਮਣਾ ਹੈ ਜਿਹਨੂੰ ਆਪਾਂ ਦਵੰਦਵਾਦੀ ਭੌਤਿਕਵਾਦ ਆਨੇ ਜੋ ਅੱਜ ਦੇ ਯੁੱਗ ਦਾ ਸਰਵਾਰਾ ਦੀ ਮੁਕਤੀ ਦੇ ਨਾਲ ਨਾਲ ਪੂਰੀ ਮਨੁੱਖ ਜਾਤੀ ਦੀ ਮੁਕਤੀ ਦਾ ਵੀ ਸਿਧਾਂਤ ਹੈ ਉਹਦੀ ਵਿਰਾਸਤ ਦੇ ਰੂਪ ਵਿੱਚ ਭਾਰਤ ਵਿੱਚ ਭੌਤਿਕਵਾਦੀ ਦਰਸ਼ਨ ਦਾ ਭੌਤਿਕਵਾਦੀ ਦਰਸ਼ਨ ਦੀ ਸ਼ਾਨਦਾਰ ਵਿਰਾਸਤ ਮੌਜੂਦ ਹੈ ਹੁਣ ਸਵਾਲ ਅਗਲਾ ਹੈ ਕਿ ਇਹਦੇ ਨਾਲ ਨਾਲ ਹੀ ਭਾਰਤ ਵਿੱਚ ਇੱਕ ਹੋਰ ਦਰਸਾਰੀ ਦੀ ਸਾਰੀ ਜਿਹੜੀ ਹੈਗੀ ਆ ਦਾਰਸ਼ਨਿਕ ਤੇ ਧਾਰਮਿਕ ਜਿਹੜੀ ਮਤਲਬ ਦੰਗਲ ਸੀ ਉਹਦੇ ਵਿੱਚ ਇੱਕ ਹੋਰ ਗੱਲ ਬੜੀ ਚਰਚਾ ਚ ਰਹੀ ਮੋਕਸ਼ ਦੀ ਗੱਲ ਮੁਕਤੀ ਦੀ ਗੱਲ ਮੁਕਤੀ ਤੇ ਹਰ ਬੰਦਾ ਚਾਹੁੰਦਾ ਹੈ ਕਿਉਂਕਿ ਬੜੀਆਂ ਮਾੜੀਆਂ ਹਾਲਤਾਂ 'ਚ ਰਿਹਾ ਉਹ ਮੁਕਤੀ ਦਾਰਸ਼ਨਿਕ ਜਿਹੜੀ ਮੁਕਤੀ ਦੀ ਗੱਲ ਕਰ ਰਹੇ ਉਹ ਕਿਹੜੀ ਮੁਕਤੀ ਸੀ ਉਹਦਾ ਕੀ ਅਰਥ ਸੀ ਮੋਕਸ਼ ਜਾਂ ਮੁਕਤੀ ਭਾਰਤੀ ਦਰਸ਼ਨ ਵਿੱਚ ਬੇਹੱਦ ਮਹੱਤਵਪੂਰਨ ਹੈ ਇਹਨੂੰ ਮੈਂ ਬਹੁਤ ਨਹੀਂ ਲਮਕਾਵਾਂਗਾ ਸਿਰਫ ਇਹਦੇ ਤੱਤ ਇਹਦਾ ਭਾਵ ਜਿਹੜਾ ਉਹਦਾ ਬੇਸਿਕ ਜਿਹੜਾ ਅਰਥ ਉਹ ਉਦੋਂ ਤੱਕ ਹੀ ਆਪਾਂ ਸੀਮਤ ਰੱਖਾਂਗੇ ਜ਼ਿਆਦਾ ਗਹਿਰਾਈ ਲਈ ਸਾਨੂੰ ਆਪ ਪੜਨਾ ਚਾਹੀਦਾ ਔਰ ਖਾਸ ਕਰਕੇ ਇਹਦੇ ਤੇ ਪੂਰਾ ਪੂਰਾ ਬਹੁਤ ਵੱਡਾ ਜਿਹੜਾ ਹੈਗਾ ਵੱਡੀ ਲਿਖਤ ਲਿਖੀ ਆ ਡੀਪੀ ਦੇ ਨੇ ਮੁਕਤੀ ਦੇ ਸਵਾਲ ਤੇ ਸਾਡੇ ਵਿਦਿਆਰਥੀ ਨੂੰ ਉਹਨੂੰ ਵੀ ਪੜਨਾ ਚਾਹੀਦਾ ਹੈ ਔਰ ਇਹ ਸਵਾਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਆਪਾਂ ਇਹਨੂੰ ਸਿਰਫ ਅੱਖਾਂ ਮੀਟ ਕੇ ਨਹੀਂ ਲੰਘ ਸਕਦੇ ਭਾਰਤ ਵਿੱਚ ਮੋਕਸ਼ ਦਾ ਜਿਹੜਾ ਬਹੁਤ ਵੱਡੀ ਜਿਹੜਾ ਮੁੱਲ ਸੀ ਹੈ ਔਰ ਨਾ ਹੀ ਇਹਦੇ ਮਨਮਰਜ਼ੀ ਦੇ ਅਰਥ ਕੱਢ ਕੇ ਇਸ ਗੰਭੀਰ ਸਵਾਲ ਨੂੰ ਸਾਡੇ ਪੁਰਾਣੇ ਕਾਮੜੇ ਦੇ ਮੋਕਸ਼ ਦਾ ਮੁਕਤੀ ਦਾ ਉਹ ਮਨੁੱਖ ਦੀ ਮੁਕਤੀ ਦੇ ਨਾਲ ਹੀ ਜੋੜੀ ਜਾਂਦੇ ਸੀ ਵੀ ਉਹ ਸਾਡੇ ਤੇ ਪਹਿਲਾਂ ਹੀ ਮੁਕਤੀ ਦੇ ਮਤਲਬ ਜਿਹੜੇ ਹੈਗੇ ਸਿਧਾਂਤ ਸੀ ਪਰ ਜਿਹੜੇ ਪਹਿਲਾਂ ਹੀ ਮੁਕਤੀ ਦਾ ਸਿਧਾਂਤ ਸੀ ਉਹ ਕੀ ਅਸਲ ਵਿੱਚ ਭਾਰਤ ਵਿੱਚ ਪ੍ਰਾਪਤਨ ਮਿਮਾਂਸਕਾਂ ਤੇ ਲੋਕੈਤਾਂ ਨੂੰ ਛੱਡ ਕੇ ਦੋ ਦਰਸ਼ਨ ਧਾਰਾਵਾਂ ਨੇ ਜਿਨ੍ਹਾਂ ਨੇ ਇਸ ਸਵਾਲ ਨੂੰ ਨਹੀਂ ਉਸ ਰੂਪ 'ਚ ਫੜਿਆ ਹਰੇਕ ਦਾਰਸ਼ਨਿਕ ਨੇ ਮੋਕਸ਼ ਦੇ ਬਾਰੇ ਲਿਖਿਆ ਹਰੇਕ ਦਾਰਸ਼ਨਿਕ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਜਿੰਨੀਆਂ ਧਾਰਾਵਾਂ ਨੇ ਔਰ ਇਹਦੇ ਚ ਨੋਟ ਕਰਨ ਵਾਲੀ ਕਿਹੜੀ ਗੱਲ ਹੈ ਪਰੇਸ਼ਾਨ ਹੋਣ ਵਾਲੀ ਨਹੀਂ ਪਰ ਨੋਟ ਕਰਨ ਵਾਲੀ ਗੱਲ ਇਹ ਆ ਕਿ ਜਿਹੜੀਆਂ ਸ਼ਾਨਦਾਰ ਵਿਚਾਰਵਾਦ ਦੇ ਵਿਰੋਧੀ ਦਾਰਸ਼ਨਿਕ ਮਤ ਵੀ ਨੇ ਉਹ ਵੀ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡੇ ਦਰਸ਼ਨ ਦੀ ਪ੍ਰਸੰਗਿਕਤਾ ਹੀ ਮੋਕਸ਼ ਦੇ ਸਵਾਲ ਕਰਕੇ ਆ ਕਿ ਅਸੀਂ ਮੋਕਸ਼ ਦੇ ਮਸਲੇ ਕਰਕੇ ਹੀ ਆਪਣੇ ਇਹ ਜਿਹੜਾ ਹੈਗਾ ਲਿਖਣ ਲੱਗੇ ਆ ਉਹ ਜਦੋਂ ਆਪਣਾ ਗ੍ਰੰਥ ਸ਼ੁਰੂ ਕਰਦੇ ਆ ਉਹਨੂੰ ਮਤਲਬ ਇਸ ਤੋਂ ਮੋਕਸ਼ ਵੀ ਮੋਕਸ਼ ਸਾਡਾ ਜੇ ਸਾਡਾ ਵੀ ਮਕਸਦ ਮੋਕਸ਼ ਹੈ ਮਨੁੱਖ ਨੂੰ ਜਿਹੜਾ ਹੈਗਾ ਮੋਕਸ਼ ਮਿਲੇ ਇਸ ਮੋਕਸ਼ ਜਾਂ ਮੁਕਤੀ ਨੂੰ ਅਲੱਗ-ਅਲੱਗ ਦਾਰਸ਼ਨਿਕਾਂ ਨੇ ਅਲੱਗ-ਅਲੱਗ ਨਾ ਜਿਵੇਂ ਆਪ ਵਰਗ ਬੋਧ ਤਾਂ ਬੋਧ ਸਿਧਾਂਤ ਵਿੱਚ ਨਿਰਵਾਣ ਜੈਨ ਸਿਧਾਂਤ ਵਿੱਚ ਕੈਵਲਿਆ ਜਾਂ ਨਿਰੋਧ ਇਹ ਸਾਰੇ ਨਾਂ ਇਸੇ ਮੋਕਸ਼ ਦੇ ਨੇ ਔਰ ਭਾਰਤੀ ਵਿਚਾਰਵਾਦੀ ਦਰਸ਼ਨ ਵਿੱਚ ਮੁਕਤੀ ਦੀ ਧਾਰਨਾ ਨਕਾਰਾਤਮਕ ਹੈ ਨਕਾਰਾਤਮਕਤਾ ਕੀ ਮਤਲਬ ਪਹਿਲਾਂ ਆਪਾਂ ਨੂੰ ਇਹਦੀ ਅਦਾ ਵਿਚਾਰਵਾਦ ਵਿੱਚ ਮੁਕਤੀ ਦੀ ਧਾਰਨਾ ਕੀ ਹੈ ਇਹਨੂੰ ਸਮਝਣਾ ਚਾਹੀਦਾ ਉਹਨਾਂ ਮੁਤਾਬਕ 네ਗੇਟਿਵ ਆ ਨਕਾਰਾਤਮਕ ਆ ਕੁਝ ਚੀਜ਼ਾਂ ਨੂੰ ਰੱਦ ਕਰਕੇ ਉਹਦੀ ਪੁਸ਼ਟੀ ਕਰਦੇ ਨੇ ਨਾ ਕਿ ਉਹਨੂੰ ਕਿਸੇ ਚੀਜ਼ਾਂ ਨੂੰ ਸਾਬਤ ਕਰਕੇ ਉਹਦੀ ਹੋਂਦ ਨੂੰ ਸਕਾਰਾਤਮਕ ਤਰੀਕਾ ਕੀ ਹੁੰਦਾ ਸਕਾਰਾਤਮਕ ਤਰੀਕਾ ਹੁੰਦਾ ਇੱਕ ਚੀਜ਼ ਦੀ ਤੁਸੀਂ ਪੁਸ਼ਟੀ ਕਰਨ ਲਈ ਉਹਨੂੰ ਸਾਬਤ ਕਰਦੇ ਜੇ ਨਕਾਰਾਤਮਕ ਤਰੀਕਾ ਇਹ ਹੁੰਦਾ ਹੈ ਕਿ ਕੁਝ ਚੀਜ਼ਾਂ ਨੂੰ ਰੱਦ ਕਰਕੇ ਨਿਰਣਾ ਕਰਦੇ ਕਿਉਂਕਿ ਰੱਦ ਹੋ ਗਿਆ ਇਸ ਵਾਸਤੇ ਇਹ ਚੀਜ਼ ਸਹੀ ਹੈ ਇਨਕਾਰਾਤਮਕ ਹੈ ਔਰ ਭਾ ਔਰ ਉਹਨਾਂ ਦੇ ਮੁਤਾਬਕ ਇਹ ਸੰਸਾਰ ਜਿਹੜਾ ਅਸੀਂ ਵੇਖ ਰਹੇ ਹਾਂ ਭਾਰਤੀ ਵਿਚਾਰਵਾਦ ਦੇ ਮੁਤਾਬਕ ਇਹ ਛਲਾਵਾ ਹੈ ਤੇ ਮਿੱਥਿਆ ਹੈ ਇਹ ਹੈ ਨਹੀਂ ਅਸਲ ਵਿੱਚ ਇਹ ਤੁਹਾਡਾ ਸਾਡਾ ਭਰਮ ਹੈ ਵਾਸਤਵ ਵਿੱਚ ਜੋ ਕੁਝ ਵੀ ਸਾਨੂੰ ਨਜ਼ਰ ਆ ਰਿਹਾ ਹੈ ਵਾਸਤਵਿਕ ਨਹੀਂ ਇਹਦੇ ਬਾਰੇ ਤੁਹਾਨੂੰ ਆਪਾਂ ਦੱਸ ਵੀ ਚੁੱਕੇ ਲੈਕਚਰ ਲੈ ਚੁੱਕੇ ਜਿਵੇਂ ਸੁਪਨਾ ਸੁਪਨੇ ਵਿੱਚ ਅਸੀਂ ਬਹੁਤ ਕੁਝ ਵੇਖਨੇ ਆ ਪਰ ਉਹ ਵਾਸਤਵਿਕ ਨਹੀਂ ਹੁੰਦਾ ਇਹ ਜਗ ਸੁਪਨੇ ਦੀ ਨਿਆਈ ਤੁਸੀਂ ਜਹਦਾਰਾਂ ਦੇ ਦੀਵਾਨ ਵੀ ਸੁਣਦੇ ਜੀ ਹਾਂਜੀ ਇਹ ਸਾਰਾ ਪਾਣੀ ਦਾ ਬੁਲਬਲਾ ਇਹ ਸੁਪਨਾ ਹੈ ਅਸਲ ਵਿੱਚ ਵਾਸਤਵਿਕ ਵਿੱਚ ਇਹ ਮੌਜੂਦ ਵਾਸਤਵਿਕਤਾ ਇਹ ਆ ਕਿ ਇਹ ਮੌਜੂਦ ਹੀ ਨਹੀਂ ਇੱਕ ਸੁਪਨਾ ਹੈ ਜਿਹੜਾ ਭਰਮ ਹੈ ਇੱਕ ਫਿਰ ਵੀ ਜੇ ਸਾਨੂੰ ਨਜ਼ਰ ਆ ਰਿਹਾ ਹੈ ਹੈ ਤੇ ਨਹੀਂ ਇਹ ਸੰਸਾਰ ਇਹ ਮਿੱਥਿਆ ਹੈ ਪਰ ਫਿਰ ਵੀ ਸਾਨੂੰ ਨਜ਼ਰ ਆ ਰਿਹਾ ਹੈ ਤੇ ਇਹ ਸਾਡੀ ਭ੍ਰਾਂਤੀ ਆ ਔਰ ਇਹ ਭ੍ਰਾਂਤੀ ਸਾਨੂੰ ਕਿਉਂ ਹੈ ਭਰਮ ਸਾਡਾ ਦਿਮਾਗ ਦਾ ਭਰਮ ਆ ਸਾਡਾ ਵਹਿਮ ਹੈ ਭ੍ਰਾਂਤੀ ਆ ਇਹ ਸਾਡੇ ਗਲਤ ਸੂਚਨਾ ਹੈ ਔਰ ਇਹ ਭ੍ਰਾਂਤੀ ਦਾ ਕਾਰਨ ਇਹ ਵਿਦਿਆ ਹੈ ਕਿਉਂਕਿ ਇਹ ਵਿਦਿਆ ਇਹਦਾ ਕਾਰਨ ਆ ਸ਼ੰਕਰ ਨੇ ਜਿਹਨੂੰ ਮਾਇਆ ਕਿਹਾ ਸਾਰੇ ਵਿਚਾਰਵਾਦੀਆਂ ਦੇ ਇਹ ਵਿਦਿਆ ਹੈ ਤੇ ਇਹ ਇਹ ਵਿਦਿਆ ਨੂੰ ਦੂਰ ਗਿਆਨ ਮਾਰਗ ਨਾਲ ਕੀਤਾ ਜਾ ਸਕਦਾ ਹੈ ਇਹ ਸਾਰੇ ਦਾ ਸਾਰਾ ਗਿਆਨ ਮਾਰਗ ਉਹ ਆ ਸਾਡੇ ਕਈ ਵਿਦਵਾਨ ਬੜੇ ਯੱਕੜ ਮਾਰਦੇ ਜੇ ਉਹਦੇ ਚ ਪਹਿਲਾਂ ਹੀ ਗਿਆਨ ਮਾਰਗ ਦੀ ਬੜੀ ਪ੍ਰਸ਼ੰਸਾ ਇਹ ਗਿਆਨ ਮਾਰਗ ਆ ਉਹ ਸੱਚੀ ਮੁੱਚੀ ਦੇ ਗਿਆਨ ਹਾਸਲ ਕਰਨ ਵਾਲਾ ਸਾਡੇ ਗ੍ਰੰਥਾਂ ਵਿੱਚ ਗਿਆਨ ਮਾਰਗ ਨਹੀਂਗਾ ਕਿ ਇਹ ਵਿਦਿਆ ਤੋਂ ਮੁਕਤੀ ਲਈ ਇੱਕੋ ਇੱਕ ਰਾਹ ਹੈ ਗਿਆਨ ਮਾਰਗ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨਾ ਔਰ ਉਹਦਾ ਮੁੱਖ ਮਕਸਦ ਹੈ ਇਹ ਵਿਦਿਆ ਤੋਂ ਮਨੁੱਖ ਨੂੰ ਮੁਕਤ ਕਰਨਾ ਕਿਉਂਕਿ ਇਸ ਇਹ ਵਿਦਿਆ ਦੇ ਕਾਰਨ ਮਨੁੱਖ ਭ੍ਰਾਂਤੀਆਂ ਦਾ ਸ਼ਿਕਾਰ ਹੋ ਕੇ ਇਹ ਜਿਹੜਾ ਸੰਸਾਰ ਮਿੱਥਿਆ ਹੈ ਜਿਹੜਾ ਹਕੀਕਤ ਵਿੱਚ ਮੌਜੂਦ ਨਹੀਂ ਉਹਦੇ ਸੱਚ ਨੂੰ ਜਿਹੜਾ ਹੈਗਾ ਉਹ ਵਿਦਿਆ ਦਾ ਸ਼ਿਕਾਰ ਹੋ ਕੇ ਮੰਨਣਾ ਸ਼ੁਰੂ ਕਰ ਦਿੰਦਾ ਔਰ ਗਿਆ ਔਰ ਇਸੇ ਐ ਵਿਦਿਆ ਤੋਂ ਛਟਕਾਰਾ ਹਾਸ ਕਰਕੇ ਪਰਮ ਸੱਚ ਤੱਕ ਪਹੁੰਚਣ ਲਈ ਯਾਨੀ ਪਰਮਾਰਥ ਸੱਚ ਤੱਕ ਪਹੁੰਚਣ ਲਈ ਇੱਕ ਜਿਹੜਾ ਰਾਹ ਹੈ ਉਹ ਹੀ ਮੋਕਸ਼ ਦਾ ਰਾਹ ਹੈ ਉਹ ਹੀ ਮੁਕਤੀ ਦਾ ਰਾਹ ਹੈ ਔਰ ਮੁਕਸ਼ੀ ਮੁਕਤੀ ਦਾ ਮੋਕਸ਼ ਦਾ ਮੁੱਖ ਪ੍ਰਯੋਜਨ ਇਹ ਰਿਹਾ ਕਿ ਮਨੁੱਖ ਨੂੰ ਇਸ ਭ੍ਰਾਂਤੀ ਤੋਂ ਮੁਕਤ ਕੀਤਾ ਜਾਏ ਇਸ ਐ ਵਿਦਿਆ ਤੋਂ ਜਿਉਂ ਹੀ ਇਹਦੇ ਤੋਂ ਮੁਕਤ ਹੋ ਜਾਏਗਾ ਉਹਦੀ ਮੋਕਸ਼ ਹੋ ਜਾਏਗਾ ਉਹਦੀ ਮੁਕਤੀ ਹੋ ਜਾਏਗੀ ਜੋ ਵੀ ਚੀਜ਼ਾਂ ਜਾਂ ਵਰਤਾਰੇ ਸਾਨੂੰ ਨਜ਼ਰ ਆਉਂਦੇ ਹਨ ਉਹ ਵਿਹਾਰਕ ਸੱਚ ਦੀ ਪ੍ਰਿਧੀ ਵਿੱਚ ਤਾਂ ਆਉਂਦੇ ਹਨ ਚੀਜ਼ਾਂ ਵੇਂਦੀਆਂ ਵਿਹਾਰਕ ਤੌਰ ਤੇ ਤੇ ਸੱਚ ਆ ਇਹ ਉਹਨੂੰ ਨਾ ਵਿਹਾਰਕ ਸੱਚ ਦਾ ਦੋ ਦੋ ਸੱਚ ਨੇ ਸਾਰੇ ਵਿਚਾਰ ਵਿੱਚ ਇੱਕ ਵਿਹਾਰਕ ਸੱਚ ਇੱਕ ਪਰਮਾਰਥ ਸੱਚ ਪਰਮਾਰਥਕ ਸੱਚ ਤੇ ਵਿਹਾਰਕ ਸੱਚ ਔਰ ਇਹ ਵਿਹਾਰਕ ਸੱਚ ਤੁਛ ਸੰਸਾਰੀ ਜੀਵਨ ਦੇ ਨਜ਼ਰੀਏ ਤੋਂ ਤੇ ਸੱਚ ਆ ਇਹ ਤੁਛ ਸੰਸਾਰੀ ਜੀਵ ਨੇ ਉਹਨਾਂ ਦੀਆਂ ਮੁਸ਼ਕਲਾਂ ਦੀ ਵਿਹਾਰਕ ਸੱਚ ਨੂੰ ਆਂਦੇ ਚਲੋ ਅਸੀਂ ਮੰਨ ਵੀ ਲੈਨੇ ਪਰ ਅਸਲ ਵਿੱਚ ਇਹ ਸੁਪਨਾ ਹੈ ਸੁਪਨੇ ਦੀ ਨਿਆਈ ਆ ਤੇ ਇਹ ਵਿਹਾਰਕ ਸੱਚ ਜਿਹੜਾ ਸਾਨੂੰ ਨਜ਼ਰ ਆ ਰਿਹਾ ਇਹ ਇਹ ਵਾਸਤਵਿਕ ਹੈ ਇਹ ਅਸਲ ਵਿੱਚ ਇਹ ਸੱਚ ਹੈ ਹੀ ਨਹੀਂ ਵਿਹਾਰ ਦੀ ਦ੍ਰਿਸ਼ਟੀ ਤੋਂ ਇਹਨੂੰ ਆਪਾਂ ਮੰਨ ਲਈਏ ਇਹ ਹੈ ਨਹੀਂ ਸਾਰੀ ਵਿਚਾਰਵਾਦੀ ਧਾਰਾਵਾਂ ਦੇ ਵਿੱਚ ਇਹਦਾ ਔਰ ਮਾਂ ਯਾਨੀ ਬਹੁਤ ਮਤ ਜਿਵੇਂ ਦਾ ਹੁੰਦਾ ਔਰ ਇਹ ਛਲਾਵਾ ਮਾਤਰ ਹੈ ਇਸ ਹਕੀਕਤ ਨੂੰ ਜਦੋਂ ਇਹ ਚੀਜ਼ ਮਤਲਬ ਜਾਣਗੇ ਮਨੁੱਖ ਇਸ ਅਵਿਦਿਆ ਤੋਂ ਛਟਕਾਰਾ ਪਾ ਕੇ ਹੀ ਵਾਸਤਵਿਕ ਸੱਚ ਤੱਕ ਪਹੁੰਚ ਸਕਦਾ ਔਰ ਭਾਰਤੀ ਵਿਚਾਰਵਾਦੀ ਇੰਨੇ ਪਰਪਕਾਰੀ ਹੋ ਜਾਂਦੇ ਨੇ ਇੰਨੇ ਕਰੁਣਾਮਈ ਇੰਨੇ ਮਤਲਬ ਵਿਚਾਰੇ ਮਤਲਬ ਜਿਹੜੇ ਹੈਗੇ ਭਲੇ ਹੋ ਜਾਂਦੇ ਨੇ ਜਿਨ੍ਹਾਂ ਦਾ ਹਿਰਦੇ ਜਿਹੜਾ ਹੈਗਾ ਉਹ ਬੜਾ ਦਰਵਤ ਹੋ ਜਾਂਦਾ ਹੈ ਕਿਉਂ ਕੀੜਿਆਂ ਮਕੌੜਿਆਂ ਤੱਕ ਦੀ ਮੁਕਤੀ ਲਈ ਵਿਆਕਲ ਹੋ ਜਾਂਦੇ ਉਹਨਾਂ ਕੀੜਿਆਂ ਮਕੌੜਿਆਂ ਦੀ ਮੁਕਤੀ ਲਈ ਵਿਆਕਲ ਹੋ ਜਾਂਦੇ ਨੇ ਜਿਨ੍ਹਾਂ ਨੂੰ ਉਹ ਇੱਕ ਲੈ ਇੱਕ ਇੱਕ ਮਿੰਟ ਪਹਿਲਾਂ ਇਹ ਕਹਿ ਚੁੱਕੇ ਅਸਲ ਵਿੱਚ ਇਹ ਸੱਚ ਨਹੀਂ ਇਹ ਹੈ ਹੀ ਨਹੀਂ ਮਤਲਬ ਉਹਨਾਂ ਦੇ ਅੰਤਰ ਵਿਰੋਧ ਮੌਜੂਦ ਹੈਗਾ ਉਹ ਆਂਦੇ ਇਹ ਤੇ ਸੱਚ ਨਹੀਂ ਇਹ ਛਲਾਵਾ ਹੈ ਉਦੋਂ ਬਾਅਦ ਉਹ ਦਰਵਤ ਹੋ ਜਾਂਦੇ ਨੇ ਕਿ ਮੁੱਖ ਕੰਮ ਸਾਡਾ ਹੈ ਇਹਨਾਂ ਨੂੰ ਮੁਕਤ ਕਰਨਾ ਉਹਨੂੰ ਮੁਕਤ ਕਰਨਾ ਜਿਹਨੂੰ ਉਹ ਪਹਿਲੀ ਲਾਈਨ 'ਚ ਕਹਿ ਚੁੱਕੇ ਕਿ ਅਸਲ ਵਿੱਚ ਹੈ ਹੀ ਨਹੀਂ ਇਹ ਝੂਠਾ ਵਰਤਾਰਾ ਭਾਵੇਂ ਉਹਨਾਂ ਦੇ ਦਰਸ਼ਨ ਅਨਸਾਰ ਇਹ ਕੀੜੇ ਮਕੌੜੇ ਸੰਸਾਰ ਉਹ ਕਹਿੰਦੇ ਨੇ ਇਹ ਕੀੜੇ ਮਕੌੜੇ ਵੀ ਸੰਸਾਰ ਦੀਆਂ ਦੂਜੀਆਂ ਚੀਜ਼ਾਂ ਵਾਂਗ ਵਾਸਤਵ ਵਿੱਚ ਮੌਜੂਦ ਨਹੀਂ ਹਨ ਹੈ ਇਹ ਵੀ ਛਲਾਵਾ ਹੀ ਨੇ ਇਹਨਾਂ ਦੀ ਕੋਈ ਵਾਸਤਵਿਕ ਸੱਤਾ ਨਹੀਂ ਵਿਹਾਰਕ ਜੀਵਨ ਦੇ ਦ੍ਰਿਸ਼ਟੀਕੋਣ ਤੋਂ ਪੂਰਨ ਖੇਤ ਤੋਂ ਬਿਨਾ ਉਹ ਆਂਦੇ ਕਿ ਵਿਹਾਰਕ ਜੀਵਨ ਦੇ ਦ੍ਰਿਸ਼ਟੀਕੋਣ ਦਾ ਤੁਸੀਂ ਸੱਚ ਤੱਕ ਪਹੁੰਚਣਾ ਚਾਹੁੰਦੇ ਜੇ ਇਹ ਵਿਹਾਰਕ ਜੀਵਨ ਕਿਉਂਕਿ ਛਲਾਵਾ ਹੈ ਮਿੱਥਿਆ ਹੈ ਜੇ ਤੁਹਾਨੂੰ ਨਜ਼ਰ ਆ ਰਿਹਾ ਤੁਹਾਡੀ ਅਵਿਦਿਆ ਦਾ ਨਤੀਜਾ ਹੈ ਇਹ ਤੋਂ ਤੁਸੀਂ ਮੁਕਤ ਹੋਣਾ ਚਾਹੁੰਦੇ ਜੇ ਤੇ ਵਿਹਾਰਕ ਜੀਵਨ ਦੇ ਜਿਹੜਾ ਹੈਗਾ ਪੂਰਨ ਨਖੇਦ ਕਰੋ ਵਿਹਾਰਕ ਜੀਵਨ ਦਾ ਪੂਰਨ ਨਖੇਦ ਕੀਤੇ ਤੋਂ ਬਿਨਾ ਤੁਸੀਂ ਪਰਮ ਸੱਚ ਤੱਕ ਨਹੀਂ ਪਹੁੰਚ ਸਕਦੇ ਔਰ ਇਹ ਇੰਨਾ ਘਰ ਕੀਤਾ ਕਿ ਅੱਜ ਵੀ ਵਿਹਾਰਕ ਜੀਵਨ ਤੋਂ ਭਗੌੜੇ ਲੋਕਾਂ ਨੂੰ ਸਾਡੇ ਸਮਾਜ ਵਿੱਚ ਸਤਕਾਰ ਨਾਲ ਵੇਖਿਆ ਜਾਂਦਾ ਇਹ ਬੜੇ ਸੰਤ ਨੇ ਜੀ ਬੜੇ ਮਹਾਂਪੁਰਖ ਨੇ ਜੀ ਨਿੱਕੀ ਉਮਰ 'ਚ ਵਿਰਾਗੀ ਹੋ ਗਏ ਇਹ ਕੀ ਆ ਇਹ ਸਾਰੀ ਵਿਚਾਰਵਾਦੀਆਂ ਦੀ ਜਿਹੜੀ ਲਗਾਤਾਰ 2000 ਸਾਲ ਤੋਂ ਟ੍ਰੇਨਿੰਗ ਦਿੱਤੀ ਉਹਦਾ ਨਤੀਜਾ ਕਿ ਵਿਹਾਰਕ ਜੀਵਨ ਦੇ ਸੱਚ ਤੋਂ ਇਨਕਾਰ ਕਰਨਾ ਹੀ ਇੱਕੋ ਇੱਕ ਰਾਹ ਹੈ ਜਿਹੜਾ ਤੁਸੀਂ ਪਰਮਾਰਥ ਤੱਕ ਪਹੁੰਚ ਸਕਦੇ ਹੋ ਯਾਨੀ ਕਿ ਮੁਕਤੀ ਨਹੀਂ ਮਿਲ ਸਕਦੀ ਜਿੰਨਾ ਚਿਰ ਤੁਸੀਂ ਵਿਹਾਰਕ ਜੀਵਨ ਨੂੰ ਰੱਦ ਨਹੀਂ ਕਰਦੇ ਵਿਹਾਰਕ ਜੀਵਨ ਦੇ ਸੱਚ ਨੂੰ ਇਹ ਪ੍ਰਮਾਣ ਨਹੀਂ ਕਰਦੇ ਮੁਕਤੀ ਦਾ ਇਹੋ ਹੀ ਰਾਹ ਕੋ ਜਾਂਦੇ ਬੰਦਿਆ ਤੂੰ ਆਪਣੀ ਵਿਹਾਰ 'ਚ ਹੀ ਲੱਗਾ ਰਿਆਂ ਆਪਣੇ ਤੁਛ ਸੁੱਖਾਂ 'ਚ ਹੀ ਪਿਆ ਰਿਆਂ ਕੁਝ ਪਰਮਾਰਥ ਲਈ ਵੀ ਕਰ ਲਾ ਕੁਝ ਸੱਚ ਲਈ ਵੀ ਕਰ ਲਾ ਕੁਝ ਮਤਲਬ ਉਸ ਉੱਥੇ ਤੱਕ ਤੂੰ ਅਖੀਰ ਤੇ ਨੂੰ ਮਤਲਬ ਉੱਥੇ ਉਸ ਉੱਥੇ ਜਾਣਾ ਇਹ ਸਾਰੀਆਂ ਗੱਲਾਂ ਯਾਨੀ ਕਿ ਮੁਕਤੀ ਇਸ ਲਈ ਸਤੰਤ ਬਿਹਤਰ ਸੰਸਾਰ ਸਿਰਜਣ ਦਾ ਉਹਨਾਂ ਨੇ ਕੋਈ ਗੁੰਜਾਇਸ਼ ਹੀ ਨਹੀਂ ਰਹਿਣ ਦਿੱਤੀ ਤੁਸੀਂ ਇਸ ਸੰਸਾਰ ਨੂੰ ਬਿਹਤਰ ਬਣਾਓ ਇਸ ਤਰ੍ਹਾਂ ਦਾ ਕੋਈ ਸੰਕਲਪ ਤੁਹਾਡੇ ਆਵੇ ਵਿਚਾਰਵਾਦੀ ਸਿਧਾਂਤ ਨੇ ਇਹਦੀ ਗੁੰਜਾਇਸ਼ ਹੀ ਨਹੀਂ ਰਹਿਣ ਦਿੱਤੀ ਯਾਨੀ ਕਿ ਬਿਹਤਰ ਸੰਸਾਰ ਇਹ ਕਿਉਂ ਮਤਲਬ ਫਲਸਫੇ ਦਾ ਬਹੁਤ ਵੱਡਾ ਰੋਲ ਹੈ ਅਸੀਂ ਆਪਣੇ ਵਿਦਵਾਨਾਂ ਨੂੰ ਤੁਹਾਨੂੰ ਇੱਥੇ ਕਿਉਂ ਲਗਾਤਾਰ ਕਹਿ ਰਹੇ ਹਾਂ ਕਿ ਜਿੰਨਾ ਚਿਰ ਦਾਰਸ਼ਨਿਕ ਫਲਸਫੀ ਦੇ ਵਿੱਚ ਦ੍ਰਿਸ਼ਟੀਕੋਣ ਤੋਂ ਵਿਚਾਰਵਾਦ ਤੋਂ ਮੁਕਤ ਨਹੀਂ ਹੁੰਦੇ ਤੁਸ ਮਤਲਬ ਆਪਾਂ ਕੋਈ ਵੀ ਚੀਜ਼ ਨਹੀਂ ਕਰ ਸਕਦੇ ਇੱਕ ਸਟੈਪ ਵੀ ਅੱਗੇ ਨਹੀਂ ਵਧਿਆ ਜਾ ਸਕਦਾ ਫਿਰ ਉਸੇ ਚ ਸ਼ਿਕਾਰ ਹੋ ਜਾਂਦੇ ਔਰ ਇਸ ਲਈ ਬਿਹਤਰ ਸਮਾਜ ਸਿਰਜਣ ਦਾ ਜੇ ਕੋਈ ਭਰਮ ਜੇ ਕੋਈ ਭਰਮ ਅਜੇ ਵੀ ਇੰਨਾ ਕੁਝ ਸੱਚ ਜਾਣਨ ਤੋਂ ਬਾਅਦ ਵੀ ਵਿਚਾਰਵਾਦੀ ਆਂਦੇ ਆ ਕਿ ਸਮਾਜ ਨੂੰ ਬਦਲਣ ਦਾ ਤੁਹਾਡੇ ਕੋਈ ਭਰਮ ਮੌਜੂਦ ਹੈ ਤਾਂ ਇਹ ਕੇਵਲ ਭ੍ਰਾਂਤੀ ਆ ਇਹ ਤੁਹਾਡੀ ਭ੍ਰਾਂਤੀ ਆ ਗਿਆਨ ਮਾਰਗ ਤੇ ਚੱਲ ਕੇ ਹੀ ਇਹ ਭ੍ਰਾਂਤੀ ਦੂਰ ਹੋ ਸਕਦੀ ਜੇ ਤੁਸੀਂ ਅਜੇ ਵੀ ਸਮਾਜ ਨੂੰ ਬਦਲਣਾ ਚਾਹੁੰਦੇ ਤੇ ਇਹ ਭ੍ਰਾਂਤੀ ਨੂੰ ਦੂਰ ਕਰੋ ਗਿਆਨ ਮਾਰਗ ਤੇ ਚੱਲ ਕੇ ਇਹ ਭ੍ਰਾਂਤੀ ਦੂਰ ਹੋ ਸਕਦੀ ਫਿਰ ਤੁਹਾਨੂੰ ਮੋਕਸ਼ ਮਿਲੂ ਨਹੀਂ ਤੁਸੀਂ ਗਮਰਾਹ ਹੋ ਰਹੇ ਨੇ ਇਹ ਵਾਸਤਵ ਵਿੱਚ ਕੋਈ ਸੰਸਾਰ ਨਹੀਂ ਰਹਿ ਜਾਂਦਾ ਜਿਸ ਨੂੰ ਤੁਸੀਂ ਬਿਹਤਰ ਬਣਾ ਸਕੋ ਕੋਈ ਹੈ ਹੀ ਨਹੀਂ ਬਿਹਤਰ ਤੁਸੀਂ ਕਿਹਨੂੰ ਬਣਾਉਣਾ ਗਿਆਨ ਇਹ ਤੁਹਾਨੂੰ ਗਿਆਨ ਕਰਾਉਂਦਾ ਹੈ ਇਹ ਵਿਦਿਆ ਨੂੰ ਦੂਰ ਕਰਦਾ ਕਿ ਕੁਝ ਹੈ ਹੀ ਨਹੀਂ ਤੇ ਫਿਰ ਤੁਹਾਡੇ ਸਾਰੇ ਜੱਬ ਹੀ ਮੁੱਕ ਜਾਂਦੇ ਕਿ ਜਦੋਂ ਹੈ ਹੀ ਕੁਝ ਨਹੀਂ ਤਾਂ ਤੁਸੀਂ ਕਿਹਨੂੰ ਬਦਲਣਾ ਵਿਦਾਂਤ ਮੁਤਾਬਕ ਜੋ ਬ੍ਰਹਮ ਨੂੰ ਜਾਣਦਾ ਹੈ ਉਹ ਖੁਦ ਬ੍ਰਹਮ ਹੋ ਜਾਂਦਾ ਹੈ ਜਦੋਂ ਤੁਸੀਂ ਬ੍ਰਹਮ ਨੂੰ ਜਾਣਦੇ ਜੇ ਖੁਦ ਬ੍ਰਹਮ ਹੋ ਜਾਂਦੇ ਜੇ ਔਰ ਇਸੇ ਬ੍ਰਹਮ ਗਿਆਨੀ ਦੇ ਸੁਖਮਨੀ ਸਾਹਿਬ ਵਿੱਚ ਪੂਰਾ ਅਸ਼ਟਪਦੀ ਆ ਜਿਹਦੇ ਵਿੱਚ ਬ੍ਰਹਮ ਗਿਆਨੀ ਦੇ ਗੁਣ ਗਾਏ ਨੇ ਇਸ ਬ੍ਰਹਮ ਗਿਆਨੀ ਦੇ ਗੁਣ ਗਾਏ ਨੇ ਉਸ ਬ੍ਰਹਮ ਗਿਆਨੀ ਦੇ ਗੁਣ ਨਹੀਂ ਗਾਏ ਜਿਹੜਾ ਸਮਾਜ ਨੂੰ ਬਦਲਣਾ ਚਾਹੁੰਦਾ ਉਹ ਜਿਹੜਾ ਵਿਹਾਰਕ ਸੱਚ ਤੋਂ ਭੱਜ ਕੇ ਬ੍ਰਹਮ ਚ ਲੀਨ ਹੋ ਜਾਣਾ ਚਾਹੁੰਦਾ ਉਹਦੇ ਗੁਣ ਗਾਏ ਗਏ ਨੇ ਉਹ ਵਿੱਚ ਸਾਡੇ ਕਾਮਰੇਡ ਵੀ ਖੱਬੇ ਪੱਖੀ ਵੀ ਕ੍ਰਾਂਤੀਕਾਰੀ ਵੀ ਨਾਲ ਹੀ ਦੱਬੀ ਹੁੰਦੇ ਬ੍ਰਹਮ ਗਿਆਨੀ ਬ੍ਰਹਮ ਦਾ ਦਿੱਤਾ ਹਾਂਜੀ ਕ੍ਰਾਂਤੀ ਦੇ ਸ਼ਿਕਾਰ ਭ੍ਰਾਂਤੀ ਦੇ ਸ਼ਿਕਾਰ ਸੌਰੀ ਭ੍ਰਾਂਤੀ ਦੇ ਸ਼ਿਕਾਰ ਮੂਰਖ ਲੋਕਾਂ ਦੀ ਸਮਝ ਵਿੱਚ ਹੀ ਇਸ ਸੰਸਾਰ ਦੀ ਆਉਂਦੇ ਆ ਤੇ ਸੰਸਾਰ ਦੇ ਸੰਸਾਰੀ ਗੱਲਾਂ ਮੂਰਖ ਲੋਕਾਂ ਦਾ ਕੰਮ ਆ ਜਿਹੜੇ ਗਿਆਨ ਮਾਰਗ ਤੇ ਚੱਲਣ ਵਾਲੇ ਲੋਕਾਂ ਲਈ ਇਹ ਸੰਸਾਰੀ ਗੱਲਾਂ ਦਾ ਕੋਈ ਮਤਲਬ ਨਹੀਂ ਔਰ ਮਾਂ ਯਾਨੀ ਬਹੁਤ ਇਸ ਤੋਂ ਵੀ ਅੱਗੇ ਜਾਂਦੇ ਨੇ ਉਹ ਸ਼ੂਨਿਆ ਤੇ ਵਿਗਿਆਨ ਦਾ ਜਿਹੜਾ ਉਹਨਾਂ ਦਾ ਸਿਧਾਂਤ ਆ ਉਹਦੇ ਵਿੱਚ ਵੀ ਉਹ ਜਿਹੜੀ ਸੰਸਾਰਕ ਯਥਾਰਥ ਨੂੰ ਰੱਦ ਕਰਦੇ ਨੇ ਔਰ ਹਰ ਇੱਕ ਚੀਜ਼ ਸ਼ੂਨਿਆ ਹੈ ਹਰ ਇੱਕ ਚੀਜ਼ ਐਸਾਰ ਆ ਕਿਸੇ ਚੀਜ਼ ਦਾ ਕੋਈ ਸਾਰ ਨਹੀਂ ਮਤਲਬ ਇੱਕ ਅਲੱਗ ਲੈਕਚਰ ਆ ਕਿਵੇਂ ਉਹ ਬੁੱਧ ਦੇ ਪਲ-ਪਲ ਬਦਲਣ ਦੇ ਸਿਧਾਂਤ ਨੂੰ ਕਸ਼ਣਕਵਾਦ ਦੇ ਸਿਧਾਂਤ ਨੂੰ ਪ੍ਰਤੀਤੀ ਸਮੁੱਤਪਾਦ ਦੇ ਸਿਧਾਂਤ ਨੂੰ ਕਿਵੇਂ ਵਿਚਾਰਵਾਦ ਦੀ ਸੇਵਾ ਵਿੱਚ ਲਾਉਣ ਦੀਆਂ ਯੁਕਤੀਆਂ ਲੱਭ ਦਿੰਦੇ ਨੇ ਇਹ ਭਾਰਤੀ ਦਾਰਸ਼ਨਿਕ ਵਿਚਾਰਵਾਦੀ ਦਾਰਸ਼ਨਿਕ ਯੁਕਤੀਆਂ ਦੀ ਬਹੁਤ ਵੱਡੀ ਕਲਾਬਾਜੀ ਉਹ ਕਲਾਬਾਜੀ ਮਹਾਂਯਾਨੀ ਬਹੁਤ ਜਿਹੜੇ ਹੈਗੇ ਉਹ ਕਰਦੇ ਨੇ ਭਾਰਤ ਵਿੱਚ ਮੁਕਤੀ ਜਾਂ ਨਿਰਵਾਣ ਨਾਲ ਹੀ ਇਹਦਾ ਹੱਲ ਹੁੰਦਾ ਮੁਕਤੀ ਨਿਰਵਾਣ ਦਾ ਹੀ ਦੂਜਾ ਹੀ ਦੂਜਾ ਨਾਮ ਹੈ ਯਾਨੀ ਜਦੋਂ ਇਹ ਮਤਲਬ ਸਾਰ ਨਹੀਂ ਐ ਸਾਰ ਜਿਹੜਾ ਹੈਗਾ ਕੋਈ ਸੱਤਾ ਨਹੀਂ ਕੋਈ ਚੀਜ਼ ਨਹੀਂ ਔਰ ਚੰਦਰ ਕੀਰਤੀ ਜਿਹੜੇ ਯਾਨੀ ਬਹੁਤ ਮਤ ਦੇ ਬੜੇ ਵੱਡੇ ਵਿਦਵਾਨ ਨੇ ਉਹ ਆਂਦੇ ਨਿਰਵਾਣ ਵਿੱਚ ਕੇਵਲ ਸਾਡੀਆਂ ਨਿਰਵਾਣ 'ਚ ਕੀ ਹਾਸਲ ਹੁੰਦਾ ਤੁਸੀਂ ਇਹਦਾ ਮੁਕਾਬਲਾ ਕਰਿਓ ਵਿਦਾਂਤ ਵਿਦਾਂਤ ਦੇ ਸਿਧਾਂਤ ਨਾਲ ਹਾਲਾਂਕਿ ਵਿਦਾਂਤੀ ਜਿਹੜੇ ਬ੍ਰਾਹਮਣ ਤੇ ਜਿਹੜੇ ਬੋਧੀ ਨੇ ਇੱਕ ਦੂਜੇ ਦੇ ਦੁਸ਼ਮਣ ਸੰਪਰਦਾਵਾਂ ਨੇ ਪਰ ਦਾਰਸ਼ਨਿਕ ਪੋਜੀਸ਼ਨਾਂ ਤੋਂ ਕਿੰਨੇ ਇਕੱਠੇ ਨੇ ਇੱਥੇ ਵੀ ਬਹੁਤ ਨੇ ਸਾਡੇ ਆ ਜਿਹੜੇ ਅਖੌਤੀ ਕਾਂਵੜ ਨੇ ਇਹ ਤੇ ਕਾਂਗਰਸ ਵਾਲੇ ਬੜੇ ਦੁਸ਼ਮਣ ਨੇ ਪਰ ਵਿਚਾਰਾਂ 'ਚ ਕਿੰਨੇ ਨੇੜੇ ਨੇ ਵਿਚਾਰਕ ਪੋਜੀਸ਼ਨਾਂ 'ਚ ਕਿਵੇਂ ਇਹਨਾਂ ਨੂੰ ਕੋਈ ਤੁਸੀਂ ਉਹਨਾਂ 'ਚ ਨਖੇੜਾ ਨਹੀਂ ਕਰ ਸਕਦੇ ਔਰ ਨਿਰਵਾਣ ਚੰਦਰਕੀਰਤੀ ਕਹਿੰਦੇ ਨੇ ਨਿਰਵਾਣ ਵਿੱਚ ਕੇਵਲ ਸਾਡੀ ਭ੍ਰਾਂਤੀਪੂਰਨ ਕਾਲਪਨਿਕ ਅਡਾਨਾਂ ਦਾ ਹੀ ਦਮਨ ਕੀਤਾ ਜਾਂਦਾ ਨਿਰਵਾਣ ਪ੍ਰਾਪਤ ਹੋਣ ਦੇ ਵਿੱਚ ਮੁੱਖ ਮੰਨ ਦਾ ਫਾਇਦਾ ਇਹ ਹੀ ਆ ਕਿ ਸਾਡੀਆਂ ਭ੍ਰਾਂਤੀਪੂਰਨ ਕਾਲਪਨਿਕ ਅਡਾਨਾਂ ਜਿਹੜੀਆਂ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਪਰੰਤੂ ਇਹ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਵਿਆਖਿਆ ਦੀ ਲੋੜ ਨਹੀਂ ਇਹਦੇ ਵਿੱਚ ਵੱਖ-ਵੱਖ ਮਤਲਬ ਦਾਰਸ਼ਨਿਕਾਂ ਨੇ ਬਹੁਤ ਯੁਕਤੀਆਂ ਦਿੱਤਾ ਨੇ ਇਹਨਾਂ ਇੱਕ ਗੱਲ ਨੂੰ ਸਮਝਾਉਣ ਲਈ ਇਹਦੇ 'ਚ ਮਤਲਬ ਘੱਟੋ ਘੱਟ 10-15 ਲੈਕਚਰ ਲੱਗ ਸਕਦੇ ਨੇ ਇਸੇ ਗੱਲ ਨੂੰ ਸਮਝਾਉਣ ਲਈ ਕਿਉਂਕਿ ਉਹਨਾਂ ਨੇ ਆਪਣੇ ਆਪਣੇ ਤਰੀਕੇ ਵਰਤੇ ਉਹਦਾ ਮੇਨ ਬੇਸਿਕ ਚੀਜ਼ ਉਹਦੀ ਜਿਹੜੀ ਹੈ ਇਹ ਹੀ ਆ ਪਰੰਤੂ ਜਿੱਥੋਂ ਤੱਕ ਵਿਚਾਰਵਾਦ ਦੇ ਵਿਰੋਧੀਆਂ ਦਾ ਸਬੰਧ ਹੈ ਹੁਣ ਸਾਡੇ ਸਾਹਮਣੇ ਵਿਚਾਰਵਾਦੀਆਂ ਦਾ ਨਹੀਂ ਕੋਈ ਮਸਲਾ ਸਵਾਲ ਸੀ ਕਿ ਵਿਚਾਰਵਾਦ ਦੇ ਵਿਰੋਧੀਆਂ ਦੀ ਇੱਕ ਸ਼ਾਨਦਾਰ ਪਰੰਪਰਾ ਹੈ ਉਹਨਾਂ ਨਾਲ ਕੀ ਵਾਪਰੀ ਉਹਨਾਂ ਨੇ ਇਸ ਜਗਤ ਦੇ ਮਿੱਥਿਆ ਹੋਣ ਦੇ ਵਿਚਾਰਵਾਦੀਆਂ ਦੇ ਸਿਧਾਂਤਾਂ ਦੀਆਂ ਆਪਣੇ ਸਿਧਾਂਤਾਂ ਵਿੱਚ ਧੱਜੀਆਂ ਡਾ ਦਿੱਤੀਆਂ ਉਹਨਾਂ ਨੇ ਇਹਨੂੰ ਮਿੱਥਿਆ ਨਹੀਂ ਮੰਨਿਆ ਉਹਨਾਂ ਨੇ ਇਹ ਸੱਚ ਨੂੰ ਉਹਨਾਂ ਨੇ ਪਰਮਾਣੂ ਪਦਾਰਥ ਦੀ ਵਿਆਖਿਆ ਐਟਮ ਦੀ ਦੂਸਰੀ ਸਾਰਾ ਕਰਕੇ ਔਰ ਵਿਗਿਆਨ ਤੇ ਜਿਹਦੇ ਸਦਕਾ ਭਾਰਤ ਵਿੱਚ ਬਹੁਤ ਸਾਰਾ ਵਿਕਾਸ ਵੀ ਹੋਇਆ ਅਤੇ ਇਸ ਭੌਤਿਕ ਸੰਸਾਰ ਦੀ ਵਾਸਤਵਿਕਤਾ ਤੇ ਸੱਤਾ ਦਾ ਬੜੇ ਸ਼ਾਨਦਾਰ ਢੰਗ ਨਾਲ ਸਮਰਥਨ ਕੀਤਾ ਜਿਨ੍ਹਾਂ ਦੇ ਮੈਂ ਨਾਂ ਪਿੱਛੇ ਲਿਆ ਪਰੰਤੂ ਜਦੋਂ ਸਵਾਲ ਮੁਕਤੀ ਜਾਂ ਮੋਕਸ਼ ਦਾ ਆਇਆ ਇਹ ਤਰਾਸਦੀ ਵੇਖੋ ਹਿੰਦੁਸਤਾਨ ਦੀ ਤੇ ਤਰਾਸਦੀ ਤੇ ਅਸੀਂ ਕਾਰਨ ਲੱਭਣੇ ਤੋ ਨਾ ਕੇਵਲ ਨਿਰਪੱਖੀ ਰਹੇ ਉਹ ਸਿਰਫ ਨਿਰਪੱਖ ਨਹੀਂ ਰਹਿ ਸਕੇ ਵੀ ਇਹਦੇ ਬਾਰੇ ਦਾੜ ਵੱਟ ਕੇ ਲਕੈਤਾਂ ਨੂੰ ਛੱਡ ਕੇ ਬਾਕੀ ਸਾਰੇ ਸਗੋਂ ਉਹਨਾਂ ਨੇ ਵਿਚਾਰਵਾਦੀ ਦ੍ਰਿਸ਼ਟੀਕੋਣ ਅੱਗੇ ਗੋਡੇ ਟੇਕ ਦਿੱਤੇ ਜਿਹੜੀ ਭੇਲੀ ਉਲਝਣ ਲਈ ਅੱਜ ਮੈਂ ਜਿੱਥੇ ਅਸੀਂ ਗੱਲ ਲਿਆਉਣੀ ਚਾਹੁੰਦੇ ਆ ਇਹ ਸਾਰੇ ਜਿਹੜੇ ਭੌਤਿਕਵਾਦੀ ਦਾਰਸ਼ਨਿਕ ਨੇ ਉਹ ਨਿਰਪੱਖ ਵੀ ਨਹੀਂ ਰਹਿ ਸਕੇ ਉਹਨਾਂ ਨੇ ਵਿਚਾਰਵਾਦੀ ਦਾਰਸ਼ਨਿਕ ਪੋਜੀਸ਼ਨਾਂ ਅੱਗੇ ਹਥਿਆਰ ਸੁੱਟ ਦਿੱਤੇ ਹਾਂ ਜੋ ਤੁਸੀਂ ਆਂਦੇ ਠੀਕ ਹੀ ਹੈ ਔਰ ਉਸੇ ਦਾਰਸ਼ਨਿਕ ਗ੍ਰੰਥ ਵਿੱਚੋਂ ਆਪਣੀਆਂ ਪੋਜੀਸ਼ਨਾਂ ਦੇ ਵਿਚਾਰਵਾਦ ਦੀਆਂ ਧੱਜੀਆਂ ਡਾਉਂਦੇ ਨੇ ਉਹਦੀ ਨਿਖੇਧੀ ਕਰਦੇ ਨੇ ਉਸੇ ਜੀ ਉਹ ਸ਼ਲੋਕ ਲਿਖ ਦਿੰਦੇ ਨੇ ਵੀ ਹਾਂ ਤੁਸੀਂ ਜੋ ਆਂਦੇ ਜੇ ਮੋਕਸ਼ ਦੇ ਮਾਮਲੇ 'ਚ ਠੀਕ ਹੀ ਹੈ ਔਰ ਮਸਲਾ ਇਹ ਸੀ ਮਸਲਾ ਇਹਨਾਂ ਦਾ ਆਪਣੇ ਲਈ ਗੰਭੀਰਤਾ ਇਹਨਾਂ ਦੀ ਆਪਣੇ ਲਈ ਉਹਨਾਂ ਦੇ ਬਾਰੇ ਵਿਚਾਰਨ ਦੀ ਲੋੜ ਨਹੀਂ ਵਿਚਾਰਵਾਦੀਆਂ ਬਾਰੇ ਜਿਨ੍ਹਾਂ ਦੀ ਅਸੀਂ ਗੱਲ ਕਰ ਚੁੱਕੇ ਹਾਂ ਸਗੋਂ ਉਹਨਾਂ ਨੇ ਵਿਚਾਰਵਾਦ ਔਰ ਚਟੋਪਾਧਿਆਏ ਕਹਿੰਦੇ ਨੇ ਕਿ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਬਾਅਦ ਵਾਲੇ ਕਾਲ ਦੇ ਪ੍ਰਮੁੱਖ ਤੇ ਬੜੇ ਸੂਝਵਾਨ ਵਿਚਾਰਤਾ ਵਿਚਾਰਵਾਦ ਦੇ ਵਿਰੋਧੀ ਵੀ ਜਾਣ ਬੁੱਝ ਕੇ ਇਸ ਖਤਰੇ ਨੂੰ ਅੰਡਿੱਠ ਕਰਦੇ ਨੇ ਕਿਹੜੇ ਖਤਰੇ ਨੂੰ ਅੰਡਿੱਠ ਕਿ ਆਪਣੇ ਮੂਲ ਦਾਰਸ਼ਨਿਕ ਪੁਜੀ ਵਿਚਾਰਾਂ ਦੀ ਰੱਖਿਆ ਪ੍ਰਤੀ ਜਿਵੇਂ ਬਿਲਕੁਲ ਸਾਵਧਾਨ ਹੋ ਕੇ ਇਹਦਾ ਕੀ ਮਤਲਬ ਹੈ ਕਿਉਂਕਿ ਉਹ ਇਹ ਵੀ ਨਹੀਂ ਸੋਚਦੇ ਵੀ ਜਿਹੜੀ ਅਸੀਂ ਮੋਕਸ਼ ਅੱਗੇ ਗੋਡੇ ਟੇਕ ਰਹੇ ਤੇ ਸਾਡੀਆਂ ਮੂਲ ਮੂਲ ਦਾਰਸ਼ਨਿਕ ਜਿਹੜੀਆਂ ਪੋਜੀਸ਼ਨਾਂ ਨੇ ਇਹ ਉਹਨਾਂ ਦੇ ਹੀ ਉਲਟ ਗੱਲ ਹੈ ਉਹਦੇ ਪ੍ਰਤੀ ਉਹ ਬਿਲਕੁਲ ਐਸਾਵਧਾਨ ਹੋ ਕੇ ਇਸ ਛਲਾਵੇ ਤੇ ਮੁਕਤੀ ਸੰਬੰਧੀ ਇਸ ਬਿਲਕੁਲ ਨਕਾਰਾਤਮਕ ਧਾਰਨਾ ਮਗਰ ਦੌੜਦੇ ਆ ਦੌੜਦੇ ਹੋਏ ਅਸੰਗਤੀਆਂ ਦੇ ਦਲਦਲ ਵਿੱਚ ਫਸ ਜਾਂਦੇ ਆ ਜਦੋਂ ਹੋਰ ਅੱਗੇ ਉਹਨਾਂ ਦੇ ਸਵਾਲ ਹੁੰਦੇ ਤੇ ਉਹ ਐਸੀ ਸੰਗਤੀ 'ਚ ਫਸਦੇ ਉਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਉਸੇ ਤਰ੍ਹਾਂ ਜਿਵੇਂ ਕਿਸੇ ਕਾਮੇ ਨੂੰ ਆਖਦੇ ਤੂੰ ਕਿਉਂ ਖੰਡ ਪਾੜ ਰੱਖਿਆ ਤੋ ਫਿਰ ਇਧਰ ਉਧਰ ਦੀਆਂ ਮਾਰਦਾ ਤੇ ਜਿਹੜੇ ਸਾਡੇ ਖੌਤੀ ਕਾਮਰੇਡ ਨੇ ਕਿਉਂਕਿ ਉਹ ਸੰਗਤੀ ਆ ਉਹਨਾਂ ਦੀ ਵਿਚਾਰਧਾਰਾ ਤੇ ਉਹਨਾਂ ਦੀ ਉਸ ਜਿਹੜੀ ਹੈਗੀ ਇਸ ਜਿਹੜੀ ਉਹਨਾਂ ਦੀ ਵਿਧੀ ਆ ਉਹਦੇ ਵਿੱਚ ਜਦੋਂ ਸੰਗਤੀ ਆ ਉਦੋਂ ਉਹਨਾਂ ਦਾ ਜਿਹੜਾ ਹੈਗਾ ਸ਼ਿਕਾਰ ਹੁੰਦੇ ਨੇ ਔਰ ਸਾਖ ਦਰਸ਼ਨ ਵਰਗੇ ਘੋਰ ਵਿਚਾਰ ਵਿਚਾਰਵਾਦੀ ਵਿਰੋਧੀ ਦਰਸ਼ਨ ਵੀ ਅੱਗੇ ਜਾ ਕੇ ਬਾਅਦ ਵਾਲੇ ਦੌਰ ਵਿੱਚ ਮੁਕਤੀ ਨੂੰ ਜੀਵਨ ਦਾ ਮੁੱਖ ਮਕਸਦ ਦੱਸਦੇ ਹਨ ਇਸ ਸੰਬੰਧੀ ਵਿਦਾਂਤ ਦੀਆਂ ਧਾਰਨਾਵਾਂ ਦੇ ਨੇੜੇ ਪਹੁੰਚ ਜਾਂਦੇ ਹਨ ਬਾਅਦ ਵਾਲੇ ਕਪਲ ਦੀ ਨਹੀਂ ਗੱਲ ਬਾਅਦ ਵਰਗੇ ਵਾਲੇ ਸਾਖ ਦੀ ਵਿਆਖਿਆ ਕਰਨ ਵਾਲੇ ਔਰ ਇਹੋ ਹਾਲ ਨਿਆਇ ਵਿਸ਼ੇਸ਼ਕ ਤੇ ਮਮਾਂਸਾ ਵਾਲਿਆਂ ਦਾ ਹੁੰਦਾ ਉਹਨਾਂ ਨਿਆਇ ਵਿਸ਼ੇਸ਼ਕਾਂ ਦਾ ਇਹ ਹਾਲ ਹੁੰਦਾ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਪਦਾਰਥਵਾਦੀ ਪਰਮਾਣੂ ਸਿਧਾਂਤ ਦੇ ਮੁੱਢ ਬੱਧਾ ਜਿਨ੍ਹਾਂ ਨੇ ਪਦਾਰਥ ਦੀ ਇੰਨੀ ਸ਼ਾਨਦਾਰ ਵਿਆਖਿਆ ਕੀਤੀ ਜਿਹਦੇ ਨਤੀਜੇ ਵਜੋਂ ਹਿੰਦੁਸਤਾਨ ਦੇ ਵਿਗਿਆਨੀਆਂ ਨੇ ਬਹੁਤ ਉੱਤਮ ਜਿਹੜੀਆਂ ਉਪਲਬਧੀਆਂ ਪ੍ਰਾਪਤ ਕੀਤੀਆਂ ਔਰ ਉਹਨਾਂ ਦਾ ਪਰੰਤੂ ਮਮਾਂਸਕਾਂ ਨੂੰ ਇਸ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਪੂਰਵ ਮਮਾਂਸਕਾਂ ਨੂੰ ਤੇ ਇਹਦੀ ਕੋਈ ਜ਼ਰੂਰਤ ਨਹੀਂ ਸੀ ਪਹਿਲੇ ਉਹਨਾਂ ਵੇਲੇ ਤੇ ਸਵਾਲ ਹੀ ਨਹੀਂ ਉੱਠਿਆ ਪਰੰਤੂ ਬਾਅਦ ਵਾਲੇ ਮਮਾਨਸਿਕ ਮਮੋਸਕ ਮਮਾਨਸਿਕ ਮੋਕਸ਼ ਦੇ ਸਵਾਲ ਵਿੱਚ ਰੁਚੀ ਲੈਣ ਲੱਗਦੇ ਨੇ ਤੇ ਰੁਚੀ ਲੈਂਦੇ ਲੈਂਦੇ ਬਿਲਕੁਲ ਉਹੀ ਵਿਚਾਰਵਾਦੀ ਪੋਜੀਸ਼ਨ ਤੇ ਪਹੁੰਚ ਜਾਂਦੇ ਨੇ ਇਹਦੀ ਆਪਾਂ ਜ਼ਿਆਦਾ ਵਿਆਖਿਆ ਨਹੀਂ ਕਰਦੇ ਇਹਦੇ ਵਿੱਚ ਸਿਰਫ ਆਪਾਂ ਉਹਦਾ ਅਰਥ ਸਮਝ ਲਿਆ ਵੀ ਉਹ ਗੋਡੇ ਟੇਕਦੇ ਆ ਇਹ ਇਹ ਸਵਾਲ ਦਾ ਆਪਾਂ ਜਵਾਬ ਲੱਭਣਾ ਹੈ ਵੀ ਇਹ ਕੀ ਇਹ ਕੀ ਗੱਲ ਹੈ ਭਾਰਤੀ ਦਰਸ਼ਨ ਵਿੱਚ ਸਿਰਫ ਲੁਕੈਤ ਮਤ ਹੀ ਹੈ ਜੋ ਮੋਕਸ਼ ਸੰਬੰਧੀ ਵਿਚਾਰਵਾਦੀ ਧਾਰਨਾ ਦਾ ਸੁਸੰਗਤ ਵਿਰੋਧ ਕਰਦੀ ਜਿਨੇ ਕਿਤੇ ਸਮਝੌਤਾ ਨਹੀਂ ਕੀਤਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਲਕੈਤ ਦੀ ਇੱਕ ਉਕਤੀ ਆ ਕਿ ਵੈਦਿਕ ਕਰਮ ਕਾਂਡਾਂ ਤੇ ਸ਼ਾਸਤਰਾਂ ਦੀ ਦੁਹਾਈ ਤਪਸਵੀਆਂ ਦੇ ਕਮੰਡਲ ਤੇ ਜਟਾ ਜੂਟ ਦੀ ਤਰ੍ਹਾਂ ਸਮਾਜ ਦੇ ਪਰਜੀਵੀ ਤੱਤਾਂ ਦੀ ਆਜੀਵਕਾ ਦੇ ਸਾਧਨ ਲਈ ਹੈ ਇਹ ਕੋਈ ਛੋਟੀ ਗੱਲ ਨਹੀਂ ਉਸ ਸਮੇਂ ਕਹਿੰਦੇ ਇਹਨੂੰ ਮੈਂ ਦੁਬਾਰੇ ਦਰਾਉਣਾ ਇਹ ਕੋਈ ਸਧਾਰਨ ਗੱਲ ਨਹੀਂ ਇਸ ਨਤੀਜੇ ਤੇ ਪਹੁੰਚਣਾ ਕੀ ਹੈ ਵੈਦਿਕ ਕਰਮ ਕਾਂਡਾਂ ਤੇ ਸ਼ਾਸਤਰਾਂ ਦੀ ਦੁਹਾਈ ਤਪਸਵੀਆਂ ਦੇ ਕਮੰਡਲ ਤੇ ਜਟਾਜੂਟ ਦੀ ਤਰ੍ਹਾਂ ਸਮਾਜ ਦੇ ਪਰਜੀਵੀ ਤੱਤਾਂ ਦੀ ਅਜੀਵਕਾ ਦੇ ਸਾਧਨ ਲਈ ਇਹਦੇ ਵਿੱਚ ਇੱਕ ਬੇਸਿਕ ਚੀਜ਼ ਲੱਭੋ ਕੀ ਆ ਬੇਸਿਕ ਚੀਜ਼ ਇਹ ਆ ਕਿ ਉਹਨਾਂ ਦੇ ਅਨਸਾਰ ਕੁਝ ਵਿਚਾਰਧਾਰਾਵਾਂ ਦਾ ਸਮਾਜ ਦੇ ਪਰਜੀਵੀ ਤੱਤਾਂ ਦੇ ਭਰਨ ਪੋਸ਼ਣ ਲਈ ਹੀ ਪ੍ਰਚਾਰ ਕੀਤਾ ਜਾਂਦਾ ਹੈ ਯਾਨੀ ਪ੍ਰਾਚੀਨ ਸਮੇਂ ਵਿੱਚ ਅਜੀਵਕਾ ਦੀ ਪੱਧਤੀ ਨੂੰ ਚਿੰਤਨ ਦੀ ਪੱਧਤੀ ਨਾਲ ਜੋੜਨ ਦੀ ਇੱਕ ਟੇਸ਼ਨ ਹੈ ਉਹਨਾਂ ਨੇ ਇੱਕ ਸਿਧਾਂਤ ਵੀ ਇਹਦੇ ਵਿੱਚ ਦੇ ਰਹੇ ਨੇ ਕਿ ਕਿਵੇਂ ਤੁਹਾਡੀ ਆਜੀਵਿਕਾ ਦੀ ਪੱਧਤੀ ਤੇ ਚਿੰਤਨ ਦੀ ਪੱਧਤੀ ਦਾ ਆਪਸ ਵਿੱਚ ਲਿੰਕ ਆ ਜਿਵੇਂ ਦੀ ਤੁਹਾਡੀ ਆਜੀਵਿਕਾ ਦੀ ਪੱਧਤੀ ਆ ਉਹ ਤੁਹਾਡੇ ਚਿੰਤਨ ਤੇ ਅਸਰ ਪਾਏਗੀ ਇਹ ਆਜੀਵਿਕਾ ਦੀ ਪੱਧਤੀ ਜੀਵ ਰੋਟੀ ਦੀ ਪੱਧਤੀ ਤੇ ਚਿੰਤਨ ਦੀ ਪੱਧਤੀ ਦੇ ਵਿੱਚ ਇਹ ਲਕੈਤਾਂ ਦਾ ਇਹ ਜਿਹੜਾ ਸ਼ਲੋਕ ਹੈ ਸੰਸਕ੍ਰਿਤ ਵਿੱਚ ਸੀ ਸੰਸਕ੍ਰਿਤ ਮੈਨੂੰ ਪ੍ਰੋਨੰਸੀਏਸ਼ਨ ਉਹਦੀ ਨਹੀਂ ਸੀ ਆਉਂਦੀ ਮੈਂ ਉਹ ਨਹੀਂ ਲਿਖਿਆ ਤੇ ਉਹ ਜਿਹੜੀ ਉਹਦੀ ਵਿਧੀ ਆ ਜਿਹੜੀ ਲਕੈਤਾਂ ਨੇ ਉਸ ਵਿਧੀ ਦਾ ਉਹ ਪ੍ਰਾਚੀਨ ਸਮੇਂ ਵਿੱਚ ਉਹਨੂੰ ਆਜੀਵਿਕਾ ਨੂੰ ਔਰ ਇਹ ਹੀ ਮੁੱਖ ਸਵਾਲ ਬਣ ਗਿਆ ਕਿਉਂਕਿ ਇਹਨਾਂ ਦੀ ਜੀਵਿਕਾ ਦਾ ਜਿਹੜਾ ਸਾਧਨ ਸੀ ਇਹਨਾਂ ਨੂੰ ਜਿਹੜਾ ਸਰਪ੍ਰਸਤੀ ਦੇਣ ਵਾਲੀਆਂ ਜਮਾਤਾਂ ਸੀ ਉਹ ਸਾਧਨ ਤੇ ਉਹਨਾਂ ਦੇ ਜਿਹੜੇ ਚਿੰਤਨ ਸੀ ਉਹਦੇ ਵਿੱਚ ਇੱਕ ਐਸੀ ਵਿਰੋਧਤਾ ਹੀ ਮੌਜੂਦ ਸੀ ਜਿਹੜੀ ਵਿਰੋਧਤਾ ਹੀ ਉਹਨਾਂ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰਦੀ ਸੀ ਅੱਗੇ ਚੱਲ ਕੇ ਬੌਧ ਖੇਤਰ ਦਾ ਇਹ ਵਰਤਾਰਾ ਕਿਉਂ ਇੰਨੇ ਮਹਾਨ ਦਾਰਸ਼ਨਿਕ ਵਿਚਾਰਾਂ ਦੇ ਕਿਉਂ ਆਪਣੇ ਇੰਨੇ ਮਹਾਨ ਦਾਰਸ਼ਨਿਕ ਆਪਣੇ ਵਿਚਾਰਾਂ ਦੇ ਉਲਟ ਜਾ ਕੇ ਉਹਨਾਂ ਵਿਚਾਰਾਂ ਦਾ ਸਮਰਥਨ ਕਰਦੇ ਹਨ ਜੋ ਉਹਨਾਂ ਦੇ ਮੂਲ ਸਿਧਾਂਤਾਂ ਦੇ ਉਲਟ ਜਾਂਦੇ ਨੇ ਇਸ ਵਿਰੋਧਤਾਈ ਨੂੰ ਸਮਝਿਆ ਜਾ ਸਕਦਾ ਹੈ ਕਿਉਂਕਿ ਬੁੱਧੀਜੀਵੀ ਵਰਗ ਸਾਰੇ ਭਾਰਤ ਦਾ ਜਿਹੜਾ ਬੁੱਧੀਜੀਵੀ ਵਰਗ ਹੈ ਦਾ ਰੋਟੀ ਰੁਜ਼ਗਾਰ ਭਰਨ ਪੋਸ਼ਣ ਜਾਂ ਉਹਨਾਂ ਨੂੰ ਸਰਪ੍ਰਸਤੀ ਦੇਣ ਵਾਲੀ ਜਮਾਤ ਉਹਨਾਂ ਦਾਰਸ਼ਨਿਕਾਂ ਦੀਆਂ ਸੰਸਾਰ ਦੀ ਵਿਆਖਿਆ ਕਰਨ ਵਾਲੀਆਂ ਧਾਰਨਾਵਾਂ ਨੂੰ ਇਹਨੂੰ ਗੱਲ ਨੂੰ ਧਿਆਨ ਨਾਲ ਸੁਣੋ ਜਿਹੜੀ ਜਮਾਤ ਉਹਨਾਂ ਦੀ ਰੋਟੀ ਭਰਨ ਪੋਸ਼ਣ ਕਰਦੀ ਇਹਨਾਂ ਬੁੱਧੀਜੀਵੀਆਂ ਤੇ ਵਿਦਵਾਨਾਂ ਦਾ ਉਹ ਉਹਨਾਂ ਦਾਰਸ਼ਨਿਕਾਂ ਨੂੰ ਸੰਸਾਰ ਦੀ ਵਿਆਖਿਆ ਕਰਨ ਵਾਲੀਆਂ ਧਾਰਨਾਵਾਂ ਲਈ ਉਸ ਸੀਮਾ ਤੱਕ ਹੀ ਆਗਿਆ ਦੇ ਸਕਦੀਆਂ ਸਨ ਜਿੱਥੋਂ ਤੱਕ ਉਹਨਾਂ ਦੀ ਸਥਾਪਤੀ ਨੂੰ ਕੋਈ ਖਤਰਾ ਨਹੀਂ ਸੀ ਔਰ ਉੱਥੋਂ ਤੱਕ ਉਹਨਾਂ ਨੇ ਆਗਿਆ ਦਿੱਤੀ ਵੀ ਕਿਉਂਕਿ ਗਿਆਨ ਵਿਗਿਆਨ ਵਿਕਾਸ ਦੀ ਉਹਨਾਂ ਨੂੰ ਹੀ ਲੋੜ ਸੀ ਜਿਉਂ ਹੀ ਉਹਨਾਂ ਦੀ ਸਥਾਪਤੀ ਨੂੰ ਖਤਰਾ ਪੈਦਾ ਹੁੰਦਾ ਇਹਦੀ ਆਗਿਆ ਨਹੀਂ ਸੀ ਦਿੱਤੀ ਜਾ ਸਕਦੀ ਇਹ ਮੋਕਸ਼ ਦੇ ਸਵਾਲ ਨਾ ਹੋਇਆ ਉਸ ਤੋਂ ਅੱਗੇ ਉਹਨਾਂ ਨੂੰ ਉਸ ਸਭ ਕਾਸੇ ਨੂੰ ਸਵਾਰ ਕਰਨਾ ਪੈਂਦਾ ਸੀ ਇਹਨਾਂ ਦਾਰਸ਼ਨਿਕਾਂ ਨੂੰ ਉਹ ਸਭ ਕੁਝ ਨੂੰ ਮੰਨਣ ਲਈ ਮਜਬੂਰ ਹੋਣਾ ਪੈਂਦਾ ਸੀ ਜੋ ਸ਼ਾਸਕ ਵਰਗ ਤੇ ਧਰਮ ਸ਼ਾਸਤਰੀ ਉਹਨਾਂ ਲਈ ਤੈਅ ਕਰਦੇ ਸਨ ਸ਼ਾਸਕ ਵਰਗ ਤੇ ਧਰਮ ਸ਼ਾਸਤਰੀ ਜੋ ਨਿਯਮ ਉਹਨਾਂ ਲਈ ਤੈਅ ਕਰਦੇ ਸਨ ਉਹ ਨਿਯਮਾਂ ਨੂੰ ਉਹ ਉਲੰਘ ਨਹੀਂ ਸਨ ਸਕਦੇ ਉਹਦੀ ਵਿਆਖਿਆ ਕਰਨ ਦੀ ਉਹਨਾਂ ਨੂੰ ਆਗਿਆ ਸੀ ਉਸ ਸੀਮਾ ਤੱਕ ਜਿਸ ਸੀਮਾ ਤੱਕ ਸ਼ਾਸਨ ਨੂੰ ਕੋਈ ਖਤਰਾ ਨਹੀਂ ਇੱਕ ਬੜੀ ਜਟਲ ਗੱਲ ਹੈ ਇਹਨੂੰ ਸਰਲ ਵੀ ਨਹੀਂ ਮੈਂ ਕਰਨਾ ਚਾਹੁੰਦਾ ਇਹਦੇ ਵਿੱਚ ਇਹ ਇਹ ਸੀਮਾ ਬਾਰ-ਬਾਰ ਵਿਦਵਾਨ ਲੰਘਦੇ ਵੀ ਨੇ ਉਹ ਕਿਸ ਹੱਦ ਤੱਕ ਲੰਘਦੇ ਨੇ ਪਰ ਮੁੱਖ ਤੌਰ ਤੇ ਉਹਨੂੰ ਲੰਘਿਆ ਨਹੀਂ ਜਾ ਸਕਦਾ ਔਰ ਬਗਾਵਤ ਕਰਨ ਵਾਲਿਆਂ ਦਾ ਹਸ਼ਰ ਉਹ ਹੀ ਹੁੰਦਾ ਸੀ ਜੋ ਲਕੈਤਾਂ ਦਾ ਹੋਇਆ ਔਰ ਭਾਰਤੀ ਫਲਸਫੇ ਦੇ ਵਿੱਚ ਲਕੈਤਾਂ ਦੀ ਇੱਕ ਵੀ ਲਿਖਤ ਬਚੀ ਨਹੀਂ ਰਹਿਣ ਦਿੱਤੀ ਗਈ ਉਹਨਾਂ ਦੀਆਂ ਸਾਰੀਆਂ ਲਿਖਤਾਂ ਐਡੀ ਔਰ ਲਕਾਇਤ ਇੰਨਾ ਜ਼ਬਰਦਸਤ ਫਲਸਫਾ ਕਿ ਇਹਦੇ ਬਾਵਜੂਦ ਵੀ ਉਹਦੀ ਇੰਨੀ ਦਹਿਸ਼ਤ ਆ ਕਿ ਭਾਰਤ ਦੇ ਸਾਰੇ ਵਿਚਾਰਵਾਦੀ ਗ੍ਰੰਥਾਂ ਦੇ ਵਿੱਚ ਲਕਾਇਤ ਦੀ ਦਹਿਸ਼ਤ ਸਾਨੂੰ ਨਜ਼ਰ ਆਉਂਦੀ ਆ ਸਾਰੇ ਗ੍ਰੰਥ ਲਕਾਇਤ ਦਾ ਖੰਡਨ ਕਰਨਾ ਜ਼ਰੂਰੀ ਸਮਝਦੇ ਆ ਯਾਨੀ ਇੰਨੀ ਸਖਤ ਟੱਕਰ ਦੇ ਰਿਹਾ ਪਰ ਇਹਦੇ ਬਾਵਜੂਦ ਵੀ ਉਹਨੂੰ ਪੂਰੀ ਤਰ੍ਹਾਂ ਉਹਦੇ ਜਿਹੜੀਆਂ ਸਾਰੀਆਂ ਲਿਖਤਾਂ ਨੂੰ ਖਤਮ ਕਰ ਦਿੱਤਾ ਗਿਆ ਔਰ ਉਹਦੇ ਵਿਰੋਧੀ ਗ੍ਰੰਥਾਂ ਚੋਂ ਹੀ ਲਕਾਇਤ ਦੇ ਸਿਧਾਂਤ ਜਿਹੜੇ ਆ ਕੇ ਮਿਲਦੇ ਨੇ ਜਿਹੜੇ ਅਸੀਂ ਜਿਹਦੇ ਜ਼ਿਕਰ ਕਰ ਰਹੇ ਹਾਂ ਇਹਨਾਂ ਦਾ ਜ਼ਿਕਰ ਆ ਜਿਹੜਾ ਪਿੱਛੇ ਵੀ ਸ਼ਲੋਕ ਸੁਣਾਇਆ ਇਹ ਲਕਾਇਤ ਦੇ ਵਿਰੋਧੀ ਗ੍ਰੰਥਾਂ ਵਿੱਚ ਇਦਾਂ ਹੀ ਜ਼ਿਕਰ ਕੀਤਾ ਵੀ ਉਹ ਇਹ ਆਂਦੇ ਆ ਇਹ ਕਹਿ ਕੇ ਆਂਦੇ ਵੀ ਇਹ ਬੜੇ ਦੁਸ਼ਟ ਨੇ ਕਿਉਂਕਿ ਇਹ ਕਹਿੰਦੇ ਔਰ ਉਹਨਾਂ ਬਾਰੇ ਜੋ ਵੀ ਵੇਰਵਾ ਸਾਨੂੰ ਮਿਲਦਾ ਉਹਨਾਂ ਦੇ ਵਿਰੋਧ ਪਰੰਤੂ ਕੀ ਵਿਚਾਰਵਾਦ ਦੇ ਭਾਰਤੀ ਵਿਰੋਧੀਆਂ ਵੱਲੋਂ ਇਸ ਤਰ੍ਹਾਂ ਮੁਕਤੀ ਦੇ ਸਵਾਲ ਤੇ ਗੋਡੇ ਟੇਕ ਦੇਣ ਲਈ ਉਹਨਾਂ ਨੂੰ ਵਿਅਕਤੀਗਤ ਤੌਰ ਤੇ ਦੋਸ਼ੀ ਗਿਣਿਆ ਜਾਏ ਸਾਡੇ ਸਾਹਮਣੇ ਫਿਰ ਇੱਕ ਸਵਾਲ ਕੀ ਅਸੀਂ ਸਾਰਾ ਕੁਝ ਉਹ ਸ਼ਾਨਦਾਰ ਪਰੰਪਰਾ ਨੂੰ ਫਿਰ ਕਾਂਟਾ ਮਾਰਦੀ ਹੈ ਕਿ ਉਹ ਵਿਅਕਤੀਗਤ ਤੌਰ ਤੇ ਉਹਨਾਂ ਲਈ ਦੋਸ਼ੀ ਗਿਣਿਆ ਜਾਏ ਔਰ ਉਹ ਮਹਾਨ ਦਾਰਸ਼ਨਿਕ ਵਿਰਾਸਤ ਨੂੰ ਘਟਾ ਕੇ ਵੇਖਿਆ ਜਾ ਸਕਦਾ ਜੋ ਆਪਣੀ ਸ਼ਾਨਦਾਰ ਬੌਧ ਕਢਾਣ ਦੇ ਬਾਵਜੂਦ ਵਿਚਾਰਵਾਦ ਨੂੰ ਜ਼ਬਰਦਸਤ ਚੁਣੌਤੀ ਦੇਣ ਵਾਲੇ ਦਰਸ਼ਨ ਵੀ ਆਪਣੇ ਅਸਲ ਗੱਲ ਕੀ ਆ ਕਿ ਆਪਣੀ ਸ਼ਾਨਦਾਰ ਬੌਧ ਕਢਾਣ ਦੇ ਬਾਵਜੂਦ ਵਿਚਾਰਵਾਦ ਨੂੰ ਜ਼ਬਰਦਸਤ ਚੁਣੌਤੀ ਦੇਣ ਵਾਲੇ ਦਰਸ਼ਨ ਆਪਣੀ ਇਤਿਹਾਸਿਕ ਸੀਮਾ ਤੋਂ ਬਾਹਰ ਨਹੀਂ ਜਾ ਸਕਦੇ ਇਤਿਹਾਸ ਨੇ ਵੀ ਉਹਨਾਂ ਤੇ ਇੱਕ ਸੀਮਾ ਲਾਈ ਉਸ ਤੋਂ ਬਾਹਰ ਨਹੀਂ ਜਾ ਸਕਦੇ ਇਹ ਇਤਿਹਾਸਿਕ ਸੀਮਾ ਹੈ ਉਹਨਾਂ ਤੇ ਕੋਈ ਵੀ ਵਿਦਵਾਨ ਵੱਡੇ ਤੋਂ ਵੱਡਾ ਉਸ ਤੋਂ ਬਾਹਰ ਨਹੀਂ ਜਾ ਸਕਦਾ ਔਰ ਭਾਰਤੀ ਸਮਾਜ ਦੀ ਜਮਾਤੀ ਬਣਤਰ ਉਹਨਾਂ ਤੇ ਇੱਕ ਸੀਮਾ ਲਾਉਂਦੀ ਸੀ ਜਿੰਨੀ ਦੇਰ ਤੱਕ ਧਿਆਨ ਨਾਲ ਸੁਣੋ ਸਾਥੀਓ ਜਿੰਨੀ ਦੇਰ ਤੱਕ ਮਨੁੱਖੀ ਇਤਿਹਾਸ ਨੇ ਸੱਚੀ ਮੁਕਤੀ ਦੀਆਂ ਵਸਤੂਗਤ ਹਾਲਤਾਂ ਨਹੀਂ ਸਿਰਜੀਆਂ ਉਦੋਂ ਤੱਕ ਵਿਅਕਤੀ ਦਾ ਗੱਤ ਤੌਰ ਤੇ ਦਾਰਸ਼ਨਿਕਾਂ ਦੇ ਢੁਲਮੁਲ ਰਵੱਈਏ ਲਈ ਉਹਨਾਂ ਨੂੰ ਦੋਸ਼ੀ ਠਹਿਰਾਉਣਾ ਨਿਆਂ ਸੰਗਤ ਨਹੀਂ ਹੋਵੇਗਾ ਕਿਉਂਕਿ ਵਸਤੂਗਤ ਤੌਰ ਤੇ ਸਮਾਜ ਮਨੁੱਖੀ ਸਮਾਜ ਦੇ ਵਿੱਚ ਉਹ ਹਾਲਤਾਂ ਹੀ ਮੌਜੂਦ ਨਹੀਂ ਮੁਕਤੀ ਦੀ ਅਤੇ ਇਹ ਉਹਨਾਂ ਦੀ ਮਾਨ ਦੇਣ ਨੂੰ ਘਟਾ ਕੇ ਵੇਖਣਾ ਹੋਏਗਾ ਔਰ ਮੁਕਤੀ ਦੇ ਵਾਸਤਵਿਕ ਆਧਾਰ ਦੀ ਗੈਰ ਮੌਜੂਦਗੀ ਵਿੱਚ ਹੁਣ ਜਿਹੜੀ ਜਿਹੜੀ ਗੱਲ ਅਸੀਂ ਨਿਚੋੜ ਕੱਢਣਾ ਚਾਹੁੰਦੇ ਮੁਕਤੀ ਦੇ ਵਾਸਤਵਿਕ ਆਧਾਰ ਦੀ ਗੈਰ ਮੌਜੂਦਗੀ ਵਿੱਚ ਮਨੁੱਖਤਾ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਲਾ ਪੂਰਨ ਮੁਕਤੀ ਦਾ ਏਜੰਡਾ ਦਾਰਸ਼ਨਿਕ ਸਰਗਰਮੀਆਂ ਦੇ ਏਜੰਡੇ ਤੋਂ ਹੀ ਗੈਰ ਹਾਜ਼ਰ ਸੀ ਇਤਿਹਾਸ ਨੇ ਉਹ ਹਾਲਤਾਂ ਨਹੀਂ ਪੈਦਾ ਕੀਤੀਆਂ ਕਿ ਦਰਸ਼ਨ ਸ਼ਾਸਤਰੀ ਮਨੁੱਖ ਦੀ ਮੁਕਤੀ ਦਾ ਏਜੰਡਾ ਵੀ ਸਾਹਮਣੇ ਲੈ ਕੇ ਆਉਣ ਇਤਿਹਾਸ ਉਹਨਾਂ ਤੇ ਇੱਕ ਸੀਮਾ ਲਾ ਲਾਉਂਦਾ ਯਾਨੀ ਕਿ ਮੈਂ ਦੁਬਾਰੇ ਦਰਾਉਣਾ ਕਿ ਮੁਕਤੀ ਦੇ ਵਾਸਤਵਿਕ ਆਧਾਰ ਦੀ ਗੈਰ ਮੌਜੂਦਗੀ ਵਿੱਚ ਮਨੁੱਖਤਾ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਲਾ ਪੂਰਨ ਮੁਕਤੀ ਦਾ ਏਜੰਡਾ ਦਾਰਸ਼ਨਿਕ ਸਰਗਰਮੀਆਂ ਵਿੱਚੋਂ ਹੀ ਗੈਰ ਹਾਜ਼ਰ ਦਰਸ਼ਨ ਨੇ ਆਪਣੇ ਆਪ ਨੂੰ ਸਮਾਜ ਦੀ ਵਿਆਖਿਆ ਕਰਨ ਤੱਕ ਸੀਮਤ ਰੱਖਿਆ ਦਰਸ਼ਨ ਇਹਦੋਂ ਅੱਗੇ ਨਹੀਂ ਵੱਧ ਸਕਿਆ ਸਮਾਜ ਦੀ ਵਿਆਖਿਆ ਕਰਨ ਤੱਕ ਸੀਮਤ ਰੱਖਿਆ ਔਰ ਸਮਾਜ ਦੀ ਸ਼ਾਨਦਾਰ ਵਿਆਖਿਆ ਦਾ ਇਤਿਹਾਸ ਅਸੀਂ ਵੇਖਨੇ ਆ ਉਹਦੀ ਜਿਹੜੀ ਹੈਗੀ ਆ ਔਰ ਜਦੋਂ ਪੁਨਰ ਜਾਗਰਣ ਤੇ ਪ੍ਰਬੋਧਨ ਦੇ ਕਾਲ ਵਿੱਚ ਸਦੀਆਂ ਪੁਰਾਣੀ ਖੜੋਤਮਾਰੀ ਸਮੰਤੀ ਵਿਵਸਥਾ ਦੇ ਵਿਰੁੱਧ ਬੁਰਜਵਾ ਕ੍ਰਾਂਤੀਆਂ ਦਾ ਫਿਰ ਆਪਾਂ ਅੱਗੇ ਆ ਰਹੇ ਹੁਣ ਮਨੁੱਖ ਦੇ ਇਤਿਹਾਸ ਦੇ ਕਿਉਂਕਿ ਜਿਹੜਾ ਬੜਾ ਇੱਕ ਖਾਸ ਦੌਰ ਹੈ ਜਿਨੇ ਪੁਰਾਣੀ ਗਣਾਤਮਕ ਤੌਰ ਵਿੱਚ ਦਾਰਸ਼ਨਿਕ ਜਿਹੜੀਆਂ ਹੈਗੀਆਂ ਪੋਜੀਸ਼ਨਾਂ ਨੂੰ ਅੱਗੇ ਅੱਗੇ ਵੱਲ ਛਲਾਂਗ ਲਈ ਉਤਸ਼ਾਹਤ ਕੀਤਾ ਸਮੰਤੀ ਅਵਸਥਾ ਦੇ ਵਿੱਚ ਬੁਰਜਵਾ ਕ੍ਰਾਂਤੀਆਂ ਦਾ ਆਜ਼ਾਦੀ ਬਰਾਬਰੀ ਤੇ ਭਾਈਚਾਰੇ ਦਾ ਜਿਹੜਾ ਅਸੀਂ ਕਾਲ ਵੇਨੇ ਆ ਸਾਡੇ ਸਾਹਮਣੇ ਸੰਕਰਮਣ ਕਾਲ ਆਉਂਦਾ ਹੈ ਵਿਗਿਆਨ ਦੇ ਖੇਤਰ ਵਿੱਚ ਖੇਤਰ ਵਿੱਚ ਤੇਜ਼ੀ ਨਾਲ ਹੋਣ ਵਾਲੀਆਂ ਖੋਜਾਂ ਸਦਕਾ ਪੈਦਾਵਾਰੀ ਸ਼ਕਤੀਆਂ ਦੇ ਤੇਜ਼ ਵਿਕਾਸ ਦਾ ਨਤੀਜਾ ਸੀ ਬਹੁਤ ਸਾਰਾ ਤੇਜ਼ ਵਿਕਾਸ ਹੋਇਆ ਔਰ ਇਹ ਸਾਰਾ ਪੁਨਰ ਜਾਗਰਣ ਤੇ ਪ੍ਰਬੋਧਨ ਦਾ ਸੰਭਵ ਹੋਇਆ ਉਹਦੇ ਲਈ ਉਸ ਤੇਜ਼ ਵਿਕਾਸ ਨੇ ਬੁਰਜਵਾ ਜਮਾਤ ਦੇ ਨਾਲ ਹੀ ਉਸ ਤੇਜ ਵਿਕਾਸ ਨੇ ਇੱਕ ਬੁਰਜੂਆ ਜਮਾਤ ਪੈਦਾ ਕੀਤੀ ਜਿਹਨੇ ਸਮੰਤਵਾਦ ਨੂੰ ਟੈਟੇਰੀ ਕੀਤਾ ਔਰ ਉਹਦੇ ਨਾਲ ਹੀ ਉਹਦਾ ਕਬਰਪੁੱਟ ਤੇ ਮਨੁੱਖ ਦੀ ਸੱਚੀ ਮੁਕਤੀ ਦਾ ਵਾਕ ਸਰਵਰਾ ਜਮਾਤ ਮਜ਼ਦੂਰ ਜਮਾਤ ਵੀ ਪੈਦਾ ਕਰ ਦਿੱਤੀ ਇਹ ਵਰਤਾਰਾ ਆਣ ਕੇ ਇਸ ਦੌਰ ਚ ਔਰ ਮਨੁੱਖੀ ਇਤਿਹਾਸ ਉਸ ਦੌਰ ਵਿੱਚ ਦਾਖਲ ਹੋ ਗਿਆ ਜਦੋਂ ਮਨੁੱਖ ਦੀ ਪੂਰਨ ਤੇ ਅਸਲੀ ਮੁਕਤੀ ਲਈ ਵਸਤੂਗਤ ਆਧਾਰ ਤਿਆਰ ਹੋ ਗਿਆ ਇਹ ਇੱਕ ਇਤਿਹਾਸ ਦਾ ਪੇਜ ਹੈ ਜਿਹੜਾ ਪਹਿਲਾ ਹੋ ਰਿਹਾ ਇਹ ਹੋ ਰਿਹਾ ਹੁਣ ਅਸੀਂ ਉਸ ਦੌਰ ਦੀ ਗੱਲ ਕਰ ਰਹੇ ਹਾਂ ਉਸ ਦੌਰ 'ਚ ਆ ਰਹੇ ਹਾਂ ਜਿਹੜਾ ਪ੍ਰਬੋਧਨ ਕਾਲ ਤੋਂ ਬਾਅਦ ਪੂਰਨ ਮੁਕਤੀ ਦਾ ਜਿਹੜਾ ਹੈਗਾ ਹੈ ਵਸਤੂਗਤ ਆਧਾਰ ਤਿਆਰ ਹੋ ਗਿਆ ਉਹ ਤਿਆਰ ਹੋ ਗਿਆ ਔਰ ਇਸ ਤਬਦੀਲੀ ਨੂੰ ਸਿਰੇ ਚੜਾ ਸਕਣ ਦੀ ਯੋਗਤਾ ਨਾਲ ਭਰਪੂਰ ਜਮਾਤ ਯਾਨੀ ਕਿ ਮਜ਼ਦੂਰ ਜਮਾਤ ਇਤਿਹਾਸ ਦੇ ਮੰਚ ਦੀ ਨਾਇਕ ਦੀ ਭੂਮਿਕਾ ਵਿੱਚ ਆ ਹਾਜ਼ਰ ਹੁੰਦੀ ਹੈ ਇਤਿਹਾਸ ਦਾ ਨਾਇਕ ਵੀ ਆਪਣੇ ਜਿਹੜਾ ਹੈਗਾ ਹੁਣ ਦੇ ਇਤਿਹਾਸ ਦਾ ਉਹ ਮੰਚ ਤੇ ਆਪਣੇ ਦਰਸ਼ਨ ਦਿੰਦਾ ਹੈ ਔਰ ਉਤਪਾਦਨ ਦੇ ਖੇਤਰ 'ਚ ਵੀ ਉਹ ਨਾਇਕ ਆ ਤੇ ਹੋਰ ਵੀ ਔਰ ਹੁਣ ਦਰਸ਼ਨ ਦਾ ਕੰਮ ਜਿਉਂ ਹੀ ਇਹ ਤਬਦੀਲੀ ਵਾਪਰੀ ਥੱਲੇ ਠੋਸ ਯਥਾਰਥ ਸੰਸਾਰ ਵਿੱਚ ਇਹ ਤਬਦੀਲੀ ਵਾਪਰੀ ਠੋਸ ਯਥਾਰਥ ਸੰਸਾਰ ਵਿੱਚ ਕੀ ਵਾਪਰਿਆ ਕਿ ਉਹ ਵਸਤੂਗਤ ਹਾਲਤਾਂ ਤਿਆਰ ਹੋ ਗਈਆਂ ਜਿਹੜੀਆਂ ਹੁਣ ਮਨੁੱਖ ਦੀ ਪੂਰਨ ਮੁਕਤੀ ਲਈ ਜਿਹੜੀ ਹੈਗੀ ਉਹ ਲਈ ਰਾਹ ਜਿਹੜਾ ਹੈਗਾ ਉਹ ਹੁਣ ਪੱਧਰਾ ਕਰ ਰਹੀਆਂ ਨੇ ਔਰ ਉਹ ਸਾਰੀਆਂ ਜਿਹੜੀਆਂ ਹਾਲਤਾਂ ਔਰ ਉਹ ਜਮਾਤ ਵੀ ਸਾਹਮਣੇ ਆ ਜਾਂਦੀ ਜਿਹੜੀ ਉਸ ਵਿਚਾਰਧਾਰਾ ਦੀ ਵਾਕ ਜਮਾਤ ਆ ਔਰ ਐਨ ਇਹ ਸਮਾਂ ਸੀ ਜਿਹੜਾ ਗਣਾਤਮਕ ਤੌਰ ਤੇ ਪਹਿਲੇ ਸਾਰੇ ਦੌਰਾਂ ਨੂੰ ਅੱਡ ਸੀ ਉਹਨਾਂ ਦੌਰਾਂ ਵਿੱਚ ਤੇ ਅਸੀਂ ਦਾਰਸ਼ਨਿਕਾਂ ਨੂੰ ਮਾਫ ਕਰ ਸਕਦੇ ਹਾਂ ਹੁਣ ਦਾਰਸ਼ਨਿਕਾਂ ਦੇ ਸਾਹਮਣੇ ਏਜੰਡਾ ਬਦਲਣ ਦਾ ਮਤਲਬ ਜਿਹੜਾ ਹੈਗਾ ਹਾਲਾਤ ਤਿਆਰ ਹੋ ਗਏ ਔਰ ਹੁਣ ਦਰਸ਼ਨ ਦਾ ਕੰਮ ਸਿਰਫ ਵਿਆਖਿਆ ਨਹੀਂ ਸੀ ਰਹਿ ਗਿਆ ਮਤਲਬ ਦਰਸ਼ਨ ਵਿਆਖਿਆ ਤੋਂ ਕਦੋਂ ਅੱਗੇ ਵਧਿਆ ਉਦੋਂ ਹੀ ਜਦੋਂ ਉਹਦੇ ਲਈ ਵਾਸਤਵਿਕ ਆਧਾਰ ਤਿਆਰ ਹੋ ਗਿਆ ਔਰ ਮਾਰਕਸ ਦੇ ਸ਼ਬਦਾਂ ਵਿੱਚ ਦਾਰਸ਼ਨਿਕਾਂ ਨੇ ਵੱਖ-ਵੱਖ ਨਜ਼ਰੀਆਂ ਤੋਂ ਸੰਸਾਰ ਦੀ ਵਿਆਖਿਆ ਕਰਦੇ ਰਹੇ ਨੇ ਸਵਾਲ ਹੁਣ ਸਵਾਲ ਇਸ ਨੂੰ ਬਦਲਦਾ ਔਰ ਦਰਸ਼ਨ ਦੇ ਏਜੰਡੇ ਤੇ ਸਮਾਜ ਨੂੰ ਬਦਲਣ ਦਾ ਏਜੰਡਾ ਆ ਗਿਆ ਇਸ ਤੋਂ ਪਹਿਲਾਂ ਉਹ ਏਜੰਡਾ ਨਹੀਂ ਸੀ ਹੁਣ ਦੇ ਦੌਰ ਵਿੱਚ ਇਹ ਦੌਰ ਇਸੇ ਦੌਰ ਵਿੱਚ ਹੀ ਸੰਸਾਰ ਨੂੰ ਬਦਲਣ ਵਾਲਾ ਦਰਸ਼ਨ ਦਵੰਦਵਾਦੀ ਭੌਤਿਕਵਾਦ ਪੈਦਾ ਹੋ ਗਿਆ ਔਰ ਉਹਦੇ ਪੈਦਾ ਹੋਣ ਦਾ ਕਿਉਂਕਿ ਆਧਾਰ ਤਿਆਰ ਹੋ ਗਿਆ ਔਰ ਮਨੁੱਖੀ ਸਭਿਅਤਾ ਦੇ ਇਸ ਮਹਾਨ ਦੌਰ ਵਿੱਚ ਬੁੱਧੀਜੀਵੀ ਤੇ ਦਾਰਸ਼ਨਿਕ ਸੱਚੀ ਮਨੁੱਖੀ ਮੁਕਤੀ ਦੇ ਇਸ ਮਹਾ ਸੰਗਰਾਮ ਤੋਂ ਜੇ ਹੁਣ ਬੇਮੁਖ ਹੁੰਦੇ ਨੇ ਥੋੜਾ ਫਰਕ ਕੱਢੋ ਪਹਿਲੀ ਗੱਲ ਜੇ ਹੁਣ ਬੇਮੁਖ ਹੁੰਦੇ ਨੇ ਜਦੋਂ ਕਿ ਸਾਰਾ ਵਸਤੂਗਤ ਇਤਿਹਾਸ ਨੇ ਤਿਆਰ ਕਰ ਦਿੱਤਾ ਤਾਂ ਉਹ ਸੱਚੀ ਹੀ ਜਾਂ ਤਾਂ ਬੇਈਮਾਨ ਹਨ ਜਾਂ ਨਵੇਂ ਦੌਰ ਦੀਆਂ ਬਦਲੀਆਂ ਹਾਲਤਾਂ ਨੂੰ ਸਮਝਣ ਤੋਂ ਐਸਮਰੱਥ ਉਸ ਦੌਰ ਦੇ ਬੁੱਧੀਜੀਵੀਆਂ ਨੂੰ ਮਾਫੀ ਹੈ ਆ ਹੁਣ ਜਦੋਂ ਉਹ ਵਸਤੂਗਤ ਹਾਲਾਤ ਤਿਆਰ ਹੁਣ ਮਾਫ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਹੀਰਾ ਸਿੰਘ ਨੂੰ ਆਖਿਆ ਇੱਥੇ ਤੂੰ ਜ਼ਰੂਰ ਪਹੁੰਚਣਾ ਸਾਰੇ ਸਾਧਨ ਮੌਜੂਦ ਨੇ ਹੀਰਾ ਸਿੰਘ ਫੇਰ ਵੀ ਨਹੀਂ ਆਉਂਦਾ ਇਹਨੂੰ ਮਾਫ ਨਹੀਂ ਕੀਤਾ ਜਾ ਸਕਦਾ ਆਦਮ ਰੋਕੇ ਜਦੋਂ ਆਉਣ ਲਈ ਨੂੰ ਕੋਈ ਸਾਧਨ ਨਹੀਂ ਰਾਜ ਜੰਗਲ ਨੇ ਸ਼ੇਰ ਖਾ ਜਾਂਦਾ ਖਤਰਾ ਉਦੋਂ ਨਹੀਂ ਆਉਂਦਾ ਉਦੋਂ ਛੱਡਿਆ ਜਾਂਦਾ ਔਰ ਇਸ ਵਾਸਤੇ ਹੁਣ ਅਸੀਂ ਉਹ ਹੀ ਪਮਾਨਾ ਬੁੱਧੀਜੀਵੀਆਂ ਤੇ ਦਾਰਸ਼ਨਿਕਾਂ ਤੇ ਨਹੀਂ ਲਾ ਸਕਦੇ ਜਿਹੜਾ ਅਸੀਂ ਆਪਣੀ ਪੁਰਾਣੀ ਵਿਰਾਸਤ ਵਿੱਚ ਕੰਮ ਕਰਨ ਵਾਲੇ ਉਹਨਾਂ ਮਹਾਨ ਦਾਰਸ਼ਨਿਕਾਂ ਤੇ ਲਾ ਰਹੇ ਹਾਂ ਪਰੰਤੂ ਜਿੱਥੋਂ ਤੱਕ ਭਾਰਤੀ ਬੁੱਧੀਜੀਵੀਆਂ ਤੇ ਖਾਸ ਕਰਕੇ ਬੁੱਧੀਜੀਵੀਆਂ ਤੇ ਪੜ੍ਹੇ ਲਿਖੇ ਲੋਕਾਂ ਦੀ ਜਿਹੜੀ ਮੁੱਖ ਸਰੋਤ ਜਮਾਤ ਮੱਧ ਵਰਗ ਦਾ ਸਬੰਧ ਹੈ ਵੈਸੇ ਇੱਕ ਅਲੱਗ ਵਿਸ਼ਾ ਹੈ ਜਿਹਦੀ ਮੈਂ ਹੁਣ ਗੱਲ ਕਰ ਰਿਹਾ ਪਰ ਇਹਦਾ ਮੈਂ ਇੱਕ ਹਿੰਟ ਮਾਤਰ ਦੇ ਦੇਣਾ ਚਾਹੁੰਦਾ ਉਹ ਕਿ ਸਾਡਾ ਹਿੰਦੁਸਤਾਨ ਦਾ ਮੱਧ ਵਰਗ ਨਾ ਇਹਨਾਂ ਭੋਲਾ ਪਾਲਾ ਹੈ ਤੇ ਨਾ ਹੀ ਕੋਈ ਗਿਆਨੀ ਇਹਨਾਂ ਇਹ ਬਹੁਤ ਪੜ੍ਹਿਆ ਲਿਖਿਆ ਇਹਨੂੰ ਬਹੁਤ ਪੜ੍ਹਾਈ ਦੇ ਵੀ ਮੌਕੇ ਮਿਲੇ ਇਹਨੂੰ ਜਾਣਕਾਰੀ ਵੀ ਬੜੀ ਹੈ ਐਡਾ ਮਤਲਬ ਇਹ ਜਿਹਨੂੰ ਅੰਦਰ ਹੁੰਦੇ ਵੀ ਉਹ ਕੋਗਾ ਨਹੀਂਗਾ ਪਰ ਸਾਡਾ ਮਿਡਲ ਕਲਾਸ ਦਾ ਜਿਹੜਾ ਬੁੱਧੀਜੀਵੀ ਆ ਪੜ੍ਹਿਆ ਲਿਖਿਆ ਬੁੱਧੀਜੀਵੀ ਆ ਭਾਰਤ ਦੇ ਇਤਿਹਾਸ ਦੀ ਇੱਕ ਤਰਾਸਦੀ ਆ ਕਿ ਉਹ ਆਪਣੇ ਮਤਲਬ ਐਸੀਆਂ ਅੱਖਾਂ ਮੀਟੀ ਬੈਠਾ ਕਿ ਉਹ ਸਾਰਾ ਕੁਝ ਜਾਣਦੇ ਵੀ ਮਤਲਬ ਬੜੀ ਜ਼ਬਰਦਸਤ ਦੜ ਵੱਟੀ ਬੈਠਾ ਉਹਨੇ ਆਪਣਾ ਫਰਜ਼ ਨਿਭਾਉਣ ਤੋਂ ਔਰ ਕੁਝ ਜਿਹੜੇ ਬੁੱਧੀਜੀਵੀ ਨੇ ਕੁਝ ਵਿਦਵਾਨ ਇਹਨੂੰ ਆਂਦੇ ਨੇ ਕਿ ਇਹ ਭਾਰਤੀ ਮੱਧ ਵਰਗ ਦੀ ਇਤਿਹਾਸਕ ਗਦਾਰੀ ਦਾ ਦੌਰ ਹੈ ਜਿਹੜਾ ਹਿੰਦੁਸਤਾਨ ਦਾ ਇਤਿਹਾਸ ਇਹਦਾ ਸਰ ਭੋਗ ਰਿਹਾ ਦੁੱਖ ਭੋਗ ਰਿਹਾ ਕਿ ਭਾਰਤੀ ਮੱਧ ਵਰਗ ਦੀ ਇਤਿਹਾਸਕ ਗਦਾਰੀ ਹੈ ਸਾਨੂੰ ਦਿਮਾਗ ਆਪਣੇ ਬਾ ਲੈਣੀ ਚਾਹੀਦੀ ਹੈ ਔਰ ਇਹਦੀ ਇੱਕ ਇਤਿਹਾਸਕ ਗਦਾਰੀ ਦਾ ਨਤੀਜਾ ਹੈ ਕਿ ਉਹ ਸੱਚ ਤੋਂ ਐਉਂ ਭਜਦਾ ਜਿਵੇਂ ਮਤਲਬ ਕਾਂਗਲੇਲੇ ਤੋਂ ਭਜਦਾ ਔਰ ਜਾਣਬੁੱਝ ਕੇ ਭਜਦਾ ਜਾਣਦਿਆਂ ਹੋਇਆਂ ਭਜਦਾ ਔਰ ਇਹ ਇਤਿਹਾਸਕ ਗਦਾਰੀ ਨੂੰ ਜਿੰਨਾ ਚਿਰ ਅਸੀਂ ਆਪਣੇ ਮਤਲਬ ਬੁੱਧੀਜੀਵੀਆਂ ਦੇ ਦਿਮਾਗ ਵਿੱਚ ਆਤਮ ਸਾਧਨ ਔਰ ਇਸੇ ਇਤਿਹਾਸਕ ਗਦਾਰੀ ਦਾ ਨਤੀਜਾ ਹੈ ਕਿ ਉਹ ਆਪਣਾ ਫਰਜ਼ ਉਹਨੇ ਨਹੀਂ ਨਿਭਾ ਰਿਹਾ ਔਰ ਇਤਿਹਾਸ ਇਹਨੂੰ ਮਾਫ ਨਹੀਂ ਕਰੇਗਾ ਇਤਿਹਾਸ ਇਸ ਗਦਾਰੀ ਨੂੰ ਇਤਿਹਾਸ ਇਹ ਯਾਦ ਕਰੇਗਾ ਕਿ ਹਿੰਦੁਸਤਾਨ ਦੇ ਇਤਿਹਾਸ ਜਾਂ ਦੁਨੀਆ ਦੇ ਇਤਿਹਾਸ 'ਚ ਇੱਕ ਐਸਾ ਦੌਰ ਹੋਇਆ ਜਦੋਂ ਇਹ ਮਤਲਬ ਪੜ੍ਹੇ ਲਿਖੇ ਬੁੱਧੀਜੀਵੀਆਂ ਨੇ ਮਤਲਬ ਜਿਹੜਾ ਹੈਗਾ ਇਤਿਹਾਸਕ ਗਦਾਰੀ ਕੀਤੀ ਔਰ ਇਸੇ ਮੱਧ ਵਰਗ ਦੇ ਜਿਹੜੇ ਮਤਲਬ ਕੁਝ ਜਾਗਰੂਕ ਮਤਲਬ ਬੰਦੇ ਨੇ ਸਾਡਾ ਜਿਹੜਾ ਹੁਣ ਪੁਨਰ ਜਾਗਰਣ ਸਰਵਾਰਾ ਪੁਨਰ ਜਾਗਰਣ ਤੇ ਸਰਵਾਰਾ ਪ੍ਰਬੋਧਨ ਦਾ ਜਿਹੜਾ ਸਾਹੀ ਕਾਰਜ ਜਿਹੜਾ ਚੱਲ ਰਿਹਾ ਦੁਨੀਆ ਦੇ ਵਿੱਚ ਤੇ ਜਿਹਨੂੰ ਅਸੀਂ ਸਮਝਦੇ ਕਿ ਅਸੀਂ ਵੀ ਆਪਣਾ ਉਹਦੇ ਵਿੱਚ ਨਗੂਣਾ ਹਿੱਸਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ ਏਜੰਡੇ ਤੇ ਆ ਕਿ ਇਸੇ ਮੱਧ ਵਰਗ ਦੇ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਨੇ ਉਹਨਾਂ ਨੂੰ ਅਸੀਂ ਇਹ ਅਪੀਲ ਕਰਦੇ ਆ ਕਿ ਤੁਸੀਂ ਇਸ ਇਤਿਹਾਸਿਕ ਗਦਾਰੀ ਜਿਹੜੀ ਹੈਗੀ ਆਪਣੇ ਜਿਹੜੇ ਹੈਗੀ ਜਮਾਤ ਦੇ ਵਡੇਰਿਆਂ ਨੇ ਕੀਤੀ ਹੈ ਤੇ ਹੁਣ ਵੀ ਕਰ ਰਹੇ ਨੇ ਉਹਦੇ ਤੋਂ ਕੁਝ ਮਤਲਬ ਜਿਹੜਾ ਹੈਗਾ ਮੁਕਤੀ ਹਾਸਲ ਕਰ ਸਕਦੇ ਜੇ ਕਿ ਆਪਣੀ ਕਮਜ਼ੋਰੀ ਤੇ ਪੱਗ ਕਾਬੂ ਪਾ ਕੇ ਦਲੇਰੀ ਨਾਲ ਲੋਕਾਂ ਦੀ ਧਿਰ ਮੱਲੋ ਪਰ ਨਾਲ ਹੀ ਸਾਡੇ ਸਰਵਾਰਾ ਪ੍ਰਬੋਧਨ ਤੇ ਸਰਵਾਰਾ ਨਵ ਜਾਗਰਣ ਦਾ ਇੱਕ ਮਕਸਦ ਆ ਉਸੇ ਮਕਸਦ ਦੇ ਤਹਿਤ ਹੀ ਅਸੀਂ ਸਾਰੀ ਪੁਰਾਣੀ ਵਿਰਾਸਤ ਵਿੱਚ ਜੋ ਕੁਝ ਵੀ ਜਿਉਂਦਾ ਜਾਗਦਾ ਹੈ ਜੋ ਕੁਝ ਵੀ ਅਗਾਹ ਵਧੂ ਆ ਉਹਨੂੰ ਅਸੀਂ ਆਪਣੀ ਕਲਾਸ ਦੇ ਵਿਦਿਆਰਥੀਆਂ ਵਿੱਚ ਲਿਆਉਂਦੇ ਆ ਜੋ ਕੁਝ ਵੀ ਨਿੰਦਨਯੋਗ ਆ ਤੇ ਮਰ ਚੁੱਕਾ ਹੈ ਉਹਨੂੰ ਤਿਆਗਣ ਦੀ ਅਪੀਲ ਕਰਦੇ ਆ ਔਰ ਨਾਲ ਦੀ ਨਾਲ ਹੀ ਮਜ਼ਦੂਰ ਜਮਾਤ ਦੀ ਜਿਹੜੀ ਹੈਗੀ ਆ ਜਿਹੜੇ ਬੜੇ ਐਡਵਾਂਸ ਅੱਗੇ ਵਧੂ ਅੱਗੇ ਐਡਵਾਂਸ ਹਿੱਸੇ ਨੇ ਉਹਨਾਂ ਨੂੰ ਵੀ ਨਾਲ ਸਾਡੀ ਮਤਲਬ ਜਿਹੜਾ ਹੈਗਾ ਸਾਡੀ ਇਹ ਜਦੋਂ ਜਾਇਦਾ ਕਿ ਉਹਨਾਂ ਤੱਕ ਵੀ ਇਸ ਵਿਚਾਰਧਾਰਾ ਨੂੰ ਪਹੁੰਚਾਇਆ ਜਾਏ ਤਾਂ ਕਿਉਂਕਿ ਆਪਣੇ ਜਿਹੜੇ ਇਤਿਹਾਸਿਕ ਕਾਰਜ ਜਿਹੜਾ ਮਜ਼ਦੂਰ ਜਮਾਤ ਦੇ ਜਿੰਮੇ ਲੱਗਾ ਹੈ ਉਹਨੂੰ ਸਿਰੇ ਚੜਾਉਣ ਲਈ ਉਹ ਜਿਹੜਾ ਮਾਰਕਸਵਾਦੀ ਲੈਨਨਵਾਦੀ ਯਾਨੀ ਕਿ ਅੱਜ ਦੇ ਕ੍ਰਾਂਤੀਕਾਰੀ ਦਰਸ਼ਨ ਦਵੰਦਵਾਦੀ ਭੌਤਿਕਵਾਦ ਨਾਲ ਲੈਸ ਹੋਣ ਇਹ ਸਾਡੀ ਇਸ ਕਲਾਸ ਦਾ ਮਕਸਦ ਹੈ ਧੰਨਵਾਦ ਬੰਦ ਕਰੀਏ Amin. Biar